ਪੌੜੀ ਥੱਥਾ ਥਿਰ ਕੋ ਨਹੀਂ ਕਾਇ ਪਸਾਰੋ ਪਾਣ ਥੱਥਾ ਥਿਰ ਕੋ ਨਹੀਂ ਇੱਥੇ ਰਹਿਣਾ ਕਿਸੇ ਨੇ ਨਹੀਂ ਇਸ ਕਰਕੇ ਬਹੁਤ ਪੈਰ ਫੜਾਉਣ ਦੀ ਲੋੜ ਨਹੀਂ ਕਾਇ ਪਸਾਰੋ ਪਾਣ ਪਸਾਰ ਲੈਣੇ ਪਾਉ ਬਹੁਤ ਫੈਲੀ ਜਾਣਾ ਜ਼ਿਆਦਾ ਜਾਂਦਾ ਫੈਲਦੇ ਹੀ ਨੇ ਹੁਣ ਜਿਹੜੇ ਦੋਹਾਂ ਦੇ ਦੋਹਾਂ ਵੱਡੇ ਮਤਲਬ ਬਹੁਤ ਬੜੀਆਂ ਬੜੀਆਂ ਇੰਡਸਟਰੀਆਂ ਲਾਉਂਦੇ ਨੇ ਕੋਈ ਕੰਮ ਫਲਾਈ ਜਾਂਦੇ ਨੇ ਉਹਨਾਂ ਦੀ ਗੱਲ ਉਹਨੇ ਚਿੰਤਾ ਵਧੀ ਜਾਂਦੀ ਹੈ ਉਹਨੇ ਜ਼ਿੰਮੇਵਾਰੀ ਵਧੀ ਜਾਂਦੀ ਹੈ ਉਹਨੇ ਨੀਂਦ ਘਟ ਆਉਂਦੀ ਉਹਨਾਂ ਨੂੰ ਟਾਈਮ ਨਹੀਂ ਰਹਿਣਾ ਉਹਨਾਂ ਕੋਲ ਭਜਨ ਉੱਠਦਾ ਟਾਈਮ ਘਟ ਜਾਂਦਾ ਕਾਇ ਪ੍ਰਸਾਰੋ ਪਾਉ ਅਨੇਕ ਬੰਚ ਬਲ ਛਲ ਕਰੋ ਔਰ ਅਨੇਕ ਬੰਚ ਬਲ ਛਲ ਕਰੋ ਮਾਇਆ ਇੱਕ ਉਪਾਅ ਅਨੇਕਾਂ ਬਲ ਛਲ ਕਰਨੇ ਪੈਂਦੇ ਨੇ ਜਿਹੜੇ ਕਰਦੇ ਨੇ ਲੋਕ ਸਿਰਫ ਮਾਇਆ ਵਾਸਤੇ ਇਹ ਸਾਰੇ ਉਪਾਅ ਪਰਛ ਹੁੰਦੇ ਨੇ ਮਾਇਆ ਵਾਸਤੇ ਮਾਇਆ ਦੀ ਪ੍ਰਾਪਤੀ ਵਾਸਤੇ ਬੰਚ ਹੁੰਦਾ ਬਲ ਛਲ ਕਰਨਾ ਬਲ ਬੰਚ ਬਲ ਬੰਚ ਹੁੰਦਾ ਬਲ ਪੂਰਵਕ ਬੁੱਧ ਬਲ ਪੂਰਵਕ ਬਲ ਦਾ ਮਤਲਬ ਬੁੱਧ ਦੀ ਬਲ ਜਿਹੜਾ ਬੁੱਧਵਾਨ ਹੁੰਦਾ ਉਹ ਨੂੰ ਉੱਲੂ ਬਣਾ ਕੇ ਉਹਦੇ ਪੈਸੇ ਮੈਂ ਬਹੁਤ ਤਰੀਕੇ ਨੇ ਬੁੱਧ ਵਾਲੇ ਕਮਜ਼ੋਰ ਬੁੱਧ ਵਾਲਿਆਂ ਤੇ ਪੈਸੇ ਉਹਨਾਂ ਕੋਲ ਨਹੀਂ ਰਹਿਣ ਨਵੀਆਂ ਨਵੀਆਂ ਟੈਕਨੀਕਾਂ ਐਡਾ ਲੰਨ ਨੇ ਬਿਲਕੁਲ ਝੂਠੀਆਂ ਐਡਾ ਲੰਨ ਨੇ ਐਡਾ ਦੇ ਪੈਸੇ ਖਰਚੇ ਨੇ ਮਾਲ ਦੇ ਵਿੱਚ ਕੁਝ ਨਹੀਂ ਇਹ ਬਲਵੰਤ ਬਲ ਛੜ ਇਹ ਵੀ ਉਹਦੇ ਵਿੱਚ ਇਸੇ ਕੈਟਾਗਰੀ ਦਾ ਮਾਲ ਰੰਡੀ ਵੇਚਦੇ ਨੇ ਝੂਠ ਬੋਲਦੇ ਨੇ ਪੈਸੇ ਦਿੰਦੇ ਨੇ ਲੋਕਾਂ ਨੂੰ ਅਕਲ ਹੈ ਨਹੀਂ ਐਸ ਵਕਤ ਜਿਹੜੇ ਲੋਕ ਨੇ ਨਾ ਐਸ ਵਕਤ ਪੜ੍ਹੇ ਲਿਖੇ ਆ ਜਿਹੜੀ ਪੜ੍ਹਾਈ ਹੈ ਸਭ ਤੋਂ ਜ਼ਿਆਦਾ ਬੇਵਕੂਫ ਅੱਜ ਨੇ ਲੋਕ ਜਦ ਲੋਕ ਬੇਵਕੂਫ ਹੋ ਜਾਂਦੇ ਨੇ ਫਿਰ ਉਹ ਅਕਲ ਦੀ ਦੂਏ ਦੀ ਹਰੇਕ ਦੀ ਗੱਲ ਇੱਕ ਦੀ ਗੱਲ ਦੂਆ ਨਹੀਂ ਮੰਨਦੇ ਸਾਰੇ ਅਕਲਮੰਦ ਨੇ ਸਾਰੇ ਅਗਲਵੰਦ ਹੋਣਾ ਵੀ ਇਹ ਜੇ ਜਿਹੇ ਹੁੰਨੇ ਇਹ ਖਤਰਨਾਕ ਹੁੰਦੇ ਅੱਗੇ ਲੋਕ ਗੱਲ ਜਾਇ ਝੂਠੇ ਦੀ ਕਹਾਣੀਆਂ ਝੂਠੀਆਂ ਜਿਉ ਮੰਨ ਲੈਂਦੇ ਸੀ ਉਹ ਮੰਨ ਕੇ ਉਹਦੇ ਵਿੱਚ ਵੀ ਅਕਲ ਦਿੱਤੀ ਹੁੰਦੀ ਸੀ ਉਹ ਤਾਂ ਮੰਨਦਾ ਨਹੀਂ ਕੋਈ ਕਿਸੇ ਇਹ ਇਸ ਕਰਕੇ ਡਿਪਰੈਸ਼ਨ ਸਾਰੇ ਨੂੰ ਜਿਹੜੀ ਥੋੜੀ ਅਗਲਾ ਡਿਪਰੈਸ਼ਨ ਪੈਦਾ ਕਰਦੀ ਇਸ ਕਰਕੇ ਉਹਨਾਂ ਨੂੰ ਪਤਾ ਉੱਤੇ ਵਾਲਿਆਂ ਟੈਲੀਵਿਜ਼ਨ ਤੇ ਬੇਵਕੂਫ ਦੇ ਬਣਦੇ ਨੇ ਲੋਕ ਹੀ ਬੇਵਕੂ ਹੀ ਬੇਵਕੂ ਬਸ ਔਰ ਤਾਂ ਬੱਚਾ ਜਦੋਂ ਪ੍ਰਧਾਨ ਹੋ ਜਾਣਗੇ ਜਿਹੜੀ ਕੌਮ ਦੇ ਵਿੱਚ ਉਹ ਪਾਉਂਗੇ ਜੇ ਵੱਡ ਜੋਗੇ ਵੱਡ ਗਈ ਔਰ ਤਾਂ ਬੱਚਾ ਦੋਹਾਂ ਦੀ ਪ੍ਰਧਾਨਗੀ ਜਦ ਹੋ ਜੂਗੀ ਇੱਥੇ ਵੀ ਮਨ ਨੂੰ ਆਣਾ ਕਿਹਾ ਨਾਲ ਆਣੇ ਦੋਸਤੀ ਕਦੇ ਨਾ ਹੋਵੇ ਜੇ ਕੱਲ ਚੰਗੀ ਕਰੇ ਦੂਜੀ ਵੀ ਬੇਰਾਸ ਤੇ ਜੋਰਾ ਕਾ ਕਿਹਾ ਪੁਰਖ ਕਮਾਉਂਦੇ ਦੋਹਾਂ ਨੂੰ ਗੁਰਬਾਣੀ ਨਹੀਂ ਮੰਨਦੀ ਇਹ ਗੱਲ ਬੇਵਕੂਫ ਨੇ ਜਿਹੜੇ ਲੋਕ ਕਹਿੰਦੇ ਨੇ ਔਰਤ ਨੂੰ ਬਰਾਬਰੀ ਦਿੱਤੀ ਹੋਈ ਹੈ ਬਿਲਕੁਲ ਗੁਰਬਾਣੀ ਔਰਤ ਨੂੰ ਬਰਾਬਰੀ ਨਹੀਂ ਦਿੰਦੀ ਕਰਤਾ ਪੁਰਖ ਔਰਤ ਵਾਸਤੇ ਬਾਣੀ ਹੋਣੀ ਹੈ ਔਰਤ ਵਾਸਤੇ ਕੋਈ ਬਾਣੀ ਨਹੀਂ ਹੈ ਜਦ ਔਰਤ ਵਾਸਤੇ ਬਾਣੀ ਹੈ ਕਿਤੇ ਤਾਂ ਉਹ ਸਿਰਫ ਬੁੱਧ ਔਰ ਗਿਆਨ ਦੀ ਗੱਲ ਹੈ ਜਦੋਂ ਗੁਰਮੁਖੀ ਹੈ ਉਹਦੇ ਵਾਸਤੇ ਹੈ ਉਹ ਕੈਨੜੀ ਮਾਨੜਾ ਕਾਇ ਕਰੇ ਉਹ ਇਸਤਰੀ ਲਿੰਗ ਇਹਦੇ ਇਹਦੇ ਵਾਸਤੇ ਵਰਤਿਆ ਹੋਇਆ ਇਸਤਰੀ ਲਿੰਗ ਔਰ ਜੋਤ ਵਾਸਤੇ ਵਰਤਿਆ ਹੋਇਆ ਗੱਲ ਆਦਮੀ ਦੀ ਜਦ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੇ ਇਹਦੇ ਨਾਲ ਰਿਲੇਟਡ ਹੈ ਹੁੰਦਾ ਹੈ ਪਰਪੰਚ ਹੋ ਗਿਆ ਨਾ ਬੋਲ ਕੇ ਹੈਰਾ ਫੇਰੀ ਕਰਕੇ ਚਾਹੇ ਟੈਲੀਵਿਜ਼ਨ ਦੇ ਜਰੀਏ ਚਾਹੇ ਕਿਵੇਂ ਸੀ ਆਪਣੇ ਦਿਮਾਗ ਨਾਲ ਕੌਣ ਲਿਆਉਂਦਾ ਸੁਤਦਾਰ ਆਵੇ ਬੇ ਕੌਣ ਆਦਮੀ ਦੀ ਗੱਲ ਹੈ ਕੋਈ ਆਦਮੀ ਇਹ ਦੱਸੇ ਵੀ ਗੁਰਬਾਣੀ ਵਿੱਚ ਔਰਤ ਵਾਸਤੇ ਆਏ ਕਿਉਂ ਵਿਦਵਾਨ ਨੇ ਪਾਗਲ ਹੈਗੇ ਨੇ ਅਗਲ ਇਹਨਾਂ ਨੂੰ ਹੁੰਦੀ ਵਿਦਵਾਨ ਆ ਅਕਲ ਦਾ ਵੇਲੇ ਨਹੀਂ ਵਿਦਵਾਨ ਦੀ ਬੁੱਧ ਪੂਰੀ ਹੁੰਦੀ ਹੋਈ ਨਹੀਂ ਪੂਰੀ ਬੁੱਧੀ ਵਾਲੇ ਦੀ ਗੱਲ ਸਮਝਦਾ ਨਹੀਂ ਜੇ ਸਮਝ ਲਵੇ ਤਾਂ ਮੰਨਦਾ ਨਹੀਂ ਵਿਦਵਾਨ ਇਹ ਵੀ ਹੁੰਦਾ ਅੜੀਲ ਘੋੜੇ ਵਰਗਾ ਹੁੰਦਾ ਵਿਦਵਾਨ ਫਿਰ ਮੰਨਦਾ ਨਹੀਂ ਉਹ ਮੰਨਦਾ ਮੈਂ ਅਕਲ ਹੁੰਦਾ ਇਸ ਕਰਕੇ ਪੰਡਤ ਵਾਂਝਾ ਰਹਿ ਗਿਆ ਗਿਆਨ ਤੇ ਪੰਡਤ ਇਸ ਗਿਆਨ ਤੇ ਵੰਝ ਹੈ ਸਾਰੇ ਇਹਦੇ ਵਿੱਚ ਪੰਡਤ ਦੀ ਨਿੰਦਿਆ ਕੀਤੀ ਹੋਈ ਹੈ ਔਰ ਪੰਡਤ ਨੂੰ ਗਿਆਨ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੋਈ ਹੋਰਾਂ ਨੂੰ ਕੀਤੀ ਹੈ ਸੰਤਾਂ ਨੂੰ ਕੀਤੀ ਹੈ ਸੰਤਾਂ ਨੂੰ ਕੀਤੀ ਹੈ ਜੋਗੀਆਂ ਨੂੰ ਕੀਤੀ ਹੈ ਕਬੀਰ ਨੇ ਵੀ ਕੀਤੀ ਹੈ ਪੰਡਤ ਨੂੰ ਨਹੀਂ ਕੀਤੀ ਪੰਡਤ ਧਰਮ ਨੂੰ ਮੰਨਣ ਵਾਲਾ ਨਹੀਂ ਹੈ ਕਰਮ ਉਹ ਪੰਡਤੋਂ ਵਿਗੜਿਆ ਹੈ ਦੁੱਧ ਜੀ ਤੇ ਕੋਈ ਅਸਰ ਨਹੀਂ ਪੁੰਨ ਪਾਪ ਦੀ ਗੱਲ ਕਰੀ ਜਾਂਦਾ ਪੁੰਨ ਪਾਪ ਦੀ ਗੱਲ ਤਾਂ ਅੰਨੇ ਕਰਦੇ ਨੇ ਬਿਲਕੁਲ ਔਰ ਪੰਡਤ ਨੇ ਪੰਡਤ ਨੇ ਜਾਣ ਬੁੱਝ ਕੇ ਬ੍ਰਹਮ ਗਿਆਨ ਨੂੰ ਬ੍ਰਹਮ ਗਿਆਨ ਬਣਾਇਆ ਹੋਇਆ ਕਬੀਰ ਦੱਸਦਾ ਪੰਡਤ ਪਾੜੀ ਬਾਟ ਮਨੂ ਸਿਮਰਤੀ ਕੀ ਹੈ ਮਨੂ ਕੌਣ ਹੈ ਪੰਡਤ ਹੈ ਸਿਮਰਤੀਆਂ ਸਾਰੀਆਂ ਮਨੂ ਨੇ ਬਣਾਈਆਂ ਨੇ ਮਨੂ ਦਾ ਮਤਲਬ ਮਨ ਜਿੱਥੇ ਮਨ ਪ੍ਰਧਾਨ ਹੈ ਉਹ ਪੰਡਤ ਦੀ ਵਿਚਾਰਧਾਰਾ ਹੈ ਪੰਡਤ ਤਾਂ ਮਨ ਦੀ ਪ੍ਰਧਾਨਗੀ ਰੱਖਣੀ ਚਾਹੁੰਦਾ ਸੰਸਾਰ 'ਚ ਮਨੂ ਮਨ ਦਾ ਹੀ ਰਾਮਾ ਹੈ ਨੰਡੇ ਨੂੰ ਔਕੜ ਹੈ ਜਿਹੜਾ ਸਾਡੇ ਵੀ ਔਕੜ ਹੈ ਅਸੀਂ ਮਨ ਪੜਦੇ ਹਾਂ ਮਨੂ ਪੜਦੇ ਨੇ ਮਨ ਮਤ ਪੰਡਤ ਕੋਲ ਹੈ ਪੰਡਤ ਮਨ ਮਤ ਦਾ ਪ੍ਰਚਾਰਕ ਹੈ ਮਨ ਮਤ ਦਾ ਝੰਡਾ ਵਰਦਾਰ ਹੈ ਤੁਸੀਂ ਵੇਖੋ ਅੱਜ ਮੂਰਤੀ ਪੂਜਾ ਇਸ ਦੀ ਘਾਟ ਹੈ ਪੰਡਤ ਦੀ ਘਾਟ ਹੈ ਸੰਤਾਂ ਦੀ ਘਾਟ ਨਹੀਂ ਯੋਗੀਆਂ ਦੀ ਘਾਟ ਨਹੀਂ ਹੈ ਯੋਗੀਆਂ ਦੀ ਘਾਟ ਸਿਰ ਪੱਥਰ ਹੈ ਜਿਹਦਾ ਕੋਈ ਆਕਾਰ ਨਹੀਂ ਹੈ ਸ਼ਿਵਲਿੰਗ ਦਾ ਆਕਾਰ ਇਹਨੇ ਦਿੱਤਾ ਪੰਡਤ ਨੇ ਆਦਮੀ ਦਾ ਆਦਮੀ ਦਾ ਆਕਾਰ ਪਰਮੇਸ਼ਰ ਦੀ ਮੂਰਤੀ ਨੂੰ ਦੇਣ ਵਾਲਾ ਪੰਡਤ ਹੈ ਉਹਨਾਂ ਨੇ ਦਿੱਤਾ ਯੋਗੀਆਂ ਨੇ ਦਿੱਤਾ ਯੋਗੀਆਂ ਨੇ ਤਾਂ ਮੂਰੇ ਆਬਜੈਕਟ ਦੇ ਤੌਰ ਤੇ ਰੱਖਿਆ ਸੀ ਵੀ ਕੋਈ ਆਬਜੈਕਟ ਚਾਹੀਦਾ ਜੀ ਜੇ ਅਸੀਂ ਧਿਆਨ ਟਿਕਾਈਏ ਉਹ ਆਬਜੈਕਟ ਕਿਹਾ ਜਾਵੇ ਉਹ ਆਬਜੈਕਟ ਇਹ ਜਾ ਹੋਵੇ ਜਿੱਤੇ ਕੋਈ ਅਸਰ ਨਹੀਂ ਹੁੰਦਾ ਗਰਮੀ ਸਰਦੀ ਦਾ ਲਾਵਾ ਨਹੀਂ ਦਾ ਪੱਥਰ ਹੁੰਦਾ ਪੱਥਰ ਵਰਗੇ ਨਹੀਂ ਬਣਨਾ ਪੱਥਰ ਦੇ ਕੁਝ ਸੁਭਾਅ ਨੇ ਪੱਥਰ ਦੇ ਕੋਈ ਸੁਭਾਅ ਨੇ ਜਿਵੇਂ ਪੱਥਰ ਤੇ ਗਰਮੀ ਸਰਦੀ ਦਾ ਕੋਈ ਅਸਰ ਨਹੀਂ ਐਵੇਂ ਆਪਣੇ ਤੇ ਗਰਮੀ ਸਰਦੀ ਦਾ ਕੋਈ ਅਸਰ ਨਾ ਜੇ ਪੱਥਰ ਨੂੰ ਹਾਨੀ ਲਾਭ ਨਹੀਂ ਹੈ ਦੁੱਖ ਸੁੱਖ ਦਾ ਕੋਈ ਅਨੁਭਵ ਨਹੀਂ ਹੈ ਪੱਥਰ ਤੁਸੀਂ ਪੱਥਰ ਵਰਗੇ ਹੋ ਜਾਓ ਦੁੱਖ ਸੁੱਖ ਨੂੰ ਇੱਕੋ ਜਿਹਾ ਬੋਲੋ ਸਮ ਕਰਕੇ ਜਾਓ ਫਿਰ ਇਹਨਾਂ ਦਾ ਪੱਖ ਲਿਆ ਹਾਂ ਵਾ ਇਹਨਾਂ ਦਾ ਪੱਖ ਲਿਆ ਹੋਰ ਨਹੀਂ ਹੋਣਾ ਹੋਰ ਨਹੀਂ ਹੋਣਾ ਪੱਖ ਪੰਡਤ ਦੇ ਨਵਰਦਾਰ ਹੈ ਪੰਡਤ ਨੇ ਦਾ ਬਾਟ ਪਾੜੀ ਹੈ ਵੇਦ ਛੱਡ ਕੇ ਜ਼ਿਮਰਤੀ ਤੇ ਲਿਆਉਣ ਵਾਲਾ ਪੰਡਤ ਹੈ ਵੇਦ ਹੁਣ ਛੱਡੀ ਫਿਰਦਾ ਪੰਡਤ ਵੇਦ ਕਿਨੇ ਜਰਾ ਪੰਡਤ ਪਾੜੀ ਬਾੜ ਕਹਿ ਰਿਹਾ ਨੇ ਪਾਨ ਬੋਰੀ ਪ੍ਰਥਵੀ ਪੰਡਤ ਪਾੜੀ ਬਾੜ ਪੰਡਤ ਨੇ ਜਾਣ ਬੁੱਝ ਕੇ ਪੰਡਤ ਨੇ ਨਾਲ ਜੋੜਨਾ ਸੀ ਰਾਜੇ ਦੇ ਰਾਜੇ ਨੂੰ ਹੀ ਅਵਤਾਰ ਬਣਾਉਣ ਵਾਲਾ ਰਾਜੇ ਨੂੰ ਰੱਬ ਬਣਾਉਣ ਵਾਲਾ ਪੰਡਤ ਹੈ ਪੰਡਤ ਨੇ ਪੰਡਤ ਨੂੰ ਰਾਜੇ ਨੇ ਗੁਰੂ ਮੰਨ ਲਿਆ ਰਾਜਾ ਨੇ ਪੰਡਤ ਨੂੰ ਰੱਬ ਐਲਾਨ ਕਰਤਾ ਦੋਹਾਂ ਦੀ ਮਿਲੀ ਭੁਗਤ ਨਾਲ ਇਹ ਚੱਲ ਰਿਹਾ ਹੈ ਸਾਰਾ ਵਿਦਵਾਨ ਸਿਆਸਤਦਾਨਾਂ ਦੇ ਨਾਲ ਹੁੰਦੇ ਨੇ ਅਰੇ ਸੰਤ ਵੀ ਜਿਹੜੇ ਸੰਤ ਵਿਦਵਾਨ ਨੇ ਸੰਤ ਦਾ ਵਿਦਵਾਨਾਂ ਦੇ ਵੀ ਚੇਲੇ ਹੀ ਜਿਵੇਂ ઋષਿ ਮੁਨੀ ਸੀ ਜਿਹੜੇ ઋષਿ ਮੁਨੀ ਸੀ ਯਾਰ ਸੰਤ ਨੇ ਕੋਈ ਗੱਲ ਹੈ ਉਹ ਵੀ ਵਿਦਵਾਨ ਸੀ ਇਹ ਵੀ ਵਿਦਵਾਨ ਨੇ ਜੋ ਲਿਖਤਾਂ ਨੇ ਝੂਠੀਆਂ ਉਹਨਾਂ ਦੇ ਮਗਰ ਨੇ ਸੰਤ ਸੰਤ ਖੋਜੀ ਨਹੀਂ ਹੁੰਦਾ ਜੇ ਖੋਜੀ ਹੋ ਜਾਵੇ ਫਿਰ ਸੰਤ ਨਹੀਂ ਰਹਿੰਦਾ ਇਸ ਕਰਕੇ ਸੰਤਾਂ ਦੇ ਸਿੱਲੇ ਖੇਡ ਕੋਈ ਬਾਣੀ ਨਹੀਂ ਨਾ ਸਾਧਾਂ ਦੇ ਥੱਲੇ ਖੇਡ ਬਣੀ ਸੰਤ ਇੱਕ ਵਿਗੜਾ ਧਰਮ ਦੇ ਨਾਂ ਤੇ ਚੱਲਿਆ ਸੀ ਸੰਤ ਕੌਣ ਚੱਲੇ ਥੇ ਹਰ ਮਿਲਣ ਕੋ ਵਿਚੇ ਅਟਕਿਆ ਚੀਤ ਜਿਨ੍ਹਾਂ ਦਾ ਚਿੱਤ ਵਿਚੜ ਅਟਕ ਗਿਆ ਹਰ ਮਿਲਣ ਦੇ ਵਾਸਤੇ ਉਹ ਸੰਤ ਹੈ ਸਾਧ ਹੋ ਗਏ ਕਹਾਏ ਨੇ ਬਸ ਬਣ ਗਿਆ ਅੱਗੇ ਨਹੀਂ ਗਏ ਫਿਰ ਉਹਨਾਂ ਨੇ ਇਕੱਠਾ ਕੀ ਦਾ ਡੇਰੇ ਬਣਾਏ ਮਾਇਆ ਆਪਣੀ ਪੂਜਾ ਚੜਾਵਾ ਅੱਗੇ ਨਹੀਂ ਚੱਲੇ ਅੱਗੇ ਨਹੀਂ ਚੱਲੇ ਇਸ ਕਰਕੇ ਸੰਤ ਸਮੂਹ ਅਨੇਕ ਮਤੀ ਦੇ ਰਸਮ ਭਾਸ਼ਾ ਨੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਸਾਰੇ ਦੇਸ਼ ਦੇ ਸੰਤ ਮੈਂ ਦੇਖ ਲੈ ਫਿਰ ਤੁਰ ਕੇ ਮਤ ਕੋ ਨਾ ਦੇਖੀਏ ਪ੍ਰਾਣਪਤੀ ਕਿ ਕਿਸੇ ਸੰਤ ਕੋ ਪ੍ਰਾਣਪਤੀ ਦੀ ਮਤ ਨਹੀਂ ਜਿਹੜੇ ਆਏ ਸੰਤ ਘੁਸ ਬੈਠ ਕਰਕੇ ਸਿੱਖ ਬਣ ਗਏ ਇਹਨਾਂ ਕੋਲ ਪ੍ਰਾਣਪਤੀ ਦੀ ਮਤ ਕਿੱਥੋਂ ਆਈ ਹੈ ਸਿੱਖ ਤਾਂ ਬਣੇ ਹੀ ਨਹੀਂ ਸਿੱਖੀ ਤਾਂ ਇਹਨਾਂ ਨੇ ਅਪਣਾਈ ਹੋ ਨਹੀਂ ਜੇ ਸਿੱਖੀ ਬਣਾਉਂਦੇ ਫਿਰ ਸੰਤ ਨਹੀਂ ਸੀ ਰਹਿੰਦੇ ਸੰਤ ਮਤ ਦੁਨੀਆ 'ਚ ਕੋਈ ਮਤ ਨਹੀਂ ਜੇ ਸੰਤ ਮਤ ਹੈ ਉਹ ਪੰਡਤ ਵਾਲੀ ਮਤ ਹੈ ਪੰਡਲ ਦੀ ਘੜੀ ਹੋਈ ਹੈ ਪੰਡਲ ਦੇ ਚੇਲੇ ਨੇ ਪੁੰਨ ਬਾਪ ਨੂੰ ਪੰਡਤ ਮੰਨਦਾ ਪੁੰਨ ਪਾਪ ਨੂੰ ਹੋਏ ਮੰਨਦੇ ਮਾਸ ਤੋਂ ਪੰਡਤ ਖਲਾਬ ਹੈ ਜੋ ਪ੍ਰਚਾਰ ਪੰਡਤ ਨੇ ਲਿਖਿਆ ਸ਼ਾਸਤਰਾਂ ਜੋ ਹੀ ਪੜਦੇ ਇਹ ਪੰਡਤ ਦੇ ਚੇਲੇ ਨੇ ਦੂਏ ਪੰਡਤ ਨੇ ਮਾਲਾ ਵੀ ਇਹਨਾਂ ਕੋਲ ਪੰਡਤ ਵਾਲੀ ਧੋਤੀ ਟਿੱਕਾ ਮਾੜਾ ਮਾਲਾ ਪੰਡਤ ਦੀ ਹੈ ਇਹਨਾਂ ਕੋਲ ਜਿਹੜੇ ਪੰਡਤਾ ਜਿਹੜੇ ਸੰਤਾਂ ਕੋਲ ਮਾਲਾ ਬਾਹਮਣ ਦੇ ਚੇਲੇ ਨੇ ਅਸਲ 'ਚ ਤਾਂ ਪੰਡਤ ਦੇ ਚੇਲੇ ਨੇ ਧਰਮ ਪੰਡਤ ਦਾ ਚਲਾਇਆ ਹੋਇਆ ਹੈ ਵਿਦਵਾਨ ਦਾ ਚਲਾਇਆ ਧਰਮ ਇਹ ਧਰਮ ਕੀ ਹੈ ਇਹ ਤਾਂ ਸੱਚਖੰਡ ਦਾ ਚਲਾਇਆ ਕਿਸੇ ਆਦਮੀ ਨੇ ਚਲਾਇਆ ਨਹੀਂ ਹੈ ਇਹ ਤਾਂ ਹੁਕਮ ਹੈ ਧਰਮ ਉਹ ਆਦਮੀ ਦੀ ਕਾਢ ਧਰਮ ਹਾਂ ਜੋਗੀ ਭੁੱਲ ਗਏ ਸ਼ਬਦ ਨੂੰ ਭਲੇਖਾ ਖਾ ਗਏ ਸ਼ਬਦ ਤਾਂ ਗੱਲ ਇਸ ਕਰਕੇ ਜੋਗੀਆਂ ਨਾਲ ਤਾਂ ਬਹੁਤ ਲੰਬੀ ਵਾਰਤਾ ਕੀਤੀ ਹੈ ਗੁਰੂ ਨਾਨਕ ਨੇ ਸ਼ਬਦ ਦੱਸਣ ਵਾਸਤੇ ਸ਼ਬਦ ਤਾਂ ਤੁਹਾਡੇ ਵਾਲਾ ਠੀਕ ਹੈ ਸ਼ਬਦ ਪਰ ਸਾਜ ਸ਼ਬਦ ਬਿਨਾਂ ਗੱਲਾਂ ਦੇ ਸੁਣਨ ਨਾਲ ਜਿਹੜੇ ਇਸ ਬਾਣੀ ਨਾਲ ਜੁੜ ਗਏ ਗੁਰਬਾਣੀ ਨਾਲ ਇਸ ਸ਼ਬਦ ਨੂੰ ਗੁਰੂ ਮੰਨ ਲਿਆ ਜਿਨ੍ਹਾਂ ਨੇ ਗੁਰਬਾਣੀ ਵਾਲੇ ਜਿਹੜੀ ਬੂਹ ਨਾਲ ਬੋਲਦੇ ਨੇ ਇਹਨੂੰ ਗੁਰੂ ਮੰਨ ਲਿਆ ਉਹ ਬਿਨਾਂ ਕਰਨੇ ਕਰਨਾ ਤੇ ਜਿਹੜਾ ਸੁਣਿਆ ਜਾਣਾ ਸ਼ਬਦ ਬਾਣੀ ਧੁਰਕੀ ਉਹਦੇ ਨਾਲ ਕਦੇ ਜੁੜੇ ਨਹੀਂ ਸਕਣਗੇ ਅੱਖਾਂ ਬਾਝੋਂ ਵੇਖਣਾ ਬਿਲਕੁਲ ਨਹੀਂ ਸੁਣਨਾ ਉੱਥੇ ਨਹੀਂ ਪਹੁੰਚ ਸਕਦੇ ਕਦੇ ਵੀ ਉਹ ਤਾਂ ਉਹਨਾਂ ਨੇ ਮਾਰ ਮਾਰਗ ਉਹਨਾਂ ਨੂੰ ਗੁਰੂ ਵੀ ਆ ਦੇ ਗਿਆ ਅੱਖਾਂ ਨਾਲ ਬਾਣੀ ਵੀ ਕਰਨਾ ਨਾ ਸੁਣ ਗਈ ਅੱਗੇ ਦਾ ਸਬਰ ਬੰਦ ਉਹਨਾਂ ਦਾ ਜਿਨ੍ਹਾਂ ਨੇ ਅੱਖਾਂ ਬਾਝੋਂ ਵੇਖਣਾ ਬਿਨ ਕੰਨੀ ਸੁਣਨਾ ਉਹ ਬਿਨਾ ਕੰਨਾਂ ਦੇ ਸੁਣਨ ਵਾਲਾ ਸ਼ਬਦ ਗੁਰੂ ਹੈ ਉਹ ਸੱਚ ਸ਼ਬਦ ਹੈ ਉਹ ਸੱਚ ਤੋਂ ਸਿੱਧਾ ਪੈਦਾ ਹੁੰਦਾ ਸਾਚ ਸ਼ਬਦ ਦਾ ਮਤਲਬ ਹੈ ਜੋ ਸਿੱਧਾ ਸੱਚ ਤੋਂ ਹੀ ਪੈਦਾ ਹੋਇਆ ਹੈ ਜੋ ਸਿੱਧਾ ਦਰਗਾਹ ਤੋਂ ਪੈਦਾ ਹੋਇਆ ਹੈ ਉਹ ਇਹਨਾਂ ਕੰਨਾਂ ਨਾਲ ਨਹੀਂ ਸੁਣ ਇਹ ਤਾਂ ਆਦਮੀ ਦੇ ਬੋਲੇ ਤੇ ਪੈਦਾ ਹੋਊ ਸ਼ਬਦ ਇਹਦਾ ਪੌਣ ਕੀ ਬਾਣੀ ਕਿਹਾ ਹੈ ਜੇ ਬਾਣੀ ਹੈ ਇਹ ਪੌਣ ਕੀ ਬਾਣੀ ਹੈ ਇਹਦਾ ਇਹ ਇਹ ਮੂੰਹ ਕਾ ਕਿਹਾ ਬਾਉ ਹੈ ਦੋ ਅਲੱਗ-ਅਲੱਗ ਨੇ ਬਾਣੀ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਉਹ ਉਹਨਾਂ ਦਾ ਕਹਾ ਦਾ ਸਫ਼ਰ ਖਤਮ ਹੈ ਉਹ ਬਾਹਮਣ ਵਾਂਗੂ ਰਾਜੇ ਪਿੱਛੇ ਅੜ ਕੇ ਜੀਤ ਹੈ ਇਸ ਕਰਕੇ ਸਿੱਖ ਵਿੱਚੇ ਅੜ ਕੇ ਚਿੱਤ ਵਾਲੇ ਹੋ ਗਏ ਕਿਉਂ ਹੋ ਗਏ ਉਹ ਸਾਰੀਆਂ ਕਮੀਆਂ ਨੇ ਇਸ ਕਰਕੇ ਆ ਗਈਆਂ ਇਹਨਾਂ ਨੇ ਬਾਹਮਣ ਵਾਲਾ ਕੰਮ ਕਰ ਲਿਆ ਖੋਜੀ ਨਹੀਂ ਬਾਣੀ ਖੋਜਣੀ ਸੀ ਇਹ ਖੋਜਣ ਦਾ ਵਿਸ਼ਾ ਬਣੀ ਬਾਣੀ ਪੜ ਕੇ ਆਪਣਾ ਅੰਦਰ ਖੋਜਣਾ ਸੀ ਪਹਿਲਾਂ ਤਾਂ ਬਾਣੀ ਦੇ ਅਰਥ ਖੋਜਣੇ ਸੀ ਕਹਿੰਦੀ ਕੀ ਹੈ ਫਿਰ ਉਹ ਅਰਥ ਲੈ ਕੇ ਆਪਣਾ ਅੰਦਰ ਖੋਜਣਾ ਸੀ ਬਾਣੀ ਦੇ ਅਰਥ ਗਲਤ ਖੋਜ ਲੈ ਗਲਤ ਦਾ ਬਾਹਰ ਮੁਖੀ ਜੁੜੇ ਹੋਏ ਨੇ ਅੰਦਰ ਖੋਜਣ ਵਾਲੀ ਜਿਹੜੇ ਨਾ ਕੋ ਅਰਥ ਨੇ ਉਹਦੇ ਨਾਲ ਅੰਦਰ ਨਹੀਂ ਖੋਜ ਹੁੰਦਾ ਗੁਰਮੁਖ ਢੂੰਡ ਢੂੰਡੇਂਦੇ ਆ ਹਰ ਸੱਜਣ ਲੱਦਾ ਕੌਣ ਅਜ ਸਿੱਖਾਂ ਦੇ ਢੋਲੇ ਵੈਰੂ ਵੈਰੂ ਨਾਲ ਕਿਵੇਂ ਢੋਲੇ ਜਾਊਗਾ ਢੋਲਣ ਦੀ ਗੱਲ ਕੀਤੀ ਲੱਦਾ ਉਹਨਾਂ ਨੇ ਜਿਹੜਾ ਢੋਲਿਆ ਟੋਲਣ ਦਾ ਨਾਮ ਹੈ ਜਪਣਾ ਇਹ ਤੋਂ ਕੁਝ ਟੋਲਣਾ ਹੈ ਬਾਣੀ ਨੂੰ ਲੱਭਣਾ ਹੈ ਕੁਝ ਭੇਦ ਪਾਉਣਾ ਇਹਦਾ ਬੁੱਝਿਆ ਬੁੱਝਣਾ ਭੇਦ ਇਹਦਾ ਇਹ ਭੇਦ ਦੀ ਗੱਲ ਹੈ ਸਿੱਧੀ ਨਹੀਂ ਕਹੀ ਹੋਈ ਗੱਲ ਪੜਿਆ ਨਾ ਹੀ ਪੜੇ ਤੋਂ ਨਹੀਂ ਮਿਲਣਾ ਉਹ ਭੇਦ ਬੁੱਝਿਆ ਬਾਬੜਾ ਪੜਿਆ ਨਾ ਹੀ ਭੇਦ ਗੁਰਮੁਖ ਭੇਦ ਬੁੱਝਦੇ ਹੁੰਦੇ ਨੇ ਪਾਉਂਦੇ ਹੁੰਦੇ ਨੇ ਜਿਹੜੇ ਮਨਮੁਖ ਨੇ ਪੜਦੇ ਹੁੰਦੇ ਜਿਹੜੇ ਪੜਨ ਵਾਲੇ ਨੇ ਉਹ ਉਹ ਪੰਡਤ ਦੇ ਚੇਲੇ ਨੇ ਸਿੱਖ ਵੀ ਬਾਹਮਣੇ ਨੇ ਅਸਲ ਐਵੇਂ ਕਹੀ ਜਾਂਦੇ ਨੇ ਬਾਹਮਣਾ ਤਾਂ ਰਖਾ ਕਰਦੇ ਨੇ ਆਪ ਵੀ ਪੜਦੇ ਨੇ ਵੇਦ ਵੇਦ ਕਹਿੰਦੇ ਨੇ ਗਿਆਨ ਨੂੰ ਸਿੱਖ ਵੇਦ ਗਿਆਨ ਦਾ ਨਾਮ ਵੇਦ ਪੜੇ ਪੜ ਪੰਡਤ ਪੰਡਤ ਬੂਲ ਪੰਡਤਾਂ ਨੇ ਜਿਹੜਾ ਗਿਆਨ ਪੜਿਆ ਉਹਦੇ ਨਾਲ ਮਰਦੇ ਨੇ ਤੇ ਸਿੱਖ ਵੀ ਉਹੀ ਕਰਦੇ ਨੇ ਬਾਣੀ ਦੀ ਗਿਆਨ ਹੈ ਪੜੀ ਵੀ ਜਾਂਦੇ ਨੇ ਜੇ ਬੁੱਝਿਆ ਨਹੀਂ ਤਾਂ ਮਰਦੇ ਹੀ ਰਹਿਣਗੇ ਬੁੱਝ ਕੇ ਬਚਣਾ ਬੁੱਝੇ ਤਾਂ ਮੇਰਾ ਮਰਦੇ ਹੀ ਰਹਿਣਗੇ ਜਿਹਨੇ ਬੁੱਝਿਆ ਨਹੀਂ ਮਰੂਗਾ ਜਿਹਨੇ ਬੁੱਝ ਲਿਆ ਬਚੂਗਾ ਗੁਰਮੁਖ ਢੂੰਡ ਢੂੰਡੇਂਦੇ ਆ ਹਰ ਸੱਜਣ ਲੱਦਾ ਹਰ ਸੱਜਣ ਲੱਦਾ ਰਾਮ ਰਾਜੇ ਲੱਭਣਾ ਤੇ ਕਾਇਆ ਜੋ ਬਾਹਲੇ ਸਰੀਰ ਤੋਂ ਨਹੀਂ ਇਹ ਸਰੀਰ ਦੇ ਵਿੱਚ ਇੱਕ ਹੋਰ ਸਰੀਰ ਹੈ ਜਿਹੜਾ ਉਹ ਚ ਉਹ ਸਰੀਰ ਕੀ ਹੈ ਸਰੀਰ ਮਨ ਹੈ ਇਹ ਸਰੀਰ ਪੁੱਛੇ ਕੀ ਉਹ ਮਨ ਮਨ ਮੈਂ ਆਪ ਲਿਖਿਆ ਹੈ ਜਾਤ ਮੈਂ ਜੋਤ ਹੈ ਉਹ ਜੋਤ ਜਿਹੜਾ ਸਰੀਰ ਹੈ ਜੋਤ ਮੈਂ ਜਾਤਾ ਜੋਤ ਜੋ ਜਾਣਣਾ ਕੀ ਹੈ ਸਰੀਰ ਤੋਂ ਨਹੀਂ ਜਾਣਿਆ ਜਾ ਸਕਦਾ ਅਜੇ ਤਾਂ ਸਰੀਰ ਵੀ ਜਿਆ ਜੇ ਹੋਜ ਵਾਲੀ ਗੱਲ ਸ਼ੁਰੂ ਹੀ ਨਹੀਂ ਕੀਤੀ ਸਿੱਖਾਂ ਨੇ ਸਿੱਖ ਤਾਂ ਐਵੇਂ ਅਲਪਟਲ ਮਾਰੀ ਜਾਂਦੇ ਨੇ ਜਿਹੜਾ ਜਾ ਬਾਹਮਣ ਨੇ ਪੜਾਤਾ ਨਾ ਉਹਨੂੰ ਵਾਲੀ ਉਹ ਪੜੇ ਬਾਹਮਣ ਦੀ ਪੜਾਈ ਵਾਲੀ ਪੜਦੇ ਨੇ ਜੋ ਇਹਦਾ ਬਾਹਮਣ ਦੇ ਹੱਥ ਕੀਤੇ ਨੇ ਜਿਹੜੇ ਅਸੀਂ ਲਈ ਫਿਰਦੇ ਹਾਂ ਬੈਠੇ ਹਾਂ ਅਰਥ ਵੀ ਅਸੀਂ ਉਹੀ ਕਰਦੇ ਹਾਂ ਜਿਹੜੇ ਵੇਦ ਵਾਲੇ ਅਰਥ ਤੇ ਛੱਡ ਤੇ ਬਾਣੀ ਦੇ ਵਿੱਚ ਵੇਦ ਵਾਲੇ ਅਰਥ ਕੀਤੇ ਹਨ ਨੇ ਜੋ ਅਰਥ ਵੇਦ ਵਿੱਚ ਸੀ ਲਫ਼ਜ਼ਾਂ ਦੇ ਭਗਤੀ ਦੇ ਨਾਮ ਦੇ ਉਹ ਕੀਤੇ ਹਨ ਸ਼ਾਸਤਰਾਂ ਵਾਲੇ ਅਰਥ ਇੱਥੇ ਦੇਤੇ ਠੀਕ ਹੈ ਪੜਦਰੇ ਸ਼ਾਸਤਰਾਂ ਵਾਲੇ ਅਰਥ ਦੇ ਕੇ ਉਹੀ ਗੱਲ ਬਣ ਗਈ ਜਿਹੜੀ ਉਸ ਸਮਰਥ ਸ਼ਾਸਤਰ ਸੀ ਉਹੀ ਇਹ ਬਣ ਗਈ ਪੁਨਵਾ ਵੇਚ ਬਣ ਗਿਆ ਉਹੀ ਤਿੰਨ ਚੇਲੇ ਪ੍ਰਮਾਣ ਤਿੰਨੀ ਨੂੰ ਤਿੰਨ ਚੇਲੇ ਪ੍ਰਮਾਣ ਕਰਤਾ ਬਰਮਾ ਵਿਸ਼ਨੂੰ ਮੰਨ ਲੈ ਜੇ ਤਿੰਨ ਚੇਲੇ ਪ੍ਰਮਾਣ ਅਸੀਂ ਕਹਨੇ ਆ ਹੈਗੇ ਨੇ ਏਕਾ ਮਾਈ ਜੁਗਤ ਪਿਆ ਇਹ ਤਿੰਨ ਚੇਲੇ ਪ੍ਰਮਾਣ ਅਸੀਂ ਮੰਨ ਲਿਆ ਵੀ ਤਿੰਨ ਪ੍ਰਮਾਣ ਨੇ ਸਿੱਖਾਂ ਨੇ ਤਿੰਨ ਪ੍ਰਮਾਣ ਕਰ ਲਏ ਉਹ ਗੁਰਬਾਣੀ ਘਟਦੀ ਹੈ ਉਹਨਾਂ ਨੂੰ ਗੁਰਬਾਣੀ ਤਿੰਨ ਨਹੀਂ ਕਹਿੰਦੀ ਤਿੰਨ ਕਹਿੰਦੀ ਲਫ਼ਜ਼ ਹੋਰ ਤਿੰਨੀ ਨੂੰ ਤਿੰਨ ਬਣਾ ਕੇ ਅਰਥ ਕਰਕੇ ਪੰਡਤ ਨੇ ਆਪਣੇ ਉਹ ਮਤਲਬ ਬਹੁਤ ਹੀ ਸ਼ੈਤਾਨੀ ਨਾਲ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਮਾਹੌਲ ਵਾਲੀ ਸਿੱਖਾਂ ਇਹਨਾਂ ਨੂੰ ਸਮਝ ਨਹੀਂ ਆ ਰਹੀ ਗੱਲ ਕੀ ਐਨੀ ਅਕਲ ਇਹ ਵਿਸ਼ਾ ਹੈ ਅਕਲ ਦਾ ਬੁੱਝਣਾ ਹੁੰਦਾ ਵਿਸ਼ਾ ਅਕਲ ਦਾ ਖੋਜ ਹੁੰਦਾ ਵਿਸ਼ਾ ਅਕਲ ਦਾ ਬਾਹਮਣ ਕੋਲ ਅਕਲ ਸੀ ਉਹਨੇ ਭਰਮ ਭੁਲਾਉਣਾ ਸੀ ਜਾਣ ਕੇ ਭੁਲਾਇਆ ਸੀ ਪੰਡਤ ਪਾੜੀ ਬਾੜ ਜਾਣ ਬੁੱਝ ਕੇ ਬਾੜ ਪਾੜੀ ਸੀ ਪੰਡਤ ਉਹ ਰਾਹ ਬੰਦ ਕਰਤਾ ਉਹ ਰਾਹ ਦਾ ਕਿਉਂ ਬੰਦ ਕੀਤਾ ਰਾਜੇ ਨੇ ਬੰਦ ਕਰਾਇਆ ਉਹਦਾ ਪੰਡਤ ਉਹਦਾ ਰਾਜੇ ਤੋਂ ਵੀ ਆਕੀ ਕਰਦੀ ਹੈ ਬਾਣੀ ਰਾਜੇ ਨੂੰ ਰਾਜਾ ਨਹੀਂ ਮੰਨਦੀ ਬਣ ਆਪੇ ਆਪ ਕੀ ਹੋ ਗਿਆ ਰਾਜੇ ਨੂੰ ਕਹਿੰਦੇ ਝੂਠੇ ਨੇ ਰਾਜੇ ਸੀ ਮੁਕਦਮ ਕੁੱਤੇ ਕਹੁੰਦੀ ਹੈ ਤੇ ਰਾਜੇ ਨੂੰ ਕਿੱਥੋਂ ਬਰਦਾਸ਼ਤ ਕਰਵਾਣੀ ਰਾਜੇ ਨੇ ਪੰਡਤ ਨਾਲ ਲਾ ਕੇ ਇਹ ਉਲਟੇ ਅਰਥ ਦੇ ਦਿੱਤੇ ਲੋਕਾਂ ਨੂੰ ਜੇ ਰਾਜੇ ਤੋਂ ਬਾਕੀ ਹੈ ਫਿਰ ਰਾਜ ਨੂੰ ਸਿੱਖਾ ਤੇ ਰਾਜ ਨੂੰ ਕਹਿੰਦੇ ਨੇ ਰਾਜੇ ਤੋਂ ਹੱਕੀ ਕਰਦੀ ਬਣ ਸੋਚੋ ਨਹੀਂ ਆਕੀ ਹੋਊ ਤੁਸੀਂ ਵੀ ਤਾਂ ਇਹ ਜੇ ਰਾਜੇ ਹੋਵੋਗੇ ਸੀ ਮੁਕੱਦਮ ਕੁੱਤੇ ਹੀ ਹੋਵੋਗੇ ਜੇ ਰਾਜੇ ਬਣੋਗੇ ਰਾਜੇ ਹੁੰਦੇ ਹੀ ਸੀ ਨੇ ਮੁਕੱਦਮ ਹੁੰਦੇ ਹੀ ਕੁੱਤੇ ਨੇ ਗੁਰਬਾਣੀ ਦਾ ਇਹ ਆਖਾ ਰਾਜਾ ਕੋਈ ਵੀ ਸੀ ਹੋਊ ਮੁਕੱਦਮ ਕੁੱਤਾ ਹੋਊ ਕੀ ਤੁਸੀਂ ਸੀ ਔਰ ਕੁੱਤੇ ਬਣਨਾ ਸੀ ਔਰ ਕੁੱਤੇ ਬਣਨ ਨੂੰ ਤਿਆਰ ਹੋਏ ਗੁਰੂ ਵਾਲੇ ਹੋ ਤੁਸੀਂ ਕੌਣ ਦਾ ਤੂੰ ਤੁਹਾਨੂੰ ਗੁਰੂ ਵਾਲੇ ਗੁਰਬਾਣੀ ਗੁਰੂ ਤੁਹਾਡਾ ਕਹਿੰਦਾ ਰਾਜੇ ਸੀ ਹੁੰਦੇ ਨੇ ਮਗਦਮ ਕੁੱਤੇ ਇਹਦਾ ਕੋ ਬਾਣੀ ਝੂਠੀ ਹੈ ਰਾਜਾ ਕੋਈ ਵੀ ਹੋਵੇ ਸੀ ਹੋਊਗਾ ਮਗਦਮ ਕੋਈ ਵੀ ਹੋਵੇ ਕੁੱਤਾ ਹੋਊਗਾ ਅਰਥ ਇਹਦਾ ਇਹ ਹੈ ਨਹੀਂ ਦੱਸੋ ਇਹਦਾ ਅਰਥ ਕੀ ਹੈ ਫਿਰ ਸੀ ਔਰ ਕੁੱਤੇ ਤੁਸੀਂ ਬਣਨਾ ਚਾਹੁੰਦੇ ਹੋ ਹਣ ਔਰ ਜਿਹੜੇ ਸੀ ਔਰ ਕੁੱਤੇ ਹੀ ਬਣੇ ਨੇ ਜਿਹੜੇ ਸਾਰੇ ਸੀ ਅੱਜ ਤੱਕ ਜਿਵੇਂ ਹੋਏ ਨੇ ਫਿਰ ਤੁਸੀਂ ਗਾਲਾਂ ਕੱਢਦੇ ਹੁਣ ਜਿਹੜਾ ਗਾਹ ਬਣ ਜਾਂਦਾ ਫਿਰ ਬਾਦਲ ਦੇ ਕਹਿੰਦੇ ਖਿਲਾਫ ਉਹ ਕਹਿੰਦਾ ਮੈਂ ਬਣ ਜਾ ਸੀ ਜੇ ਮੈਂ ਫਿਰ ਉਹਦੇ ਖਿਲਾਫ ਹੋ ਜਾਂਦੇ ਨੇ ਦੂਰ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਕਿਸੇ ਸਭ ਪਖੰਡ ਹੈ ਧਰਮ ਵਾਲੀ ਤਾਂ ਗੱਲੇ ਨਹੀਂ ਹੈ ਕੋਈ ਧਾਰਮਿਕ ਲੋਕ ਤਾਂ ਚੁੱਪ ਨੇ ਉਹਦੀ ਰੌਲਾ ਪਾਉਂਦੇ ਜਿਹੜੇ ਧਾਰਮਿਕ ਹੈਗੇ ਚੁੱਪ ਨੇ ਬਹੁਤ ਬੋਲਣਗੇ ਉਹ ਉਹ ਵੀ ਬੋਲਣਗੇ ਉਹਨਾਂ ਨੂੰ ਹਾਲੇ ਵਿਚਾਰਿਆਂ ਨੂੰ ਰਾਹ ਨਹੀਂ ਲੱਭਦਾ ਕੀ ਬੋਲੀਏ ਜਿਹਨੂੰ ਰਾਹ ਲੱਭ ਗਿਆ ਬੋਲਦਾ ਉਹ ਜਿਹੜਾ ਇਹਨਾਂ ਦੇ ਸਾਰਿਆਂ ਨੂੰ ਚੁੱਪ ਕਰਾ ਸਕਦਾ ਬੋਲਦਾ ਹੁੰਦਾ ਜਿਹਦੇ ਮੂਰੇ ਇਹ ਨਹੀਂ ਬੋਲ ਸਕਦੇ ਉਹ ਬੋਲਦਾ ਜਿਹਦੇ ਮੂਰੇ ਇਹ ਨਹੀਂ ਬੋਲ ਸਕਦੇ ਉਹ ਬੋਲਦਾ ਫਿਰ ਜਿਹਦੇ ਕੋਲ ਸਾਰੇ ਜਵਾਬ ਹੋਣ ਸਾਰੀ ਗੱਲ ਹੋਵੇ ਉਹੀ ਬੋਲਦਾ ਹੁੰਦਾ ਕੌਣ ਹਿੰਮਤ ਕਰੇ ਬੋਲਣ ਦੀ ਜਾਂ ਫਿਰ ਕੋਈ ਪਾਗਲ ਬੋਲਦਾ ਹੁੰਦਾ ਜਿਵੇਂ ਪਾਲਾ ਹੋਇਆ ਸੀ ਬੇਵਕੂਫ ਪਤਾ ਹੀ ਕੁਝ ਨਾ ਹੋਵੇ ਉਹ ਬੋਲਦਾ ਹੁੰਦਾ ਕੱਖ ਵੀ ਪਤਾ ਨਾ ਹੋਵੇ ਆ ਤਾਂ ਉਹ ਬੋਲਦਾ ਇਹ ਤਾਂ ਪਾਗਲ ਜਿਹਾ ਬੋਲਦੇ ਹੁੰਦੇ ਤੇ ਤੇ ਆ ਅੱਤ ਦਾ ਸਮਝਦਾਰ ਆ ਵਿਚਾਰਲੇ ਦਰਜੇ ਦੇ ਆਦਮੀ ਨਹੀਂ ਬੋਲਦੇ ਜਿਹੜੇ ਵਿਚਾਰ ਵਾਲੇ ਦਰਜੇ ਦੇ ਆਦਮੀ ਨੇ ਸਮਝਦਾਰ ਹੁੰਦੇ ਨੇ ਪੂਰੀ ਸਮਝ ਹੁੰਦੀ ਨਹੀਂ ਸਮਝ ਹੁੰਦੀ ਹੈ ਪੂਰੀ ਸਮਝ ਹੁੰਦੀ ਨਹੀਂ ਸਮਝ ਹੁੰਦੀ ਹੈ ਉਹ ਨਹੀਂ ਬੋਲਦੇ ਹੁੰਦੇ ਚੁੱਪ ਕਰੇ ਉਹ ਸਿਆਣੇ ਹੁੰਦੇ ਨੇ ਉਹਨੂੰ ਪਤਾ ਹੈ ਜੇ ਮੈਂ ਆ ਬੋਲੂ ਮੇਰੇ ਕੋਲ ਜਵਾਬ ਹੈ ਨਹੀਂ ਅਗਲੇ ਦਾ ਸਵਾਲ ਹੈ ਮੇਰੇ ਕੋਲ ਜਵਾਬ ਹੈ ਨਹੀਂ ਚੁੱਪ ਕਰੇ ਉਹ ਜਦ ਬੋਲਦਾ ਜਾਂ ਉਹਦੇ ਕੋਲ ਸਾਰੇ ਜਵਾਬ ਸਵਾਲ ਹੋਣ ਸਿਆਣੇ ਨਹੀਂ ਬੋਲਦੇ ਹੁੰਦੇ ਸੈਟੀਸਫਾਈ ਨਹੀਂ ਕਰਾ ਸਕਣਾ ਮੈਂ ਕਿਵੇਂ ਬੋਲੂਗਾ ਮੈਂ ਵੀ ਝੂਠਾ ਉਹਨੂੰ ਸਭ ਜਦੋਂ ਜੰਗ ਜਿੱਤੀ ਜਾਵੇ ਗਿਆਨ ਖੜਕ ਮੈਦਾਨ ਜਿਆਦਾ ਹੁੰਦੀ ਹੈ ਬਾਹਰ ਹੁੰਦੀ ਹੈ ਜਦ ਉਹ ਆਪਣਾ ਮਨ ਜਿੱਤ ਲਵੇ ਫਤਿਹ ਪਈ ਮਨ ਬੋਲਿਆ ਉਹ ਹੈ ਜਿਹਨੇ ਆਪਣਾ ਮਨ ਜਿੱਤ ਲਿਆ ਉਹ ਤੋਂ ਪਹਿਲਾਂ ਬੋਲਣਾ ਬੇਵਕੂਫੀ ਹੈ ਜਿਹੜਾ ਆਪਣਾ ਮਨ ਤੇ ਤਸਰਦਾ ਉਹ ਸਾਰਿਆਂ ਦਾ ਮਨ ਜਿੱਤ ਸਕਦਾ ਕਿਉਂਕਿ ਮਨ ਦੇ ਵਿੱਚੋਂ ਹੀ ਫੁੱਲਣੇ ਸਾਰੇ ਤੁਹਾਡੇ ਮੂਹਰੇ ਸਵਾਲ ਆਉਣੇ ਨੇ ਮਨ ਦੀ ਹੀ ਜਿਹੜੀ ਹੈ ਨਾ ਤਾਲਾ ਵਾਲਾ ਮਨ ਦਾ ਬਣਾ ਹੈ ਮਨਮਤ ਮਨ ਦੀ ਬਣੀ ਹੋਈ ਹੈ ਮਨਮਤ ਨੂੰ ਖੰਡਣ ਕਰਨ ਵਾਲਾ ਉਹ ਆਦਮੀ ਜਿਹਨੇ ਆਪਣਾ ਮਨ ਜਿੱਤ ਲਿਆ ਹੋਰ ਬਾਣੀ ਮਨ ਜਿੱਤਣ ਦੀ ਸਾਰੀ ਕਪੈਸਿਟੀ ਰੱਖਦੀ ਹੈ ਗੁਰਬਾਣੀ ਦੀ ਸੋਚੀ ਮਨ ਜਿੱਤਣ ਦੀ ਕਪੈਸਿਟੀ ਰੱਖਦੀ ਹੈ ਫਤਿਹ ਪਈ ਮਨ ਜੀਤ ਆਊਗਾ ਹੁਣ ਸਾਰੇ ਤੇ ਟੌਪਿਕ ਅਲੱਗ-ਅਲੱਗ ਡਿਸਕਸ ਕੀਤੇ ਨੇ ਹਰ ਪੰਕਤੀ ਵਿੱਚ ਗੁਰਬਾਣੀ ਦੇ ਵਿੱਚ ਹਰ ਪੌੜੀ ਵਿੱਚ ਕੋਈ ਨਾ ਕੋਈ ਵਿਸ਼ਾ ਹੈ ਇੱਥੇ ਜੋ ਪਿਛਲਾ ਧਰਮ ਹੈ ਉਹ ਤੋਂ ਉਲਟ ਹੈ ਗੱਲ ਕਹੀ ਹੋਈ ਹਰ ਗੱਲ ਉਲਟ ਕਹੀ ਹੋਈ ਹਾਂਜੀ ਬਹੁ ਪਰਪੰਚ ਕਰ ਪਰਤਾਂ ਹੋਇਆ ਬਹੁ ਪਰਪੰਚ ਕਰ ਪਰਤਾਂ ਹੈ ਸੁਤਦਾਰਾ ਬਿਆਨ ਲਟਾਵੇ ਕੌਣ ਲਟਾਵੇ ਆਦਮੀ ਤੇ ਆਦਮੀ ਖਤਰੇ ਤਾਂ ਬਣੀ ਔਰਤ ਖਤਰੇ ਦੇ ਮੁਕਾਬਲੇ ਦੀ ਬਣ ਜੋ ਹੋ ਕਿਤੇ ਔਰਤ ਆ ਕਰਕੇ ਆਦਮੀ ਤੇ ਐ ਕਰ ਦਿੰਦੀ ਇੱਕ ਵੀ ਪੰਕਤੀ ਦਿਖਾਓ ਸਾਡੀ ਬੰਦੀ ਆਦਮੀ ਕਰਦਾ ਸੈਂਕੜੇ ਬੰਦਗੀਆਂ ਸੁਤਦਾਰਾ ਸੰਪਤੀ ਸਗਲ ਜਿਨ ਆਪਣੀ ਕਰ ਜਾਣ ਜਿਹੜੇ ਸੰਪਤੀ ਹੋਈ ਜੀ ਦਰ ਉਹਦੇ ਬਰਾਬਰ ਹੈ ਔਰਤ ਦੇ ਮਗਰ ਚੱਲਣ ਵਾਲੇ ਆਦਮੀ ਦੀ ਔਰਤ ਦੀ ਗੱਲ ਮੰਨਣ ਵਾਲੇ ਆਦਮੀ ਦੀ ਨਿੰਦਿਆ ਕੀਤੀ ਹੋਣੀ ਗੁਰੂ ਘਰ ਕਿਸੇ ਔਰਤ ਦਾ ਕੋਈ ਦਖਲ ਨਹੀਂ ਕੋਈ ਨਹੀਂ ਬਣਿਆ ਕਿਸੇ ਦਾ ਜੇ ਮੰਨਿਆ ਤਾਂ ਨੁਕਸਾਨ ਹੋਇਆ ਜਿਹੜੇ ਲੋਕ ਸਿੱਖੀ ਦਾ ਰੌਲਾ ਪਾਉਂਦੇ ਨੇ ਉਹ ਸਿੱਖੀ ਦਾ ਉਹਨੂੰ ਗਿਆ ਨਹੀਂ ਕਰਦੇ ਰਹਿਣਾ ਆਪਣਾ ਇਹ ਸੰਸਾਰੀ ਗੱਲ ਹੈ ਇਹ ਵੈਸਟਰਨ ਸਭਿਅਤਾ ਕੋਈ ਵੀ ਨਹੀਂ ਮੰਨਦਾ ਨਾ ਇਸਾਈ ਮੰਨਦੇ ਨੇ ਇਸ ਗੱਲ ਨਾ ਮੁਸਲਮਾਨ ਮੰਨਦੇ ਨੇ ਹਿੰਦੂ ਵੀ ਨਹੀਂ ਮੰਨਦੇ ਇਹਦਾ ਕੋਈ ਧਰਮ ਨਹੀਂ ਹੁੰਦਾ ਨਾ ਇਹਨੂੰ ਧਰਮ ਕਿਸੇ ਨੇ ਧਾਰਨ ਕਰਾਇਆ ਤਾਂ ਮੂਰਖ ਨੇ ਜਿਹੜੇ ਅੰਮ੍ਰਿਤ ਛਕਾਉਂਦੇ ਨੇ 1920 ਚ ਸਭ ਤੋਂ ਸਿਖਾਇਆ ਨਾਮਦਾਰੀ ਨੇ ਅੰਮ੍ਰਿਤ ਇਹਦਾ ਧਰਮ ਨਹੀਂ ਕੋਈ ਹੁੰਦਾ ਧਰਮ ਧਾਰਨ ਹੁੰਦਾ ਜਦ ਜਦੋਂ ਆਨੰਦ ਕਾਰਜ ਨੇ ਧਰਮ ਧਾਰਨ ਹੋਇਆ ਹੋਇਆ ਫਿਰ ਪੱਲੇ ਕੰਡੇ ਲੱਗੀ ਤੇ ਕਹਿੰਦੇ ਨੇ ਉੱਥੇ ਆਨੰਦ ਕਾਰਜ ਦੇ ਉਹ ਕਹਿੰਦੇ ਪੜਦੇ ਨੇ ਉਹਨੂੰ ਕਹਿੰਦੇ ਨਹੀਂ ਕਹਿੰਦਾ ਮੈਂ ਤੇਰੇ ਪੱਲੇ ਲੱਗਿਆ ਜੇ ਬਰਾਬਰੀ ਹੈ ਫਿਰ ਪੱਲੇ ਉਹ ਕਾਹਤੇ ਲੱਗੀ ਆਦਮੀ ਕਾਹਤੇ ਨਾ ਲੱਗਿਆ ਇਹਨਾਂ ਨੂੰ ਕੁਝ ਨਹੀਂ ਪਤਾ ਬਾਣੀ ਬਾਰੇ ਇੱਕ ਗੱਲ ਤੁਸੀਂ ਗਲਤ ਬੋਲ ਸਾਰੇ ਹੀ ਬੋਲ ਪੈਂਦੇ ਉਹ ਗਿੱਦੜ ਬੋਲ ਦਿੰਦੇ ਰਾਤ ਨੂੰ ਸਿਆਲ ਦਿੰਦੇ ਇੱਕ ਵਾਰ ਦੇ ਕੂਕ ਸਾਰੇ ਹੀ ਬੰਦੇ ਇਹ ਤਾਂ ਉਹ ਗਿੱਦੜ ਨੇ अनेक वंच बाड़छल करो माया एक अभाव ਸੁਤਗਾਰਾ ਪੇ ਆ ਕੇ ਲੁਟਾ ਦਿੰਦਾ ਹੈ ਤੇ ਲੁਟਾਤਾ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਕਿ ਕੁੜੀ ਕਹਿੰਦਾ ਐ ਜਾ ਕਪਟ ਭੁੱਲ ਕੇ ਬਣਾ ਕਰੇ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤ ਨਵੇੜਾ ਤੇਰੇ ਜੀ ਪੇ ਲੀਜੇ ਉਹ ਲੇਖਾ ਤੈਨੂੰ ਜਿਹੜਾ ਭੂਗ ਨਵੇੜਾ ਤੇਰੇ ਨਾਲ ਹੋਊਗਾ ਤੇਰੇ ਜੀ ਹੈ ਸਰੀਰ ਤੇ ਨਹੀਂ ਜੀ ਹੈ ਨਹੀਂ ਆਤਮਾ ਤੇ ਹੋਊਗਾ ਲੇਖ ਤੇਰੇ ਤੇ ਪੈ ਜਾਣਾ ਹੈ ਬੋਝ ਤੈ ਮਰਨ ਵੇਲੇ ਦੇਖਣਾ ਪੈ ਬੜੇ ਪਾਪ ਕੀਤੇ ਮਰਨ ਵੇਲੇ ਸਭ ਪਾਪ ਆ ਜਾਂਦੇ ਨੇ ਔਰ ਕੋਈ ਲੇਖਾ ਨਹੀਂ ਲੇਖਾ ਆਪਣਾ ਅੰਦਰੇ ਹੁੰਦਾ ਲੇਖਾ ਆਪਣਾ ਆਪੇ ਕਰਦਾ ਹੈ ਆਪਣਾ ਹੀ ਪਛਤਾਉਂਦਾ ਉਹ ਲੇਖਾ ਲੋਕਾਂ ਕਦੇ ਨਹੀਂ ਹੁੰਦਾ ਮੈਂ ਕੀ ਕੀਤਾ ਗਾਹਾਂ ਇਹਦਾ ਕੀ ਬਣੂ ਸੁਣਿਆ ਹੋਇਆ ਨਾ ਵੀ ਪਤਾ ਨਹੀਂ ਮੈਂ ਕਿਤੇ ਪੇਸ਼ ਹੋਣਾ ਤਾਂ ਡਰਦਾ ਗਲਤੀਆਂ ਤਾਂ ਇੰਨੀਆਂ ਕੀਤੀਆਂ ਹੋਈਆਂ ਨੇ ਗੁਰਬਾਣੀ ਨਹੀਂ ਮੰਨਦੀ ਇਸ ਗੱਲ ਮਨ ਜੋ ਕਾਲਾ ਹੋਇਆ ਹੈ ਉਹ ਹੀ ਹੈ ਮਨ ਕਾਲਾ ਹੋਇਆ ਤੇ ਬਿਨਾ ਬੁਰਾਈ ਹੁੰਦੀ ਹੋਈ ਬੁਰਾਈ ਹੁੰਦੀ ਸਾਰੇ ਮਨ ਕਾਲਾ ਬੁਰਾਈ ਸੋਚੇ ਤਾਂ ਮਨ ਕਾਲਾ ਹੋ ਜਾਂਦਾ ਸੋਚਣ ਵਾਲੇ ਮਨ ਕਾਲਾ ਹੋ ਜਾਂਦਾ ਗਲਤ ਸੋਚਣ ਵਾਲੇ ਮਨ ਕਾਲਾ ਹੋ ਜਾਂਦਾ ਹੋਵੇ ਨਾ ਹੋਵੇ ਵਾਦੀ ਗੱਲ ਵੇਦ ਵੀ ਇਹ ਗੱਲ ਮੰਨਦਾ ਮਨਸਾ ਪਾਪ ਹੈ ਮਨ ਜੋ ਇੱਛਾ ਪੈਦਾ ਹੁੰਦੀ ਹੁੰਦੀ ਹੈ ਉਹੀ ਪਾਪ ਹੈ ਸਿਮਰਤੀ ਨੇ ਇਹ ਗੱਲ ਰੱਦ ਕਰਤੀ ਮਨਸਾ ਪਾਪ ਨਹੀਂ ਹੈ ਬਸ ਇੱਥੋਂ ਫਰਕ ਪੈ ਗਿਆ ਇੱਥੋਂ ਪੁੰਨ ਪਾਪ ਜਿਹੜਾ ਸੰਸਾਰ ਵਾਲਾ ਸ਼ੁਰੂ ਹੋ ਗਿਆ ਵੇਦ ਮੰਨਦਾ ਮਨਸਾ ਪਾਪ ਹੈ ਮਨ ਦੇ ਵਿੱਚੋਂ ਇੱਛਾ ਹੈ ਪੈਦਾ ਹੋਈ ਉਹੀ ਪਾਪ ਸੀ ਤੇਰੇ ਵਿੱਚ ਇੱਛਾ ਕਿਉਂ ਪੈਦਾ ਹੋਈ ਇੱਛਾ ਪਰਮੇਸ਼ਰ ਦੀ ਨਾ ਤੂੰ ਪੈਦਾ ਹੋਇਆ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲ ਕੇ ਤੈਂ ਭਵਸਾਗਰ ਪਾਰ ਕਰਨਾ ਸੀ ਤੇਰੇ ਅੰਦਰ ਇੱਛਾ ਜੇ ਪੈਦਾ ਹੋਣੀ ਸੀ ਇਹ ਪੈਦਾ ਹੋਣੀ ਸੀ ਮੈਂ ਭਵਸਾਗਰ ਪਾਰ ਕਰ ਜਮਾ ਕਰਨਾ ਚਾਹੀਦਾ ਇਹ ਤੋਂ ਇਲਾਵਾ ਜਿਹੜੀ ਇੱਛਾ ਸਾਰੀ ਪਾਪ ਹੈ ਇਹ ਆਸ ਪਾਪ ਨਹੀਂ ਹੈ ਇਹ ਆਸ ਰੱਖੋ ਬਨਵਾਏ ਉਹ ਇੱਛਾ ਪਾਪ ਨਹੀਂ ਹੈ ਨਾਮ ਦੀ ਭੁੱਖ ਪਾਪ ਨਹੀਂ ਹੈ ਮਾਇਆ ਦੀ ਭੁੱਖ ਭਾਵ ਸੰਸਾਰ ਦੇ ਵਿੱਚ ਵੱਡਾ ਬਣਨ ਦੀ ਭੁੱਖ ਪਾ ਇਹ ਉੱਥੇ ਆ ਕੇ ਲਟਾ ਦਿੰਦਾ ਹੈ ਮੂਰਖਾਂ ਮੂਰਖਾਂ ਬੱਚੇ ਦੇ ਜਨਾਨੀ ਦੀ ਪ੍ਰਧਾਨਗੀ ਦੀ ਗੱਲ ਚੱਲੀ ਸੀ ਹਾਂ ਬੱਚੇ ਆਰ ਪ੍ਰਧਾਨ ਓਹੋ ਕਿਹਾ ਤਾਂ ਹੈ ਸੁਧਾਰਾ ਬਿਆਨ ਦਾ ਸੁਧ ਬੱਚਾ ਹੈ ਦਾਰਾ ਹੋ ਉਹਦਾ ਇਹਦੇ ਅਧੀਨ ਨੇ ਦੋਏ ਆਦਮੀ ਦੇ ਆਦਮੀ ਦੇ ਡਿਪੈਂਡੈਂਟ ਨੇ ਦੋਏ ਬੁੱਧ ਥੋੜੀ ਆ ਨਾ ਤਾਂ ਡਿਪੈਂਡੈਂਟ ਨੇ ਅਗਲ ਥੋੜੀ ਆ ਨਾ ਤਾਂ ਡਿਪੈਂਡੈਂਟ ਨੇ ਡਿਪੈਂਡੈਂਟ ਨੇ ਉਹ ਜੋ ਡਿਪੈਂਡੈਂਟ ਨਾ ਬਰਾਬਰ ਕਿਵੇਂ ਹੋ ਗਿਆ ਅਸੀਂ ਦੇਖੋ ਖਸਮੇ ਕਰੇ ਬਰਾਬਰੀ ਬੰਦਾ ਸੱਚ ਦੀ ਬਰਾਬਰ ਪਰਮੇਸ਼ਰ ਦੀ ਬਰਾਬਰੀ ਕਰ ਲਵੇ ਔਰਤ ਪਤੀ ਦੀ ਬਰਾਬਰੀ ਕਰੇ ਕਿਉਂਕਿ ਖਸਮ ਪਤੀ ਔਰਤ ਵਾਸਤੇ ਪਤੀ ਖਸਮ ਹੈ ਨਾ ਖਸਮ ਸਾਡੀ ਬੋਲੀ ਦਾ ਲਫ਼ਜ਼ ਅੰਗਰੇਜ਼ ਖਸਮ ਨਹੀਂ ਵਰਤਦੇ ਅੰਗਰੇਜ਼ ਬੋਲੀ 'ਚ ਖਸਮ ਨਹੀਂ ਵਰਤਦੇ ਲਫ਼ਜ਼ ਹੋਰ ਕੋਈ ਫਰਾਂਸੀ ਦੀ ਖਸਮ ਨਹੀਂ ਵਰਤਦੇ ਖਸਮ ਕੌਣ ਵਰਤਿਆ ਅਸੀਂ ਵਰਤ ਭਾਸ਼ਾ ਕਿਹਦੇ ਵਾਸਤੇ ਔਰਤ ਦਾ ਖਸਮ ਕੌਣ ਹੈ ਉਹਦਾ ਆਦਮੀ ਮਾਲਕ ਖਸਮ ਦਾ ਮਾਲਕ ਮਾਲਕ ਵੀ ਅਸੀਂ ਕਹਿੰਦੇ ਪਤੀ ਮਾਲਕ ਖਸਮ ਖਸਮ ਛੋੜ ਦੂਜੇ ਲੋਕੇ ਡੁੱਬੇ ਸੇ ਬਣ ਜਾਏ ਸੱਚ ਸਭਨਾ ਦਾ ਖਸਮ ਹੈ ਸੱਚ ਨੂੰ ਛੱਡ ਕੇ ਕੋਈ ਵੀ ਦੂਜੇ ਪਾਸੇ ਲੱਗੂ ਡੁੱਬ ਜੇ ਜੇ ਸੱਚ ਨੂੰ ਔਰਤ ਲੱਗੇ ਜੁੜੇ ਤਾਂ ਸੱਚ ਇਹ ਖਸਮ ਉਹਦਾ ਹੋਵੇ ਪੱਲੇ ਡਾਂਡੇ ਲੱਗੀ ਨਹੀਂ ਗਿਆ ਪੱਲੇ ਡਾਂਡੇ ਲੱਗੀ ਨਹੀਂ ਗਿਆ ਉਹ ਸੱਚ ਦਾ ਹੀ ਪ੍ਰਕਾਸ਼ ਹੈ ਜਿੱਥੇ ਬਣੇ ਫਿਰ ਬਰਾਬਰ ਕਿਵੇਂ ਹੋਊਗੀ ਇਹ ਬੰਦ ਕਰਨੇ ਪੜਨਾ ਉਥੇ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਇਹ ਤਾਂ ਸੁੱਤੇ ਪਏ ਪੜੀ ਜਾਂਦੇ ਨੇ ਸਭ ਕੁਝ ਪਤਾ ਹੀ ਨਹੀਂ ਕੁਝ ਕੀ ਕਰਦੇ ਆ ਪ੍ਰੋਬਲਮ ਆਉਣੀ ਸੀ ਫਿਰ ਉਹਨਾਂ ਨੇ ਕਿਹਾ ਫਿਰ ਉਹਨਾਂ ਨੇ ਕਿਹਾ ਵੀ ਦੋ ਲਾਵਾਂ ਅਸੀਂ ਲਵਾਂਗੇ ਪੂਰੇ ਹੋ ਗਏ ਰੌਲਾ ਫਿਰ ਤੇ ਰੌਲਾ ਪਾਉਂਦੇ ਨੇ ਕਹਿਣਗੀਆਂ ਜਦ ਵੀ ਬਰਾਬਰ ਮੰਨਦੇ ਹੋ ਮੈਂ ਤਾਂ ਕਹਿਣਗੀਆਂ ਇਹ ਬਰਾਬਰ ਬਰਾਬਰ ਫਿਰ ਆ ਲਵਾਂਗੇ ਤੇ ਖੱਬੇ ਪਾਸੇ ਸੱਜੇ ਪਾਸੇ ਕਿਵੇਂ ਬਹਿ ਜੂ ਕੋਈ ਇਹਨਾਂ ਨੇ ਕ੍ਰੀਏਟ ਆਪ ਕੀਤੀਆਂ ਨੇ ਮੂਰਖਤਾ ਇਹਨਾਂ ਦਾ ਹੈ ਸਿੱਖੀ ਲਾਗੂ ਨਹੀਂ ਕੀਤਾ ਧਰਮ ਇਹ ਸਾਂ ਵੈਸਟਰਨ ਸਭਿਅਤਾ ਬਰਾਬਰੀ ਦੀ ਉਹਨਾਂ ਦਾ ਕੀ ਹਾਲ ਹੋਇਆ ਦੇਖ ਲੈਣ ਇਹਨਾਂ ਨੇ ਬੇੜਾ ਕਰ ਕਰਨਾ ਆਪਣਾ ਕਰ ਲੈਣ ਉਹ ਵੈਸਟਰਨ ਸਭਿਅਤਾ ਦਾ ਪ੍ਰਭਾਵ ਹੈ ਕਬੂਲਿਆ ਹੋਇਆ ਇਹਨਾਂ ਦਾ ਜਿਨ੍ਹਾਂ ਨੇ ਬੰਟਾ ਵਾਲੀਆਂ ਚੋਲੇ ਛੱਡ ਕੇ ਗੁਰੂ ਦਾ ਵਰਦੀ ਛੱਡ ਕੇ ਉਹਨਾਂ ਨੇ ਇਹੀ ਮੰਨਣਾ ਉਹਨਾਂ ਨੇ ਇਹ ਤਾਂ ਉਹਨਾਂ ਦੀ ਅਕਲ ਨੂੰ ਜ਼ਿਆਦਾ ਵੱਡੀ ਮੰਨਦੇ ਨੇ ਗੁਰਬਾਣੀ ਨੂੰ ਨਹੀਂ ਮੰਨਦੇ ਹਨ ਉਹਨਾਂ ਦਾ ਪ੍ਰਭਾਵ ਕਬੂਲ ਕਰ ਲੈ ਪੈਂਟ ਪਾ ਲਈ ਉਹ ਪੈਂਟ ਉਹਨਾਂ ਦਾ ਬਾਣਾ ਤੁਸੀਂ ਚੋਰ ਚੋਲੇ ਪਾਉਂਦੇ ਉਹਨਾਂ ਨੇ ਫਿਰ ਸੀ ਸਵਾਦ ਦੀ ਗੱਲ ਗਲੀਆਂ ਵਾਲੇ ਕੁੜਤੇ ਪਾਉਂਦੇ ਅੰਗਰੇਜ਼ਾਂ ਦੇ ਫਿਰ ਸੀ ਸਵਾਦ ਦੀ ਗੱਲ ਤੁਸੀਂ ਉਹਨਾਂ ਦੇ ਗੁਲਾਮ ਹੋ ਗੁਲਾਮੀ ਹੈ ਜੋ ਇਹਨਾਂ ਦੇ ਦਿਮਾਗ ਚੋਂ ਗਈ ਹੋਈ ਨਹੀਂ ਉਹ ਤਾਂ ਮਾਇਆ ਦੇ ਗੁਲਾਮ ਨੇ ਬਸ ਪੱਛਮ ਦੇ ਵਪਾਰੀ ਨੇ ਦੁਨਿਆਵੀ ਆਦਮੀ ਨੇ ਇਹ ਵੀ ਦੁਨਿਆਵੀ ਬਣ ਗਏ ਤੇ ਉਹਨਾਂ ਦੇ ਪਿੱਛੇ ਚੱਲ ਰਹੇ ਨੇ ਸਾਰੇ ਦੁਨਿਆਵੀ ਨੇ ਮਾਇਆ ਦੇ ਪਿੱਛੇ ਚੱਲਣਾ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਹੋਰੀ ਭਾਈ ਜਿਹੜੇ ਮਾਇਆ ਦੇ ਦਵਾਨਨ ਝੂਠ ਦੀ ਠਗੋਰੀ ਜਿਹੜੇ ਹੋ ਉਹਨਾਂ ਨੂੰ ਹੀ ਸਮਝਾ ਸਕਦੀ ਬਾਣੀ ਕੀ ਹੈ ਉਹਨਾਂ ਨੇ ਬਾਣੀ ਤੇ ਲੈਣਾ ਵੀ ਕੀ ਹੈ ਇਹਨਾਂ ਕੋਲ ਤਾਂ ਕੁਝ ਵੀ ਨਹੀਂ ਰਹਿਣਾ ਇਹਨਾਂ ਕੋਲ ਕੀ ਰਹਿਣਾ ਇਹ ਤਾਂ ਮਜ਼ਾਕ ਦੇ ਪਾਤਰ ਬਣ ਜਾਣਗੇ ਆਪ ਜਿਵੇਂ ਸੰਤਾਂ ਨੂੰ ਰਹਿਣਾ ਤਾਂ ਲੋਕ ਹੱਸਣਗੇ ਵੀ ਇਹ ਮੂਰਖ ਨੇ ਚੁੱਪ ਕਰ ਜਾਣਗੇ ਜਿਵੇਂ ਗੁਰੂ ਘਰ ਨੇ ਭਗਤਾਂ ਨੇ ਪੰਡਤ ਚੁੱਪ ਕਰਾਤਾ ਤਾਂ ਐਂ ਚੁੱਪ ਕਰ ਜਾਣਗੇ ਗੁਰਬਾਣੀ ਜੇ ਪ੍ਰਗਟ ਹੋਈ ਭਗਤਾਂ ਨੇ ਪ੍ਰਗਟ ਕੀਤੀ ਪੰਡਤ ਚੁੱਪ ਕਰ ਗਏ ਫਿਰ ਇਹ ਜੋ ਬੋਲਿਆ ਨਹੀਂ ਸੀ ਸਮਾਰ ਕੇ ਪੰਡਤ ਸਮਾਰ ਕੇ ਨਹੀਂ ਸੀ ਬੋਲਿਆ ਭਗਤਾਂ ਨੇ ਚੁੱਪ ਕਰਾਇਆ ਹੋਇਆ ਇਹਨੇ ਗੁਰੂ ਨਾਲ ਪ੍ਰਗਟ ਹੋ ਗਏ ਗੁਰੂ ਦੇ ਰੂਪ ਚ ਬਾਣੀ ਫੇਰ ਪ੍ਰਗਟ ਹੋ ਗਈ ਗੁਰੂ ਲਈ ਤੇ ਐ ਤਾਂ ਹੀ ਕਿਹਾ ਹੈ ਦੁਬਾਰਾ ਧਿਆਨ ਚਾਹੀਏ ਗੁਰੂ ਦੇ ਬਾਣੀ ਇਹ ਵਿਚਾਰਧਾਰਾ ਹੁਣ ਵਿਚਾਲੇ ਫੇਰ 2-300 ਸਾਲ ਹੁਣ 50 ਸਾਲ ਤੇ ਜ਼ਿਆਦਾ ਬੋਲਣ ਲੱਗੇ ਨੇ ਸੰਤ 50 ਸਾਲ ਪਹਿਲਾਂ ਨਹੀਂ ਸੀ ਬੋਲਦੇ ਸੰਤ ਇਹਨੂੰ 50-60 ਸਾਲ ਤੇ ਜ਼ਿਆਦਾ ਰੌਲਾ ਪਿਆ ਪਹਿਲਾਂ ਨਹੀਂ ਸੀ ਬੋਲਦੇ ਇਹਨਾਂ ਦਾ ਜਵਾਬ ਜਦ ਹੌਲੀ ਹੌਲੀ ਬੋਲਣ ਲੱਗੇ ਜਦ ਮਾਰ ਵਿੱਚੋਂ ਜਵਾਬ ਨਹੀਂ ਆਇਆ ਤਾਂ ਜ਼ਿਆਦਾ ਵੱਧ ਗਏ ਹੁਣ ਜਵਾਬ ਆਉਣ ਲੱਗੇ ਸੰਤ ਫੇਰ ਚੁੱਪ ਕਰ ਗਏ ਹੁਣ ਮਾਰਕੀਟ 'ਚ ਸੰਤਾਂ ਦੇ ਖਿਲਾਫ ਜਵਾਬ ਆਉਣ ਲੱਗੇ ਸੰਤ ਫੇਰ ਆਉਗੇ ਗਏ ਵਿਚਾਰਕਣੀਆਂ ਪੈ ਗਈਆਂ ਗਰਮੀ ਦਬ ਗਈ ਆਂਬੜ ਘਟੇ ਪਏ ਨੇ ਪੈ ਗਿਆ ਨਾ ਵੀ ਜਦ ਵੀ ਪੈ ਜਾਂਦਾ ਸ਼ਾਂਤ ਹੋ ਜਾਂਦੇ ਨੇ ਸਾਰੇ ਇਹਨਾਂ ਨੂੰ ਗਰਮੀ ਹੋ ਜਾਂਦੀ ਹੈ ਗਿਆਨ ਦੀ ਗਿਆਨ ਬੜਾ ਗਰਮੀ ਕਰਦਾ ਸੰਤਾਂ ਨੂੰ ਬੜੀ ਗਰਮੀ ਸੀ ਗਿਆਨ ਦੀ ਅਸੀਂ ਬਹੁਤ ਬ੍ਰਹਮ ਗਿਆਨੀ ਹੋ ਗਏ ਚੁੱਪ ਕਰਦੇ ਕਰ ਗਏ ਹੁਣ ਬੋਲਣ ਆ ਕੇ ਜ਼ਬਾਨ ਲਾਉਣ ਹੁਣ ਪਬਲਿਕ ਨੂੰ ਪਤਾ ਲੱਗ ਗਿਆ ਉਸ ਦਿਨ ਆਪਰੇਸ਼ਨ ਵਾਲੇ ਮਗਰ ਮਗਰ ਫਿਰਦੇ ਉਹ ਤੇ ਡਰਦੇ ਨੇ ਅਰ ਉਹ ਤਾਂ ਝੂਠੇ ਨੇ ਸਾਰੇ ਝੂਠ ਦੇ ਨੰਗਾ ਹੋ ਗਿਆ ਅਨੇਕ ਬੰਚ ਬਲਛਲ ਕਰੋ ਮਾਇਆ ਏਕ ਉਭਾਵ ਦੇਖੋ ਇਹ ਸਾਨੂੰ ਕੋਈ ਚਿੰਤਾ ਨਹੀਂ ਇਹਨੂੰ ਕੌਣ ਮੰਨਦਾ ਕੌਣ ਨਹੀਂ ਮੰਨਦਾ ਬਾਣੀ ਨੂੰ ਪਰ ਗੁਰਬਾਣੀ ਨੂੰ ਬਦਲਿਆ ਨਹੀਂ ਜਾ ਸਕਦਾ ਜੋ ਵਿਚਾਰਦਾਰ ਹੋਈ ਲੋ ਕੋਈ ਮੰਨੇ ਕੋਈ ਨਾ ਮੰਨੇ ਕਾਲ ਵੀ ਰਾਜ ਵਿੱਚ ਮੰਨਣ ਵਾਲੇ ਕੋ ਬਹੁਤ ਨਾ ਮੰਨੇ ਕੋਈ ਤਾਂ ਵੀ ਇਹ ਹੀ ਰਹੂ ਭਗਤਾਂ ਤੋਂ ਪਹਿਲਾਂ ਕੌਣ ਮੰਨਦਾ ਦਾ ਕਬੀਰ ਤੋਂ ਪਹਿਲਾਂ ਕੋਈ ਮੰਨਦਾ ਸੀ ਸਾਰਾ ਹੀ ਰੂਹਾ ਪ੍ਰਭਾਵ ਸੀ ਉਹ ਤਾਂ ਕਬੀਰ ਸੈਟੀਸਫਾਈ ਨਹੀਂ ਹੋਇਆ ਉਸ ਮਤ ਤੋਂ ਉਹਨੇ ਕਿਹਾ ਗੱਲ ਕੀ ਹੈ ਦੂਏ ਜਿਹੜੇ ਮਾਵਰ ਵਾਲਿਆਂ ਕੋਲ ਸੀ ਬੋਲਦੇ ਸੀ ਪਰ ਉਹਨਾਂ ਕੋ ਜਾਣ ਹੈ ਨਹੀਂ ਸੀ ਸੱਚ ਹੈ ਨਹੀਂ ਸੀ ਪਰ ਉਹ ਵੀ ਕਰਦੇ ਤੇ ਗੱਲ ਗੱਲ ਕਰਦੇ ਤੇ ਆ ਕਾਸ਼ੀ ਚ ਪਰ ਉਹ ਜਿੱਤ ਨਹੀਂ ਸੀ ਸਕਦੇ ਨਾ ਕਿਉਂਕਿ ਪੁੰਨ ਪਾਪ ਚ ਹੁਣ ਸਿੱਖ ਕਿਉਂ ਨਹੀਂ ਸਿੱਖਾਂ ਕੋਲ ਕੀ ਹੈ ਸਾਡੇ ਕੋਲ ਕੀ ਹੈ ਅਸੀਂ ਪੁੰਨ ਪਾਪ ਨੂੰ ਮੰਨੀ ਬੈਠੇ ਇੱਥੋਂ ਮਾਰ ਖਾਣੇ ਅਸੀਂ ਅਸੀਂ ਮਾਰ ਕਿੱਥੋਂ ਖਾਣੇ ਆ ਬਾਹਰ ਮਾਰਕੀਟ ਤੁਸੀਂ ਮਾਰ ਕਿੱਥੋਂ ਜਾ ਕੇ ਖਾਓਗੇ ਤੁਸੀਂ ਪੁੰਨ ਪਾਪ ਨੂੰ ਮੰਨ ਲਿਆ ਮਾਰ ਖਾ ਜਾਓਗੇ ਤਾਂ ਇੱਕਦਮ ਲੋਕ ਗਿਰ ਜਾਓ ਬਸ ਗਿਰ ਕੇ ਸਾਡੇ ਟੀਕਿਆਂ 'ਚ ਪੁੰਨਵਾ ਮੰਨਿਆ ਹੋਇਆ ਪੁੰਨਵਾ ਮੰਨ ਗਏ ਹਿੰਦੂ ਮਤ ਬਣ ਗਿਆ ਸਿੱਖ ਮਤ ਅੱਜ ਹਿੰਦੂ ਮਤ ਦੇ ਥੋਂ ਪ੍ਰਚਾਰ ਹੁੰਦਾ ਹੈ ਪੁੰਨਵਾ ਮੰਨ ਲਿਆ ਹੁਕਮ ਨਹੀਂ ਮੰਨੇ ਹੁਕਮ ਨਹੀਂ ਮੰਨਿਆ ਵੀ ਹੁਕਮ ਨਾਲ ਹੁੰਦਾ ਸਭ ਕੁਝ ਚੱਲਦਾ ਹੈ ਆਦਮੀ ਵੀ ਕੁਝ ਕਰ ਸਕਦਾ ਹੈ ਪੁੰਨ ਪਾਪ ਇਹ ਮੰਨ ਲੈ ਇਹ ਮੰਨ ਲੈ ਗੁਰਬਾਣੀ ਖਤਮ ਹੋ ਗਈ ਫਿਰ ਉਹ ਸਿਮਰਤ ਸ਼ਾਸਤਰ ਚ ਆ ਰਹੇ ਇਹਦੇ ਚ ਗੁਰਮਤਿ ਚ ਹੀ ਫਰਕ ਹੈ ਵੇਦ ਵਿੱਚ ਸਿੱਕੀ ਬਣਿਆ ਹੋਇਆ ਕੁਝ ਵੀ ਨਹੀਂ ਹੋ ਸਕਦਾ ਇਹ ਹੀ ਦੁਬਾਰਾ ਗੁਰਬਾਣੀ ਕਹਿ ਰਹੀ ਹੈ ਆਊਗਾ ਦੇਖੋ ਪੜੋਗਾ ਅਨੇਕ ਬੰਚ ਭਾਂਛਲ ਕਰੋ ਮਾਇਆ ਇੱਕ ਅਭਾਵ ਥੈਲੀ ਸੰਚੋ ਸਮ ਕਰੋ ਥਾਕ ਪਰੋਗਾ ਵਾਰ ਥੈਲੀ ਸੰਚੋ ਸ਼ਰਮ ਕਰੋ ਤੁਸੀਂ ਥੈਲੀ ਆਪਣੇ ਨਾਮ ਦੀ ਇਕੱਠੀ ਕਰੋ ਸ਼ਰਮ ਇਹਦੀ ਕਰੋ ਥੱਕ ਜਾਓਗੇ ਮਾਇਆ ਇਕੱਠੀ ਕਰਦੇ ਕਰਦੇ ਕਿਸੇ ਕੰਮ ਨਹੀਂ ਹੋਣਾ ਥੱਕੇ ਜਾਂਦੇ ਨੇ ਸਾਰੇ ਮਾਇਆ ਇਕੱਠੀ ਕਰਦੇ ਕਰਦੇ ਥੱਕ ਜਾਂਦੇ ਨੇ ਫਿਰ ਕਹਿਣਾ ਛੱਡੋ ਪਰੇ ਮਾਇਆ ਦੇ ਕੀ ਲੈਣਾ ਫਿਰ ਮੁੰਡੇ ਉੱਠ ਕੱਢਦੇ ਨੇ ਉਹ ਕਰਦੇ ਨੇ ਆਪ ਛੱਡ ਦਿੰਦੇ ਕਿਉਂ ਜਿਹਨਾਂ ਖਾਤਰ ਕੀਤੀ ਸੀ ਉਹਦੀ ਨਾ ਸਹਿਣ ਤੇ ਫਿਰ ਅਕਲ ਆ ਜਾਂਦੀ ਹੈ ਨਾ ਅਕਲ ਜ਼ਿਆਦਾ ਆਉਂਦੀ ਹੈ ਜਿਹਨਾਂ ਖਾਤਰ ਕੀਤੀ ਸੀ ਨਾ ਸਾਰੀ ਇਕੱਠੀ ਜਿਹਨਾਂ ਖਾਤਰ ਸਾਰੀ ਜਵਾਨੀ ਲਾਤੀ ਸੀ ਜਿਹਨਾਂ ਜੇ ਤਾਕਤ ਦੀ ਲਾਤੀ ਸੀ ਜਦ ਉਹ ਨਹੀਂ ਨਾ ਪੁੱਛਦੇ ਫਿਰ ਅਕਲ ਆ ਜਾਂਦੀ ਹੈ ਪਹਿਲਾਂ ਗੁਰਬਾਣੀ ਤੋਂ ਨਹੀਂ ਅਕਲ ਆਈ ਅਕਲ ਫਿਰ ਆਪੇ ਪ੍ਰੈਕਟਿਸ ਦੇਖੋ ਨਾ ਜਸ ਬੀਤ ਉਹਦੇ ਨਾਲ ਹੁੰਦੀ ਹੈ ਫਿਰ ਅਕਲ ਆਉਂਦੀ ਹੈ ਚਿੱਟੀ ਤਾਂ ਜਦ ਧਾਰ ਨਿਕਲਦੀ ਆ ਕਿਰਪਾਨ ਨੂੰ ਜਦ ਟੱਚ ਕਰਦੀ ਆ ਉਹਦੇ ਨਾਲ ਚੰਗਿਆੜੇ ਨਿਕਲਦੇ ਨੇ ਸਾਣ ਨਾਲ ਜਦ ਪਰੇ ਪਰੇ ਰਹਿੰਦੀ ਆ ਸਾਰ ਤੋਂ ਜਿੰਨਾ ਚਿਰ ਮੰਨਦਾ ਹੀ ਨਹੀਂ ਇਹਨੂੰ ਬਾਣੀ ਨੂੰ ਜਦ ਬੀਤਦੀ ਆਪਣੇ ਨਾਲ ਵੀ ਟੱਚ ਕਰਦੀ ਉਹ ਰਗੜ ਲੱਗਦੀ ਆ ਨਾ ਫਿਰ ਫਿਰ ਮੂੰਹ ਨਿਕਲਦਾ ਛੁਰੀ ਹੋਤੀ ਹੈ ਜੈਸੇ ਤੇਜ ਪੱਥਰ ਪਰ ਲਗਾਣੇ ਸੇ ਪੱਥਰ ਤੇ ਲੱਗਦੀ ਹੈ ਛੁਰੀ ਆਪੇ ਤੇਜ ਹੋ ਜਾਂਦੀ ਹੈ ਜਦ ਇਹਨਾਂ ਦੀ ਹੱਡ ਦੀ ਆਪੇ ਅੰਦਰ ਆ ਜਾਂਦੀ ਹੈ ਪੱਥਰ ਤੇ ਲਾਉਣੇ ਨਾ ਸ਼ੁਰੂ ਨੂੰ ਛੁਰੀ ਨੂੰ ਆਪੇ ਤੇਜ ਹੋ ਜਾਂਦੀ ਇਹਨੂੰ ਅਕਲ ਜ਼ਿਆਦਾ ਆਉਂਦੀ ਹੈ ਜਦ ਹੱਡ ਬੀਜਦੀ ਹੈ ਇਹਦੇ ਨਾਲ ਜਦੋਂ ਪੁੱਛਦੇ ਨਹੀਂ ਹਨ ਮਨ ਕੇ ਕਾਮਨਾ ਆਵੇ ਅੰਤੇ ਅਵਸਰ ਬਾਤ ਜਿਹੜੀ ਤੂੰ ਬਾਹਰ ਫੈਲੀਆਂ ਸੱਚੀ ਜਾਂਦਾ ਦੁਨੀਆ ਮਾਇਆ ਦੀਆਂ ਇਹਦਾ ਮਨ ਦੇ ਕੰਮ ਨਹੀਂ ਆਉਣੀਆਂ ਅਖੀਰ ਦੇ ਟਾਈਮ ਤੇ ਤੇਰੇ ਮਾਇਆ ਨਹੀਂ ਕੰਮ ਜਿਹੜੀ ਥੈਲੀ ਸੰਜਣੀ ਦੀ ਇਕੱਠੀ ਕਰਨੀ ਸੀ ਉਹ ਕਰੀ ਨਹੀਂ ਗਿਆਨ ਗੋਣ ਭਰਦੀ ਸੀ ਗਿਆਨ ਗੋਣ ਭਰਡਾਰੀ ਕਬੀਰ ਕਹਿੰਦਾ ਗਿਆਨ ਦੀ ਗੋਣ ਭਰਨੀ ਸੀ ਉਹ ਹਿਰਦਾ ਹੀ ਗੋਣ ਸੀ ਬਾਹ ਇਹਦਾ ਬਾਹਰ ਹੈ ਤੁਹਾਨੂੰ ਪਿਆ ਤਾਂ ਉਹ ਤੇਰੇ ਨਾਲ ਜਾਊ ਜਿਹੜਾ ਤੇਰੇ ਅੰਦਰ ਹੈ ਉਹ ਉਹ ਗਿਆਨ ਤਾਂ ਹੁੰਦਾ ਨਾਮ ਤਾਂ ਹੁੰਦਾ ਹੋਰ ਨਹੀਂ ਕੁਝ ਇਹ ਨਾਲ ਹੋਰ ਬਸ ਗਿਆਨ ਤਾਂ ਹਰ ਵਕਤ ਨਾਲ ਚਾਹੇ ਕੋਈ ਡਾਕਟਰ ਹੈ ਚਾਹੇ ਕੋਈ ਵਕੀਲ ਹੈ ਜਿੱਥੇ ਜਾਓ ਉੱਥੇ ਹੀ ਰੋਟੀ ਖਾ ਲਵੋ ਗਿਆਨ ਨਾਲ ਚਲ ਬਾਹਰਲਾ ਵੀ ਹੈ ਜਾਏ ਹੈ ਤਾਂ ਉਹਦੇ ਨਾਲ ਥਿਤ ਪਾਵੋ ਗੋਬਿੰਦ ਭਜੋ ਸੰਤਹਿ ਕੀ ਸਿੱਖ ਲੈ ਜੇ ਥਿਤ ਪਾਉਣੀ ਹੈ ਤੁਸੀਂ ਨਾ ਮਨ ਨੂੰ ਟਿਕਾ ਤਾਂ ਆਊਗਾ ਇਹ ਧਨ ਜਿੰਨਾ ਮਰਜ਼ੀ ਇਕੱਠਾ ਕਰ ਲਓ ਇਹਦੇ ਨਾਲ ਟਿਕਾ ਨਹੀਂ ਹੋਣਾ ਮਨ ਨੇ ਟਿਕਣਾ ਨਹੀਂ ਸੰਤੁਸ਼ਟ ਨਹੀਂ ਹੋਣਾ ਹੈਗਾ ਹੁਣ ਬਥੇਰਾ ਹੋ ਗਿਆ ਚੁੱਪ ਕਰ ਜੀਏ ਇਦਾਂ ਨਹੀਂ ਹੋਣਾ ਠੇਕ ਪਾਵੋ ਚਾਹਨੇ ਉਹਨਾਂ ਮਨ ਤੇ ਜਵੇ ਗੋਬਿੰਦ ਭਜੋ ਪਰ ਗੋਬਿੰਦ ਨਾਲ ਜੁੜ ਜਾਓ ਅੰਦਰ ਲਹਿਰਾ ਜੁੜ ਜਾਓ ਅੰਦਰ ਟੇਕਿਆ ਹੈ ਸੰਤਾਂ ਹੈ ਆਪਣੇ ਮੂਲ ਨਾਲ ਜੁੜ ਜਾਓ ਸੰਤਾਂ ਹੈ ਕੀ ਸਿੱਖ ਲੈ ਸੰਤਾਂ ਦੀ ਇਹੀ ਸਿੱਖਿਆ ਸੰਤਾਂ ਦੀ ਸਿੱਖਿਆ ਹੀ ਅਸਲੀ ਸੰਤਾਂ ਦੀ ਇਹ ਸਿੱਖਿਆ ਪ੍ਰੀਤ ਕਰੋ ਸਦ ਏਕ ਸਿਉ ਇਹ ਸਾਚਾ ਅਸਨੇ ਪ੍ਰੀਤ ਕਰੇ ਕਰੋ ਸਦ ਏਕ ਸਿਉ ਇੱਕ ਨਾਲ ਪ੍ਰੀਤ ਕਰੋ ਇੱਕ ਦਾ ਮਤਲਬ ਕੀ ਇੱਕ ਦਾ ਮਤਲਬ ਹੁੰਦਾ ਹੈ ਫਸਟ ਵਨ ਆਤਮਾ ਪਹਿਲੇ ਨੰਬਰ ਤੇ ਅਬਲ ਅਲੋ ਨੂਰ ਨਾਲ ਪ੍ਰੀਤ ਕਰੋ ਮਾਇਆ ਨਾਲ ਨਾ ਕਰੋ ਜੋ ਅੱਖਾਂ ਨੂੰ ਦੀਦਾ ਇਹਦੇ ਨਾਲ ਨਾ ਪ੍ਰੀਤ ਕਰੋ ਜੋ ਨਹੀਂ ਦੀਦਾ ਉਹਨੂੰ ਉਹਨੂੰ ਖੋਜ ਕਰੋ ਉਹਨੂੰ ਪ੍ਰੀਤ ਕਰੋ ਜੇ ਆਤਮਾ ਨਾਲ ਪ੍ਰੀਤ ਕਰੋਗੇ ਫਿਰ ਆਪਣਾ ਪਰਾਇਆ ਨਹੀਂ ਰਹਿੰਦਾ ਜੇ ਆਤਮਾ ਨਾਲ ਪ੍ਰੀਤ ਨਹੀਂ ਕਰੋਗੇ ਤੇ ਆਪਣਾ ਪਰਾਇਆ ਜੋ ਖਾਣਾ ਦੇਣਾ ਜੇ ਉਹਦੇ ਨਾਲ ਪ੍ਰੀਤ ਕਰੋਗੇ ਫਿਰ ਆਪਣਾ ਪਰਾਇਆ ਫਿਰ ਬੈਰੀ ਬਗਾਨਾ ਦਿਸੂਗਾ ਜੇ ਆਤਮਾ ਨਾਲ ਪ੍ਰੀਤ ਕਰੋਗੇ ਖਾਣ ਨੂੰ ਛੱਡ ਦੋਗੇ ਮਾਇਆ ਦੇਖਣੀ ਛੱਡ ਦੋਗੇ ਇਹ ਨੇਤਰੋ ਮੇਰੇ ਅਰਥੋਂ ਮੇ ਜੋਤਰੀ ਹਰ ਬਿਨ ਅਵਰ ਨੂੰ ਦੇਖੋ ਨੇਤਰੋ ਅੱਖਾਂ ਬਾਹਲੀਆਂ ਨੂੰ ਨਹੀਂ ਕਿਹਾ ਦੇ ਨੂੰ ਕਿਹਾ ਅੱਖਾਂ ਨਹੀਂ ਦੇਖੇ ਨਾ ਤੂੰ ਅੱਖਾਂ ਨਹੀਂ ਦੇਖੇਗਾ ਸੰਸਾਰ ਮਾਇਆ ਰੂਪ ਲੱਗੂਗਾ ਮਾਇਆ ਨਹੀਂ ਦੇਖਣੀ ਹੁਣ ਮਾਇਆ ਦੇ ਵਿੱਚ ਹਰ ਹੈ ਦੇਖ ਇਹ ਜਾਨ ਵਿੱਚ ਜੋਤ ਹੈ ਦੇਖ ਤੂੰ ਜੇ ਉਲਟ ਕੰਮ ਕਰਦੀ ਹੈ ਤਾਂ ਦੇਖ ਵੀ ਕੀ ਕਰਨਾ ਹੈ ਸੀ ਕੀ ਕਰਦਾ ਇਹ ਕੀ ਕਰਨਾ ਹੈ ਸੀ ਕੀ ਕਰਦਾ ਮਾੜੇ ਕਰਮ ਜੇ ਤੇਰਾ ਵੀ ਬੁਰਾ ਸੋਚਦਾ ਤੂੰ ਕਾ ਮਾੜੇ ਕਰਮ ਨੇ ਇਹਦੇ ਸੋਚੇ ਤੇ ਕਿਹੜਾ ਮੇਰਾ ਬੁਰਾ ਹੋ ਜਾਣਾ ਇਹਦੇ ਸੋਚੇ ਤੇ ਮੇਰਾ ਬੁਰਾ ਨਹੀਂ ਹੋਣਾ ਇਹ ਪਾਗਲ ਹੈ ਆਪਣਾ ਬੁਰਾ ਕਰ ਰਿਹਾ ਮੇਰਾ ਤਾਂ ਹੋਣਾ ਨਹੀਂ ਜੇ ਅਸੀਂ ਕਿਸੇ ਦਾ ਬੁਰਾ ਸੋਚਦੇ ਸਾਡੇ ਘਰੇ ਤਾਂ ਬੁਰਾ ਹੋਣਾ ਨਹੀਂ ਸੋਚੇ ਤੇ ਬੁਰਾ ਨਹੀਂ ਹੋਣਾ ਕਰੇ ਤੇ ਵੀ ਨਹੀਂ ਹੋਣਾ ਫਿਰ ਉਹ ਸੋਚਣਾ ਕਰਨਾ ਬੇਫੂਕੀ ਦਾ ਸਵਾ ਹੈ ਕੀ ਹੁਣ ਉਹਨੂੰ ਤਾਂ ਸਮਝ ਹੈ ਕਿ ਕੁਝ ਨਹੀਂ ਵਿਗਾੜ ਸਕਦੇ ਦਸਮ ਪਾਸ਼ਾ ਕਹਿ ਰਹੇ ਨੇ ਦੇ ਬਰੂ ਤੇਰੀਆਂ ਫੌਜਾਂ ਮੇਰਾ ਕੀ ਵਿਗਾੜ ਸਕਦੀਆਂ ਸੀ ਮੇਰੇ ਨਾਲ ਉਹ ਸੀ ਜਿਹਨੇ ਸਾਰੀ ਜਿਹਦੀ ਤਾਕਤ ਨਾਲ ਤੇਰੀਆਂ ਫੌਜਾਂ ਤੁਰਦੀਆਂ ਨੇ ਸਾਰੀ ਸ੍ਰਿਸ਼ਟੀ ਤੁਰਦੀ ਮੇਰੇ ਨਾਲ ਤਾਂ ਉਹ ਖੜਾ ਸੀ ਮੈਨੂੰ ਕੀ ਡਰ ਸੀ ਤੇਰੀਆਂ ਫੌਜਾਂ ਦਾ ਜਿੰਨਾ ਜਰ ਮੇਰਾ ਉਹ ਹੋਇਆ ਤੂੰ ਕੁਝ ਨਹੀਂ ਵਿਗਾੜ ਸਕਦਾ ਨਾ ਤੇਰੀਆਂ ਫੌਜਾਂ ਤੈਨੂੰ ਭਲੇਖਾ ਤੋਂ ਹੁਣ ਆ ਜਾ ਜੇ ਤੈਨੂੰ ਇਹ ਭਲੇਖਾ ਨਾ ਤੂੰ ਹੁਣ ਆ ਜਾ ਚਾਹੇ ਜਿੰਨਾ ਜਰ ਮੈਂ ਰਹਾ ਮੇਰਾ ਕੋਈ ਨਹੀਂ ਬੋਲ ਇਹੀ ਮੁਸਲਮਾਨ ਕਹਿੰਦੇ ਨੇ ਇਹ ਇਸਲਾਮ ਕਹਿੰਦਾ ਉਹ ਸਾਰੀ ਜਿਹੜੀ ਗੱਲ ਲਿਖੀ ਆ ਉਹਦਾ ਰੰਗ ਦੇ ਤਾਂ ਘਰ ਹੋਗਾ ਵੀ ਇਹ ਤਾਂ ਇਸਲਾਮ ਦੀ ਗੱਲ ਕਹਿ ਰਿਹਾ ਸਾਰੀ ਇਹਨੂੰ ਤਾਂ ਇਸਲਾਮ ਤੇ ਇੰਨਾ ਭਰੋਸਾ ਸਾਨੂੰ ਨਹੀਂ ਮੈਨੂੰ ਨਹੀਂ ਹੈ ਭਰੋਸਾ ਕਿੱਡਾ ਪੱਕਾ ਜਿਹੜੇ ਆਦਮੀ ਨੂੰ ਭਰੋਸਾ ਇਸਲਾਮ ਤੇ ਉਹੀ ਗੱਲ ਉਹ ਕਹਿ ਰਿਹਾ ਉਹੀ ਇਸਲਾਮ ਕਹਿ ਰਿਹਾ ਇਹ ਤਾਂ ਬਹੁਤ ਉੱਚਾ ਨਬੀ ਹੈ ਕੋਈ ਮੈਂ ਵੀ ਚੰਗਾ ਲੜਦਾ ਮੈਨੂੰ ਭਰੋਸਾ ਨਹੀਂ ਰਹਿੰਦਾ ਨਾਲੇ ਮੈਂ ਮਾੜਾ ਫਿਰਦਾ ਮੈਂ ਆਪਣੇ ਆਪ ਨੂੰ ਬਹੁਤ ਬੜਾ ਸਮਝਦਾ ਇਹਦਾ ਭਰੋਸਾ ਵਾਕਈ ਇਹਨੂੰ ਅੱਲਾਹ ਦੇ ਨਾਲ ਖੜਾ ਡਰ ਗਿਆ ਉਹਨੇ ਮੰਨ ਲਿਆ ਵੀ ਇਹਦੇ ਨਾਲ ਅੱਲਾਹ ਖੜਾ ਕਹਿੰਦਾ ਮੈਂ ਜਾਊਂਗਾ ਨੰਗੇ ਪੈਰੀ ਜਿਵੇਂ ਉਹ ਕਹਿੰਦੇ ਮੈਨੂੰ ਮਾਰ ਦੇਵੇ ਕਿਆ ਮਾਰ ਦੇਵੇ ਮੇਰੇ ਬੁੱਢੇ ਹੈ ਰਾਜ ਸਾਹਮਣੇ ਪਰ ਮੈਂ ਸਾਬਤ ਕਰਨਾ ਵੀ ਮੈਂ ਸੱਚਾ ਸੀ ਮੇਰੇ ਅੰਦਰ ਪਾਪ ਨਹੀਂ ਸੀ ਜਿਹੜੀ ਕੁਰਾਨ ਦੀ ਕਸਮ ਮੈਂ ਖਾਦੀ ਸੀ ਉਹ ਠੀਕ ਸੀ ਮੈਂ ਨਹੀਂ ਸੀ ਚਾਹੁੰਦਾ ਤੈਨੂੰ ਬਾਹਰ ਕੱਢ ਕੇ ਤੇਰੇ ਹਮਲਾ ਜਦੋਂ ਇਹ ਫੈਸਲੇ ਦਾ ਪਤਾ ਲੱਗਿਆ ਉਹਨਾਂ ਨੂੰ ਦੂਜਿਆਂ ਨੂੰ ਜਿਹਨਾਂ ਨੇ ਹਮਲਾ ਕਾਜ਼ੀਆਂ ਦੇ ਥਰੂ ਉਹਨਾਂ ਨੇ ਕਿਹਾ ਵੀ ਇਹਨੂੰ ਕਹੋ ਕਿ ਇਸਲਾਮ ਦੇ ਖਿਲਾਫ ਹੈ ਗੱਲ ਜੇ ਤੁਸੀਂ ਕਿਸੇ ਹੋਰ ਪੀਰ ਨੂੰ ਮੰਨੇਗਾ ਨਾ ਪੀਰ ਮੰਨ ਕੇ ਜਾਏਗਾ ਨੰਗੇ ਪੈਰੇ ਬਿਨਾਂ ਹਥਿਆਰ ਤੇ ਜੇ ਉਹਦੇ ਹੁਕਮ ਦੇ ਵਿੱਚ ਅੱਲਾ ਦਾ ਹੁਕਮ ਛੱਡ ਕੇ ਉਹਦੇ ਹੁਕਮ ਨੂੰ ਮੰਨੇਗਾ ਕਿਸੇ ਦੂਸਰੇ ਧਰਮ ਦੇ ਗੁਰੂ ਨੂੰ ਮੰਨੇਗਾ ਤਾਂ ਤੂੰ ਮੁਸਲਮਾਨ ਨਹੀਂ ਰਹਿਣਾ ਉਹ ਤਾਂ ਫੇਰ ਡਰ ਗਿਆ ਜੇ ਕਹਿੰਦਾ ਮੈਂ ਮੁਸਲਮਾਨ ਰਹਾ ਨਾ ਰਹਾ ਤੁਸੀਂ ਖੁਦ ਨਹੀਂ ਮੁਸਲਮਾਨ ਕੱਚਾ ਸੀ ਨਾ ਫਿਰ ਉਹਨੇ ਫਰਮਾਨ ਜਾਰੀ ਕਰਿਆ ਵੀ ਇਹਨਾਂ ਨੂੰ ਜਿੱਥੇ ਮਰਜੀ ਇਸ ਤਾਂ ਰਹਿਣ ਜੇ ਅੱਖ ਭਰ ਕੇ ਕੋਈ ਚੱਕਿਆ ਦੇਖ ਲੈ ਫਿਰ ਤਾਂ ਨੂੰ ਸੱਦਿਆ ਵੀ ਤੁਸੀਂ ਅੱਜ ਲਓ ਦਸਮ ਸੰਭਾਸ਼ਣ ਨੂੰ ਸੱਦਿਆ ਨਾ ਮੈਨੂੰ ਮਿਲਣਾ ਹੋ ਇਹ ਮੈਂ ਚੱਲੇ ਸੀ ਰਾਹ ਦੇ ਵਿੱਚ ਐਕਸਪਾਇਰ ਹੋ ਗਏ ਕਹਿਣ ਤੋਂ ਮਤਲਬ ਹੈ ਕਿ ਨਾਲ ਹੈ ਜਿੰਨਾ ਜ਼ਰੂਰ ਭਰੋਸਾ ਹੈ ਜਿਹੜਾ ਸ਼ਰਦਾ ਦਾ ਵਿਸ਼ਾ ਨਹੀਂ ਹੈ ਤਾਂ ਭਰੋਸੇ ਦਾ ਵਿਸ਼ਾ ਹੈ ਅੱਜ ਸਿੱਖਾਂ ਨੂੰ ਸ਼ਰਧਾ ਭਰੋਸਾ ਹੈ ਨਹੀਂ ਬਾਣ ਨੂੰ ਕਦੇ ਭਰੋਸਾ ਨਹੀਂ ਹੋਊਗਾ ਸ਼ਰਧਾ ਲੋਭ ਦਾ ਦੂਆ ਨਾਮ ਹੈ ਲੋਭੀਆਂ ਦੇ ਧਰਮ ਵਿੱਚ ਸ਼ਰਧਾ ਹੁੰਦੀ ਹੈ ਅੱਜ ਸਿੱਖ ਧਰਮ ਨੂੰ ਲੋਭੀਆਂ ਦਾ ਧਰਮ ਕਹੋ ਸਿੱਖ ਧਰਮ ਨਹੀਂ ਹੈ ਲੋਭੀਆਂ ਦਾ ਧਰਮ ਸਾਰਾ ਕੰਮ ਲੋਭ ਦੇ ਉੱਤੇ ਖੜਾ ਲੋਭੀ ਦਾ ਦਬਸਾ ਨਾ ਕੀਤਾ ਕੁਰਬਾਨੀ ਕਹਿੰਦੀ ਲੋਭੀਆਂ ਦਾ ਕਬਜ਼ਾ ਕਰਾਇਆ ਖਾਲਸੇ ਨੂੰ ਖਤਮ ਕਰਕੇ ਜਿਹੜਾ ਸਿਰਾਂ ਦੇ ਮੁੱਲ ਪਾਏ ਨੇ ਨਾ ਉਦੋਂ ਖਤਮ ਕੀਤਾ ਇਹਦਾ ਕਬਜ਼ਾ ਕਰਾਇਆ ਲੋਭੀਆਂ ਨੇ ਸਰਕਾਰਾਂ ਲੋਭ ਹੁੰਦੀਆਂ ਨੇ ਸਰਕਾਰਾਂ ਲੋਭੀਆਂ ਦਾ ਕਬਜ਼ਾ ਹੈ ਦਿੰਦੀਆਂ ਨੇ ਸਰਕਾਰ ਅਨੁਸਾਰ ਜਿਹੜਾ ਧਰਮ ਚੱਲੇ ਉਹੀ ਧਰਮ ਠੀਕ ਹੁੰਦਾ ਸਰਕਾਰ ਦਾ ਅੱਜ ਚਾਹੇ ਦੁਖੀ ਹੈ ਸਰਕਾਰ ਦੁਨੀਆ ਦੀ ਇਹਨਾਂ ਧਰਮਾਂ ਤੋਂ ਆਪ ਜੋ ਹੈ ਆਗੇ ਨਾ ਵੀ ਧਰਮ ਦੇ ਨਾਮ ਤੇ ਰਾਜ ਲੈਣਾ ਸੀ ਜਦ ਧਰਮ ਰਾਜ ਨਾਲ ਮੰਗਣ ਲੱਗ ਜਵੇ ਫਿਰ ਦੂਏ ਖਰਾਬ ਹੋ ਜਾਂਦੇ ਨੇ ਜਦ ਧਰਮ ਖੁਦ ਰਾਜ ਮੰਗਣ ਲੱਗ ਜਵੇ ਨਾ ਇਹ ਧਰਮ ਆਪ ਫਿਰ ਜਿਹੜੇ ਉਹ ਦੂਏ ਧਰਮ ਦਾ ਇਹਨਾਂ ਦਾ ਫਿਰ ਦੂਜੇ ਜਿਹੜੇ ਬਿਨਾਂ ਧਰਮ ਵਾਲੇ ਰਾਜ ਕਰਦੇ ਨੇ ਇਹਨਾਂ ਦਾ ਫਿਰ ਆਪਸ ਵਿੱਚ ਕਿਹੜੇ ਪੈਦਾ ਹੋ ਜਾਂਦਾ ਹੁਣ ਇਹਨਾਂ ਦਾ ਆਪਸ ਵਿੱਚ ਕਿਹੜੇ ਪੈਦਾ ਹੋਇਆ ਜਿਵੇਂ ਪਾਕਿਸਤਾਨ 'ਚ ਪੈਦਾ ਹੋਇਆ ਕਈ ਗੱਲਾਂ ਇਹਨਾਂ ਦਾ ਉਹਦੇ ਨਾਲ ਵੀ ਹੋਇਆ ਪੋਪਰਲ ਵੀ ਹੋਇਆ ਹੋਪ ਗਈ ਗੱਲਾਂ ਨੂੰ ਕਹਿੰਦਾ ਗਲਤ ਨੇ ਪਰ ਉਹ ਸਿਆਸਤਦਾਨ ਕਹਿੰਦਾ ਠੀਕ ਨੇ ਸਿਆਸਤਦਾਨ ਨੇ ਪਬਲਿਕ ਨਾਲ ਚੱਲਣਾ ਪਬਲਿਕ ਦੇ ਵਿੱਚ 10% ਆਦਮੀ ਦਾ ਦੋਣ ਰੋਣਾ ਪਾਉਣੇ ਵਾਲੇ ਤਾਂ 90% ਦੀ ਗੱਲ ਨਹੀਂ ਸੁਣਦੀ ਜਿਵੇਂ ਉਹਨਾਂ ਫੈਸਲਾ ਕੀਤਾ ਕੈਰ ਕਾਨੂੰਨੀ ਗੱਲ ਜਿੰਨਾ ਚਿਰ ਅਨਨੈਚੁਰਲ ਜਿਹੜੀ ਗੱਲ ਹੈ ਉਹ ਗੈਰ ਕਾਨੂੰਨੀ ਨਹੀਂ ਬਣਦੀ ਜੋ ਅਨਨੈਚੁਰਲ ਹੈ ਉਹ ਗੈਰ ਕਾਨੂੰਨੀ ਹੈ ਜਿਹੜੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜੱਜ ਨੇ ਉਹਨਾਂ ਨੂੰ ਨੇਚਰ ਤੇ ਮਤਲਬ ਹੈ ਕੋਈ ਕਾਨੂੰਨ ਤੇ ਮਤਲਬ ਕਾਨੂੰਨ ਤਾਂ ਆਦਮੀ ਦਾ ਬਣਾਇਆ ਹੈ ਨੇਚਰ ਆਦਮੀ ਦੀ ਬਣਾਈ ਹੋਈ ਜਿੰਨਾ ਚਿਰ ਕਾਨੂੰਨ ਨੇਚਰਲ ਨਹੀਂ ਬਣਦੇ ਨੇਚਰ ਦੇ ਅਨੁਸਾਰ ਨਹੀਂ ਬਣਦੇ ਉਹਨਾਂ ਜਰ ਬਚ ਨਹੀਂ ਸਕਦੇ ਪਰਮੇਸ਼ਰ ਦੇ ਕਾਨੂੰਨ ਨਾਲ ਸਾਡੇ ਕਾਨੂੰਨ ਜੇ ਟਕਰਾਉਣਗੇ ਤਾਂ ਨੁਕਸਾਨ ਹੋਊਗਾ ਨੇਚਰ ਜਿਹੜੀ ਹੈਗੀ ਸਿਰਫ ਇਹ ਪਰਮੇਸ਼ਰ ਦਾ ਕਾਨੂੰਨ ਹੈ ਪਰਮੇਸ਼ਰ ਦਾ ਹੁਕਮ ਹੈ ਪਰਮੇਸ਼ਰ ਦਾ ਭਾਣਾ ਹੈ ਉਹਦੇ ਖਿਲਾਫ ਜਿੰਨੇ ਸਾਡੇ ਕਾਨੂੰਨ ਹੋਣਗੇ ਉੱਥੇ ਹੀ ਗੜਬੜ ਪੈਦਾ ਹੋਊ ਇਹ ਵਿਰੋਧ ਤਾਂ ਇੱਥੇ ਪੈਦਾ ਹੋਊ ਬਸ ਉੱਥੇ ਵਿਰੋਧ ਪੈਦਾ ਹੋਊ ਜਦੋਂ ਉਹ ਅਸੀਂ ਕੱਲਾ ਮੰਨ ਲਾਂਗੇ ਮਨਮੁਖ ਨੇਚਰ ਦੇ ਵਿਰੋਧ ਖੜਾ ਹੁੰਦਾ ਮਨਮੁਖ ਕੁਦਰਤ ਦੇ ਖਿਲਾਫ ਖੜੇ ਹੁੰਦੇ ਨੇ ਗੈਰ ਕੁਦਰਤੀ ਗੱਲਾਂ ਨੂੰ ਜਦ ਅਸੀਂ ਕਾਨੂੰਨ ਦੀ ਸ਼ਕਲ ਦੇ ਲਾਂਗੇ ਆਪਣੀ ਮੰਨ ਲਾਂਗੇ ਵੀ ਠੀਕ ਨੇ ਗਏ ਅਨੈਚੁਰਲ ਚੀਜ਼ਾਂ ਨੂੰ ਉੱਥੇ ਆ ਕੇ ਵਿਰੋਧ ਪੈਦਾ ਹੋਊਗਾ ਧਰਮ ਦਾ ਧਾਰਮਿਕ ਬੰਦਿਆਂ ਦਾ ਰਹਿਣਾ ਹੁਣ ਧਾਰਮਿਕ ਪਾਸੇ ਖੜੇ ਨੇ ਇਹਨੂੰ ਕੀ ਰਾਈਟ ਹੈ ਜੱਜ ਨੂੰ ਫੈਸਲਾ ਦੇਣ ਦਾ ਇਹ ਕੌਣ ਹੁੰਦਾ ਫੈਸਲਾ ਦੇਣ ਵਾਲਾ ਜੱਜ ਤਾਂ ਦੂਏ ਦੋ ਚਾਰ ਹੋਰ ਇਕੱਠੇ ਕਰ ਲੋ ਰੱਦ ਕਰ ਦੇਣਗੇ ਉਹ ਤਾਂ ਮਰਜ਼ੀ ਹੋਈ ਨਾ ਜੱਜ ਦੀ ਜੱਜ ਵਾਸਤੇ ਕੋਈ ਕਾਨੂੰਨ ਨਹੀਂ ਅਗਰ ਉਹਦੇ ਮੁਖੀ ਪੈਮਾਨਾ ਕਿਹੜੇ ਬੇਸ ਨੇ ਰੱਖੀ ਆਪਣੀ ਮਰਜ਼ੀ ਨਾਲ ਕੀਤਾ ਨਾ ਮਰਜ਼ੀ ਕਿਸੇ ਦੀ ਨਹੀਂ ਚੱਲ ਸਕਦੀ ਉਹ ਵੀ ਆਦਮੀ ਹੀ ਹੈ ਜੱਜ ਜੱਜ ਕੌਣ ਹੈ ਆਦਮੀ ਆਦਮੀ ਤਾਂ ਇਹਨਾਂ ਨੇ ਬਣਿਆ ਹੈ ਟੂ ਹੈ ਹਿਊਮਨ ਗਲਤੀ ਦਾ ਬਦਲਾ ਹੈ ਤਾਂ ਜੱਜ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਗਲਤੀ ਦਾ ਬਦਲਾ ਹੈ ਹਰ ਜੱਜ ਤੇ ਲਾਗੂ ਹੁੰਦੀ ਹੈ ਗਲਤੀ ਦਾ ਬਦਲਾ ਗੱਲ ਜਾਂ ਫਿਰ ਇਹਨੂੰ ਕੱਢੋ ਉਹਦੇ ਪਰ ਪਹਿਲਾਂ ਜਿਹੜੀ ਪੜਾਈ ਕਰਾਈ ਜਾਂ ਤਾਂ ਇਹ ਗੱਲ ਨੂੰ ਕੱਢੋ ਵੀ ਗਲਤੀ ਦਾ ਬਦਲਾ ਹੈ ਨਹੀਂ ਆਦੂ ਨਹੀਂ ਤਾਂ ਜੱਜ ਵੀ ਗਲਤੀ ਦੇ ਬਦਲੇ ਨੂੰ ਤੇ ਵੀ ਲੱਗੂਗਾ ਇਹਨਾਂ ਨੂੰ ਕੋਈ ਛੱਡਿਆ ਹੋਇਆ ਹੈ ਜਿੰਨਾ ਚਿਰ ਜੱਜਾਂ ਦੇ ਉੱਤੇ ਕੋਈ ਕੋਡ ਲਾਗੂ ਨਹੀਂ ਹੋਊਗਾ ਉਹਨਾਂ ਚਿਰ ਇੱਥੇ ਇਨਸਾਫ ਹੋ ਨਹੀਂ ਸਕਦਾ ਜੱਜਾਂ ਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਛੱਡ ਦਿੰਦੇ ਨੇ ਜਿਹਨੂੰ ਮਰਜ਼ੀ ਫਾਇਲ ਆਉਂਦੇ ਜੇ ਆਦਮੀ ਦੀ ਮਰਜ਼ੀ ਚੱਲੂਗੀ ਉੱਥੇ ਕਲੇਸ਼ ਪੈਦਾ ਹੋਊਗਾ ਆਦਮੀ ਦੀ ਮਰਜ਼ੀ ਹੈ ਜਿੱਥੇ ਕੁਦਰਤ ਦੀ ਮਰਜ਼ੀ ਤੋਂ ਖਿਲਾਫ ਕਦੇ ਵੀ ਹੱਲ ਲੈ ਲੈਂਦਾ ਆਦਮੀ ਨਾ ਕੀ ਮਰਜ਼ੀ ਨਹੀਂ ਕਿਸੇ ਦੀ ਚੱਲ ਸਕਦੀ ਕੁਦਰਤ ਦੇ ਅਨੁਸਾਰ ਜਨਾ ਜਨ ਨਹੀਂ ਅਸੀਂ ਆਪਣੇ ਕਾਨੂੰਨ ਬਣਾਉਂਦੇ ਜਿਹੜੇ ਲੋਕ ਕੁਦਰਤ ਗੈਰ ਕੁਦਰਤੀ ਨੇ ਉਹਨਾਂ ਨੂੰ ਕ੍ਰਸ਼ ਕਰ ਦੋ ਥੋੜੇ ਹੀ ਹੁੰਦੇ ਨੇ ਕ੍ਰਸ਼ ਕਰਨੇ ਪੈਣਗੇ ਕਰੋ ਡਕਾਇਦ ਡਕੈਤ ਕਰ ਲਓਗੇ ਅਸੀਂ ਤਾਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਅਤਵਾਦੀਆਂ ਨੂੰ ਵੀ ਆਪਣੇ ਮਰਜ਼ੀ ਨਾਲ ਜ਼ਿੰਦਗੀ ਜਿਉਣ ਤੋਂ ਤੁਸੀਂ ਮਰਜ਼ੀ ਦਾ ਮਤਲਬ ਹੀ ਨਹੀਂ ਕੋਈ ਕਾਨੂੰਨ ਦੀ ਮਰਜ਼ੀ ਦਾ ਕੀ ਮਤਲਬ ਜੇ ਵਕਤਰਾ ਕਹਿੰਦਾ ਮੈਂ ਮੇਰੀ ਮਰਜ਼ੀ ਦੀ ਜ਼ਿੰਦਗੀ ਜਿਉਣੀ ਹੈ ਮੈਂ ਜੇਬ ਘਟਣੀ ਉਹਦੇ ਤਰ੍ਹਾਂ ਦਾ ਕਾਨੂੰਨ ਕਾਨੂੰਨ ਨਹੀਂ ਕੋਈ ਰਹਿਣਾ ਜੇ ਮਰਜ਼ੀ ਆਦਮੀ ਦੀ ਤੇ ਛੱਡੋਗੇ ਤੁਸੀਂ ਹਰ ਇੱਕ ਆਦਮੀ ਨੂੰ ਮਰਜ਼ੀ ਆਪਣੀ ਜ਼ਿੰਦਗੀ ਜਿਉਣ ਦੀ ਫਿਰ ਤਾਂ ਕੋਈ ਕਾਨੂੰਨ ਰਹਿਣਾ ਹੀ ਨਹੀਂ ਹੈ ਇਹ ਅੰਨੇ ਨੇ ਸਾਰੇ ਵਿਦਵਾਨ ਹੁੰਦੇ ਜਾਂਦੇ ਫੁੱਟੀ ਪੁੱਠੀ ਗੱਲ ਹੋ ਗਈ ਪੁੱਠੀ ਗੱਲ ਹੋ ਗਈ ਇਹਨਾਂ ਨੂੰ ਕੋਈ ਸਿਆਣਾ ਨਹੀਂ ਹੈ ਇਹਨਾਂ ਨੂੰ ਬਥੇਰੇ ਸਿਆਣੇ ਨੇ ਜਿਹਨਾਂ ਨੂੰ ਇਹ ਜਾ ਕੇ ਮੱਥੇ ਟੇਕਦੇ ਨੇ ਆ ਧਰਮਾਂ ਨੂੰ ਉਹ ਜੋ ਕੱਚੇ ਧਰਮ ਨੇ ਜਿੱਥੇ ਮੱਥੇ ਟੇਕਦੇ ਨੇ ਪੱਕੇ ਧਰਮ ਦਾ ਉਦੋਂ ਬਾਹਾਂ ਬਹੁਤ ਗਾਂ ਖੜੇ ਨੇ ਜਿੱਥੇ ਆਦਮੀ ਦੀ ਮਰਜ਼ੀ ਚੱਲ ਗਈ ਉੱਥੇ ਇਨਸਾਫ ਨਹੀਂ ਹੋ ਸਕਦਾ ਜੱਜ ਆਪਣੀ ਮਰਜ਼ੀ ਤੇ ਨਹੀਂ ਛੱਡੀ ਜਾ ਸਕਦੀ ਜੀ ਨੇਚਰਲ ਹੈ ਜਾਂ ਅਨਨੈਚੁਰਲ ਹੈ ਨੇਚਰ ਇਨਸਾਫ ਬਗੈਰ ਨੇਚਰ ਤੇ ਸਭ ਕੋਈ ਨਹੀਂ ਕਰ ਸਕਦਾ ਜਦ ਆਦਮੀ ਨੇਚਰ ਦੇ ਖਿਲਾਫ ਹੈ ਅੱਜ ਦਾ ਆਦਮੀ ਨੇਚਰ ਦੇ ਖਿਲਾਫ ਹੈ ਗੁਰਬਾਣੀ ਕਹਿੰਦੀ ਹੈ ਨੇਚਰ ਅਨੁਸਾਰ ਚੱਲੋ ਜਿੰਨਾ ਚਿਰ ਨੇਚਰ ਅਨੁਸਾਰ ਨਹੀਂ ਚੱਲਦੇ ਅਸੀਂ ਇਹਨੂੰ ਸਮਝਦੇ ਨਹੀਂ ਹੁਕਮ ਨੂੰ ਹੁਕਮ ਬੂਝ ਪਰਮ ਪਦ ਪਾਈ ਨੇਚਰ ਦੇ ਜਿੱਥੇ ਵੀ ਖਿਲਾਫ ਚੱਲਣਗੇ ਉੱਥੇ ਨੁਕਸਾਨ ਹੋਊਗਾ ਜਿੱਥੇ ਖਿਲਾਫ ਚੱਲੇ ਉੱਥੇ ਨੁਕਸਾਨ ਹੋਇਆ ਗਾਂ ਚੱਲਾਂਗੇ ਹੋਊਗਾ ਜੇ 2-4% ਆਦਮੀ ਹੈ ਉਹਨੂੰ ਨੂੰ ਦਵਾ ਦਿਓ ਕਿ 90% ਆਦਮੀ ਨੂੰ ਤੁਸੀਂ ਮਤਲਬ ਉਹਨਾਂ ਦੇ ਖਿਲਾਫ ਕਰ ਦੋਗੇ ਗੱਲ ਸਿਰਫ ਇਹ ਹੈ ਕਿ ਵਿਗੜ ਕੇ ਜਾ ਕੇ ਤੂੰ ਰਹੀ ਹੈ ਹਾਲਾਤ ਵਿਗੜਦੇ ਵਿਗੜਨਾ ਜਿਹੜੇ ਵਿਗਾੜ ਰਹੇ ਨੇ ਹਾਲਾਤ ਉਹਨਾਂ ਨੂੰ ਛੂਟ ਦਿੱਤੀ ਜਾ ਸਕਦੀ ਹੈ ਸ਼ੈਤਾਨ ਨੂੰ ਛੂਟ ਦਿੱਤੀ ਜਾ ਸਕਦੀ ਹੈ ਤੇ ਸ਼ੈਤਾਨ ਨੂੰ ਛੂਟ ਦੇਣ ਵਾਲੀ ਗੱਲ ਹੈ ਸ਼ੈਤਾਨ ਨੂੰ ਨਿਯੰਤਰਣ ਕੌਣ ਕਰੂਗਾ ਮਿਸਚਿਵ ਨੂੰ ਕੌਣ ਨਿਯੰਤਰਣ ਕਰੂਗਾ ਬੇਵਕੂਫੀ ਨੂੰ ਕੌਣ ਨਿਯੰਤਰਣ ਕਰੂਗਾ ਲਾ ਉਹ ਜਿਹਾ ਲਾ ਬਣਾ ਦਿਓ ਕਾਨੂੰਨ ਬਣਾ ਲਿਓ ਇਹ ਜਿਹਾ ਹੂੰ ਪ੍ਰੀਤ ਕਰੋ ਸਭ ਇੱਕ ਇੱਕ ਸਿਉ ਸਾਚਾ ਇਹ ਇਹ ਸਾਚਾ ਅਸਨੇਹ ਪ੍ਰੀਤ ਕਰੋ ਸਭ ਇੱਕ ਸਿਉ ਇਹ ਆ ਸਾਚਾ ਅਸਨੇਹ ਇੱਕ ਪਾਸੇ ਤਾਂ ਅਸੀਂ ਜੇ ਕੋਈ ਆਤਮਾ ਹੱਤਿਆ ਕਰਦਾ ਉਹਨੂੰ ਕਹਿੰਦੇ ਆ ਜੁਰਮ ਕਿਉਂ ਵੀ ਉਹ ਕਹਿੰਦੇ ਜੁਰਮ ਹੈ ਫਿਰ ਉਹਦੀ ਮਰਜ਼ੀ ਹੈ ਫਿਰ ਜ਼ਿੰਦਗੀ ਤੁਹਾਡੇ ਪਿਓ ਦੀ ਹੈ ਉਹਦੀ ਹੈ ਇਹ ਆਤਮਾ ਹੱਤਿਆ ਦੇ ਬਰਾਬਰ ਹੈ ਸਮਲਿੰਗਤਾ ਜਿਹੜੀ ਹੈ ਹਾਂ ਆਤਮਾ ਤੇ ਦੇ ਬਰਾਬਰ ਹੈ ਆਤਮ ਤੇਜ ਰੱਖੀ ਹੈ ਆਤਮ ਘਾਤ ਆਤਮ ਤੇ ਆਤਮ ਤੇ ਕੰਮ ਤੁਸੀਂ ਉਹ ਕੀਤੀ ਮਰਨ ਕਿਉਂ ਨਹੀਂ ਕਿਸੇ ਨੂੰ ਦਿੰਦੇ ਉਤੇ ਪਾਬੰਦੀ ਲਾਈ ਹੋਈ ਹੈ ਦੁਹੇ ਵੀ ਆਦਮੀ ਮਰਨਾ ਮਰ ਕੇ ਛੱਡਦਾ ਵੀ ਉੱਥੇ ਤੁਸੀਂ ਮਰਦੇ ਹੋ ਕਾਨੂੰਨ ਬਿਲਕੁਲ ਅੰਨਾ ਹੈ ਅੰਨਾ ਕਾਨੂੰਨ ਅੰਨਿਆਂ ਲੋਕਾਂ ਦਾ ਬਣਾਇਆ ਹੈ ਸਿਆਣਿਆਂ ਬੰਦੇ ਹੈ ਹੀ ਨਹੀਂ ਕਾਨੂੰਨ ਦੇ ਵਿੱਚ ਆਏ ਹੋਏ ਸਿਆਣੇ ਜਿਹੜੇ ਕਾਨੂੰਨ ਬਣਾਉਣੇ ਵਾਲੇ ਨੇ ਇਹ ਬਹੁਤੇ ਸਿਆਣੇ ਨਹੀਂ ਹਨ ਬੰਦੇ ਸਿਆਣੇ ਹੁਣ ਰੋਜ਼ ਅਮੈਂਡਮੈਂਟਾਂ ਕਿਉਂ ਕਰੀਏ ਗੁਰਬਾਣੀ 'ਚ ਅਮੈਂਡਮੈਂਟ ਕਰਕੇ ਦਿਖਾਓ ਕੋਈ ਗੁਰਬਾਣੀ 'ਚ ਕੋਈ ਅਮੈਂਡਮੈਂਟ ਕਰਕੇ ਦਾ ਦਿਖਾਓ ਇਹ ਕੀ ਹੈ ਇਹ ਪਰਮੇਸ਼ਰ ਦੇ ਕਾਨੂੰਨ ਦੇ ਅਨੁਸਾਰ ਹੈ ਇਹ ਕੁਦਰਤ ਦੇ ਅਨੁਸਾਰ ਹੈ ਬੰਦ ਜਿੰਨਾ ਜਰ ਕੁਦਰਤ ਦੇ ਅਨੁਸਾਰ ਸਾਡੇ ਕਾਨੂੰਨ ਨਹੀਂ ਨਾ ਇੱਥੇ ਦੇ ਬਣਦੇ ਉਹਨਾਂ ਚ ਅਮਨ ਨਹੀਂ ਹੋ ਸਕਦਾ ਸੰਸਾਰ 'ਚ ਜਿਹੜਾ ਇਹਦੇ ਖਿਲਾਫ ਚੱਲਦਾ ਉਹਦੇ ਤੇ ਸਖਤੀ ਹੋਣੀ ਚਾਹੀਦੀ ਨਹੀਂ ਸ਼ਕਤੀ ਕਰਦੀ ਸਖਤੀ ਕਰਦੀ ਹੈ ਘੜੀਏ ਘੜੀਏ ਮਾਰੀ ਹੈ ਉਹਨੂੰ ਘੜ ਕੇ ਸਿੱਧਾ ਕਰੋ ਉਹਨੂੰ ਆਹੇ ਰਾਸਤੇ ਲਿਆਉਣ ਵਾਸਤੇ ਘੜ ਕੇ ਸਿੱਧਾ ਕਰੇ ਸਿੱਧਾ ਕਰੋ ਖਜਾ ਸਿੱਧਾ ਹੋ ਜਾਊਗਾ ਉਹ ਵੀ ਸੁਖੀ ਲੋਕ ਵੀ ਸੁਖੀ ਉਹ ਵੀ ਕਹੂਗਾ ਮੈਂ ਸੁਖੀ ਹਾਂ ਕਾਰਨ ਕਰਨ ਕਰਾਵਨੋ ਸਭ ਵਿਧੀ ਇੱਕ ਹੈ ਹਾਸ ਕਾਰਨ ਕਰਨ ਕਰਾਵਨੋ ਕਾਰਨ ਕਾਰਨ ਹੁੰਦਾ ਕਿਸੇ ਵੀ ਚੀਜ਼ ਦਾ ਕੋਈ ਕਾਰਨ ਹੁੰਦਾ ਸ੍ਰਿਸ਼ਟੀ ਦਾ ਕੋਈ ਕਾਰਨ ਕਾਰਨ ਕਰਾਵਣੋ ਕਰਨ ਕਰਾਉਣ ਵਾਲਾ ਕਰਾਉਣ ਵਾਲਾ ਕਰਨ ਵਾਲਾ ਔਰ ਕਰਨ ਤਿੰਨ ਚੀਜ਼ ਇਹ ਤਿੰਨਾਂ ਦਾ ਮੁੱਢ ਜੋਤ ਹੈ ਕਾਰਨ ਕਰਨ ਕਰਾਵਣੋ ਸਭ ਇੱਕ ਹੈ ਹੱਥ ਇੱਕ ਹੈ ਸਾਰੀ ਵਿਧੀ ਇੱਕ ਦੇ ਹੱਥ ਹੈ ਉਹ ਕਿਵੇਂ ਸੱਚਖੰਡ ਦੇ ਸਾਰੇ ਸਾਬਤ ਸੂਰਤ ਨੇ ਇੱਕ ਇੱਕ ਹੈ ਜੁੜਿਆ ਹੋਇਆ ਨਹੀਂ ਕੋਈ ਕਿਸੇ ਨਾਲ ਇਹ ਗੱਲ ਝੂਠ ਹੈ ਪਾਰਲੀਮੈਂਟ 'ਚ ਹਜ਼ਾਰ ਆਦਮੀ ਬੈਠਾ ਹਜ਼ਾਰ ਵੱਖਰੀ ਵੱਖਰੀ ਕੁਰਸੀ ਤੇ ਬੈਠੇ ਉੱਥੇ ਪਾਰਲੀਮੈਂਟ ਉਹਨੂੰ ਵਿਰਾਟ ਰੂਪ ਕਿਹਾ ਪਾਰਲੀਮੈਂਟ ਨੂੰ ਉਸ ਨੂੰ ਵਿਰਾਟ ਰੂਪ ਕਿਹਾ ਵਿਰਾਟ ਰੂਪ ਹੈ ਇੱਕ ਜਿਹੜਾ ਹੈਗਾ ਇਹ ਪੂਰਨ ਰੂਪ ਹੈ ਸਭ ਜ਼ਰੂਰਤ ਹੈ ਇੱਕ ਪੂਰਨ ਰੂਪ ਹੈ ਜਿਹੜਾ ਇੱਕ ਇੱਕ ਦਾ ਸਮੁੱਚਾ ਸਮੂਹ ਹੈ ਸੱਚਖੰਡ ਚ ਜਿੰਨੀ ਆਵਾਦੀ ਹੈ ਉਹ ਵਿਰਾਟ ਰੂਪ ਹੈ ਇੱਕ ਕਾਰਨ ਕਰਨ ਕਰਾਉਣ ਨੂੰ ਸਭ ਨੇ ਹੱਥ ਇੱਕ ਬਰੋਟੇ 'ਚ ਕਿੰਨੇ ਬੀਜ ਹੁੰਦੇ ਨੇ ਇੱਕ ਵੀ ਬੀਜ ਨਹੀਂ ਹੁੰਦਾ ਠੀਕ ਹੈ ਪਰ ਬੀਜ ਕਿਥੋਂ ਆ ਰਹੇ ਨੇ ਉਹਦੇ ਵਿੱਚ ਸਮਾਇਆ ਹੁੰਦੇ ਨੇ ਐ ਹੁਕਮ ਦੇ ਵਿੱਚ ਸਾਰੇ ਸਮਾਇਆ ਹੋਏ ਨੇ ਬੀਜ ਸਾਬਤ ਫੋਕਸ ਸਾਰੇ ਸਮਾਏ ਹਨ ਉੱਥੇ ਪੈਦਾ ਹੋਣੇ ਨੇ ਫੋਕਸ ਦਾ ਜਿਹੜਾ ਰਸ ਹੈ ਫੋਕਸ ਜੋ ਅਮਰਤ ਨਾਮ ਹੋਵੇ ਸਾਰੇ ਸਮਾਏ ਕਰੋੜਾਂ ਹੀ ਪੈਦਾ ਹੋ ਜਾਂਦੇ ਨੇ ਕਬਰੋਟੇ ਤੇ ਖਵਾਰ ਬਰੋਟਾ ਬਰਾੜ ਰੂਪ ਹੈ ਹਰੇਕ ਬੀਜ ਦੇ ਵਿੱਚ ਜਨਮ ਰੋਟਾ ਹਰੇਕ ਬੀਜ ਬਰੋਟਾ 'ਚ ਹਰੇਕ ਬੀਜ ਵਿੱਚ ਬਰੋਟਾ ਐਵੇਂ ਸਾਗਰ ਮੈਂ ਬੂੰਦ ਬੂੰਦ ਮੈਂ ਸਭ ਬੂੰਦ ਬੂੰਦ ਇਕੱਠੀ ਕਰਕੇ ਸਾਗਰ ਬਣ ਗਿਆ ਸਾਗਰ ਬੂੰਦ ਦਾ ਵਿਰਾਟ ਰੂਪ ਹੈ ਕਿੰਨੀਆਂ ਬੂੰਦਾਂ ਨੇ ਨਹੀਂ ਗਿਣੀਆਂ ਜਾ ਸਕਦੀ ਐਵੇਂ ਸੱਚਖੰਡ ਕਿੰਨੇ ਸਾਬਤ ਸੂਰਤ ਨੇ ਨਹੀਂ ਗਿਣੇ ਜਾ ਸਕਦੇ ਇੱਕ ਇੱਕ ਨੇ ਸਭ ਸਾਬਤ ਨੇ ਸਭ ਦੀ ਇੱਕ ਹੱਥ ਉਹ ਇੱਕਲੇ ਹੱਥ ਉੱਥੇ ਵੀ ਕੋਈ ਇੱਕ ਨੇ ਸਾਰੇ ਇੱਥੇ ਵੀ ਕੋਈ ਕਰੇ ਫਰਕ ਸਿਰਫ ਇਹ ਹੈ ਇਹ ਪੂਰੇ ਨਹੀਂ ਹਨ ਇਹ ਦਾਲ ਵਿੱਚ ਨੇ ਕੁਝ ਕੁਝ ਅਪੂਰਣ ਨੇ ਅਪੂਰਣ ਕਿਵੇਂ ਨੇ ਗਿਆਨ ਪੂਰਾ ਨਹੀਂ ਹੈ ਕੁਝ ਕੱਚਾ ਹੈ ਕੁਝ ਪੱਕਾ ਹੈ ਕੁਝ ਕੱਚਾ ਕੁਝ ਪੱਕਾ ਕੁਝ ਝੂਠ ਹੈ ਕੁਝ ਸੱਚ ਹੈ ਕੱਚ ਪੱਕ ਦਾ ਮਤਲਬ ਕੱਚ ਝੂਠ ਹੁੰਦਾ ਪੱਕ ਸੱਚ ਹੁੰਦਾ ਪੱਕੀ ਬਾਣੀ ਸੱਚੀ ਬਾਣੀ ਕੱਚੀ ਬਾਣੀ ਝੂਠੀ ਬਾਣੀ ਮਨ ਝੂਠਾ ਜਿਹਦਾ ਮਨ ਉਹ ਸੱਚਾ ਮਨ ਚਾਹ ਕੇ ਹੀ ਬਣਦੀ ਮਨ ਕਰਕੇ ਕੱਚਾ ਮਨ ਕਰਕੇ ਹੀ ਪਕਾਉਣਾ ਪਕਾਉਣਾ ਸਿਰ ਨੂੰ ਮਨ ਨੂੰ ਮਨ ਪੱਕਾ ਨਹੀਂ ਮਨ ਨਹੀਂ ਖੜਾ ਹੈਗਾ ਮਨ ਸੱਚ ਤੋਂ ਥੜਕ ਗਿਆ ਬਾ ਮਨ ਸੱਚ ਤੋਂ ਥੜਕਿਆ ਹੈ ਸਾਰਿਆਂ ਦਾ ਹੀ ਸਿੱਖਾਂ ਦਾ ਵੀ ਸੱਚ ਤੋਂ ਥੜਕਿਆ ਹੈ ਇਸ ਕਰਕੇ ਆਦ ਸੱਚ ਦਾ ਮਤਲਬ ਹੈ ਸੱਚ ਨਾਲ ਜੋੜ ਲੋ ਆਦ ਵਿੱਚ ਇਹ ਵੀ ਆ ਸੱਚ ਸੀਗਾ ਸੱਚ ਤੋਂ ਹੀ ਕੱਚ ਹੋਇਆ ਹੈ ਜਨਮਨ ਝੂਠਾ ਹੋ ਗਿਆ ਬੇਈਮਾਨ ਹੋ ਗਿਆ ਫਰਕ ਪੈ ਗਿਆ ਕੱਚ ਪੈਦਾ ਹੋ ਗਿਆ ਵਿੱਚ ਕਾਰਨ ਕਾਰਨ ਦੀ ਇਲਾਜ ਕਰਨਾ ਮਨ ਸਮਝਾਉਣ ਕਾਰਨ ਇਹਨੂੰ ਸਮਝਾਉਣਾ ਵੀ ਛੱਡਦੇ ਹੈ ਜਿੰਨਾ ਜਦ ਤੇਰੇ ਅੰਦਰ ਕੱਚ ਹੈ ਝੂਠ ਦਾ ਪ੍ਰੇਮ ਹੈ ਮਾਇਆ ਦਾ ਮੋਹ ਹੈ ਈਰਖਾ ਦੁਆਸ਼ ਉਹਨਾਂ ਚਿਰ ਤੂੰ ਇੱਥੇ ਹੈ ਜਦ ਇਹ ਤੈਂ ਛੱਡ ਦਿੱਤਾ ਤੇਰਾ ਤਾਂ ਘਰ ਹੈ ਉਹ ਨਹੀਂ ਆਪਣੇ ਘਰ ਚਲਾ ਜਾਣਾ ਬਸ ਕਾਚਰ ਪੱਕ ਦਾ ਹੀ ਫਰਕ ਹੈ ਕਾਰਨ ਕਰਨ ਕਰਾਵਨੋ ਸਭ ਇਹ ਵੀ ਇੱਕ ਫਰਕ ਕੋਈ ਨਹੀਂ ਕਾਰਨ ਵੀ ਇੱਕ ਇੱਕ ਹੀ ਹੈ ਨਾ ਇਹਦਾ ਮਨ ਕੱਚਾ ਹੈ ਕਾਰਨ ਬਣ ਗਿਆ ਕਰਾਉਣ ਵਾਲਾ ਪੱਕਾ ਹੈ ਜਿਹੜਾ ਇਹ ਤੋਂ ਕਰਾ ਰਿਹਾ ਕਰ ਹੀ ਰਿਹਾ ਫਿਰ ਕਾਰਨ ਵੀ ਇਹ ਹੈ ਕਰ ਵੀ ਇਹ ਰਿਹਾ ਕਰਾਉਣ ਵਾਲਾ ਪੱਕਾ ਹੈ ਹੁਕਮ ਪੱਕੇ ਦਾ ਚੱਲਦਾ ਹੁਣ ਹੁਕਮ ਦਾ ਚੱਲਣਾ ਚਾਹੀਦਾ ਸੀ ਪੱਕੇ ਦਾ ਸੰਸਾਰ 'ਚ ਹੁਕਮ ਚੱਲਦੇ ਨੇ ਕੱਚਿਆਂ ਦੇ ਇਸ ਕਰਕੇ ਸੰਸਾਰ ਦਾ ਕੰਮ ਠੀਕ ਨਹੀਂ ਚੱਲਦਾ ਸੰਸਾਰ ਦੇ ਲੋਕ ਸਾਰੇ ਕੱਚੇ ਨੇ ਜਿੰਨਾ ਚਿਰ ਸੰਸਾਰ ਦਾ ਇੰਤਜ਼ਾਮ ਕੱਚਿਆਂ ਦੇ ਹੱਥ 'ਚ ਰਹੂਗਾ ਉਹਨਾਂ ਚਿਰ ਸ਼ਾਂਤੀ ਅਮਨ ਨਹੀਂ ਹੋ ਸਕਦਾ ਉਹਨਾਂ ਦੇ ਅੰਦਰ ਈਰਖ ਉਹਨਾਂ ਦੇ ਅੰਦਰ ਤਰਫਦਾਰੀ ਸਭ ਕੁਝ ਕਮਜ਼ੋਰੀਆਂ ਹੋਣਗੀਆਂ ਉਹਨਾਂ ਜਦੋਂ ਹਿਊਮਨ ਬੀਇੰਗ ਨੇ ਹਿਊਮਨ ਬੀਇੰਗ ਤੋਂ ਉੱਪਰ ਜਦ ਉੱਠ ਜਾਣਗੇ ਨਾ ਫਿਰ ਬਕਣ ਹਿਊਮਨ ਬੀਇੰਗ ਤੋਂ ਉੱਪਰ ਉੱਠ ਜਾਣਗੇ ਉਹ ਨਹੀਂ ਮੰਨਦੇ ਸਨ ਉਹਨਾਂ ਨੂੰ ਪਤਾ ਹੀ ਨਹੀਂ ਕਿਵੇਂ ਉੱਠੀਦਾ ਉਹਨਾਂ ਨੂੰ ਪਤਾ ਹੀ ਨਹੀਂ ਕਿਵੇਂ ਉੱਠੀਦਾ ਉੱਪਰ ਉੱਠ ਜਾਣਗੇ ਉਦੋਂ ਕੋਈ ਆਪਣਾ ਪਰਾਇਆ ਨਹੀਂ ਰਹੂ ਕਿਸੇ ਨਾਲ ਕੋਈ ਲਿਹਾਜ਼ ਨਹੀਂ ਰਹੂ ਕਿਸੇ ਨਾਲ ਕੋਈ ਤਰਫਦਾਰੀ ਨਹੀਂ ਰਹੂ ਸੱਚ ਕਹਣਗੇ ਪਰ ਸੱਚ ਦੀ ਸਮਝ ਹੋਵੇ ਕਹਿਣ ਦੀ ਤਾਂ ਕਹਣਗੇ ਜਿਹੜੇ ਅਵਤਾਰ ਹੋਏ ਨੇ ਜਿਹੜੇ 10 ਅਵਤਾਰ ਮੰਨੇ ਨੇ ਦਸਮ ਪਾਸ਼ਾ ਨੇ ਉਹ ਇਹੋ ਜਿਹੇ ਸੀਗੇ ਖਾਸ ਦੀ ਕਾਰਡ ਤੋਂ ਹੀ ਜੀ ਹੈ ਹਿਊਮਨ ਬੀਇੰਗ ਤੋਂ ਉੱਪਰ ਸਿੱਖ ਦੀ ਕਾਰਡ ਤੇ ਹੈ ਹਿਊਮਨ ਬੀਇੰਗ ਤੋਂ ਉੱਪਰ ਨਾਨਕ ਉਹਦੇ ਉੱਪਰ ਹੈ ਕਬੀਰ ਉਹਦੇ ਉੱਪਰ ਹੈ ਜਿਹਨਾਂ ਦੀ ਬਾਣੀ ਸਾਰੇ ਉਹਦੇ ਉੱਪਰ ਹੈ ਸ਼ਿਵ ਜੀ ਉਹਦੇ ਉੱਪਰ ਨਹੀਂ ਹੈ ਸ਼ਿਵ ਜੀ ਤਰਫਦਾਰੀ ਹੈ ਇੱਕ ਦੇ ਤਰਫ ਲੜਨਾ ਹੁੰਦਾ ਸੰਸਾਰੀ ਜੰਗ ਵਾਸਤੇ ਵਿਸ਼ਨੂੰ ਤਰਫਦਾਰੀ ਹੈ ਕ੍ਰਿਸ਼ਨ ਜੀ ਤਰਫਦਾਰੀ ਹੈ ਰਾਮ ਜੀ ਤਰਫਦਾਰੀ ਹੈ ਤਾਂ ਮਾਇਆ ਪਿੱਛੇ ਲੜੇ ਨੇ ਜਿਹੜਾ ਮਾਇਆ ਪਿੱਛੇ ਲੜਦਾ ਉਹ ਹਿਊਮਨ ਬੀਇੰਗ ਤੇ ਉੱਤੇ ਨਹੀਂ ਹੁੰਦਾ ਹਿਊਮਨ ਬੀਇੰਗ ਹੁੰਦਾ ਜਿਹਨਾਂ ਵਾਕੇ ਹਿੰਦੁਸਤਾਨ ਠੀਕ ਹੈ ਬਾਕੀ ਮੁਲਕ ਪਹਿਲਾਂ ਹਿੰਦੁਸਤਾਨ ਬਾਕੀ ਮੁਲਕ ਪਿੱਛੋਂ ਉਹ ਹਿਊਮਨ ਬੀਇੰਗ ਨਹੀਂ ਹਨ ਉਹ ਹਿਊਮਨ ਬੀਇੰਗ ਨੇ ਉਹ ਤੋਂ ਉੱਪਰ ਨਹੀਂ ਹਨ ਜਿਹੜਾ ਉੱਪਰ ਆ ਉਹਦੇ ਸਾਰੀ ਸ੍ਰਿਸ਼ਟੀ ਇੱਕ ਜਿਹੜਾ ਹਿੰਦੁਸਤਾਨ ਹੋ ਜਾਈ ਪਾਕਿਸਤਾਨ ਜਿਹੜਾ ਪਾਕਿਸਤਾਨ ਹੋ ਜਾਈ ਅਮਰੀਕਾ ਜੇ ਅਮਰੀਕਾ ਹੋ ਜਾ ਇੰਗਲੈਂਡ ਹੈ ਫਰਾਂਸ ਸਾਰੇ ਕੋਈ ਉਹਦੇ ਵਾਸਤੇ ਉਹ ਹੋਈ ਉਮੀਦ ਦੇ ਉੱਪਰ ਹੈ ਜਿਹਦੇ ਖਾਤਰ ਸਾਰੀ ਵਰਲਡ ਕੋਈ ਹੈ ਉਹ ਜੈ ਭਾਰਤ ਨਹੀਂ ਕਹਿ ਸਕਦਾ ਜੈ ਭਾਰਤ ਦੇ ਖਿਲਾਫ ਜੈ ਭਾਰਤ ਵਿੱਚ ਤਾਂ ਬਹੁਤ ਹੀ ਬੁਰੀ ਗੱਲ ਹੈ ਕਹੀ ਹੋਈ ਕਿਹਦੇ ਖਿਲਾਫ ਜੈ ਹਾਰੂ ਕੌਣ ਜੇ ਭਰਦੀ ਜਾਏ ਹੋ ਦੂਜੇ ਪਾਸੇ ਕੌਣ ਖੜਾ ਕਰੋਗੇ ਜੇ ਵਿਜੇ ਭਾਰਤ ਦੀ ਹੈ ਜਾਏ ਹੈ ਤਾਂ ਹਾਰੂ ਵੀ ਤਾਂ ਕੋਈ ਦੂਰੇ ਪਾਸੇ ਸਾਰੀ ਦੁਨੀਆ ਇੱਕ ਪਾਸੇ ਭਾਰਤ ਇੱਕ ਪਾਸੇ ਭਾਰਤੀ ਜਾਏ ਦੁਨੀਆ ਦੀ ਨਹੀਂ ਹੈ ਜਿਹਨੇ ਬਣਾਇਆ ਉਹ ਹਿਊਮ ਬੀਇੰਗ ਸੀ ਉਹ ਤੋਂ ਉੱਪਰ ਨਹੀਂ ਸੀ ਗੁਰਬਾਣੀ ਨਹੀਂ ਐਸਾ ਸਲੋਗਨ ਦੇ ਸਕਦੀ ਪੂਰੀ ਮਤ ਦਾ ਸਲੋਗਨ ਨਹੀਂ ਹੈ ਅਧੂਰੀ ਮਤ ਦਾ ਸਲੋਗਨ ਪਰ ਅਧੂਰੀ ਮਤ ਵਾਲਿਆਂ ਵਾਸਤੇ ਹੈ ਸਾਰੀ ਦੁਨੀਆ ਅਧੂਰੀ ਮਤ ਦੀ ਜਿੰਨਾ ਚਿਰ ਇਹ ਜਿਹੇ ਸਲੋਗਨ ਰਹਿਣਗੇ ਕਲੇਸ਼ ਬਣਿਆ ਰਹੂਗਾ ਇੱਕ ਦੂਏ ਤੇ ਸ਼ੱਕ ਬਣੀ ਰਹੂਗੀ ਇੱਕ ਦੂਏ ਦੇ ਅਦਵਾਰ ਕੋਈ ਨਹੀਂ ਕਰ ਸਕਦਾ ਪਾਕਿਸਤਾਨ ਨੇ ਨਾ ਤੇ ਅਦਵਾਰ ਕਰਨਾ ਵੇ ਜਿੰਨਾ ਚਿਰ ਜੈ ਭਾਰਤ ਕਹਿੰਦੇ ਨੇ ਜਿੰਨਾ ਚਿਰ ਪਾਕਿਸਤਾਨ ਜਿੰਦਾਬਾਦ ਉਹ ਕਹਿੰਦੇ ਨੇ ਇਹ ਉਹਨਾਂ ਤੇ ਭਰੋਸਾ ਕਿਵੇਂ ਕਰ ਲੈਣ ਨਹੀਂ ਕਰ ਸਕਦੇ ਬੋਲੀ ਜੋ ਇਹਨਾਂ ਦੀ ਜੋ ਬੂ ਆਉਂਦੀ ਹੈ ਇਹਨਾਂ ਦੇ ਸਰੋਵਰਾਂ ਜੋ ਬੂ ਆਉਂਦੀ ਹੈ ਸ਼ੰਕਾ ਇਹਨਾਂ ਦੇ ਸਲੋਗਨ ਪੈਦਾ ਕਰਦੇ ਨੇ ਬੇਈਮਾਨੀ ਸਲੋਗਨਾਂ ਜੋ ਆ ਇਹਨਾਂ ਦੇ ਕਪਟ ਸਲੋਗਨਾਂ ਦੇ ਵਿੱਚ ਛੁਪੇ ਹੋਏ ਨੇ ਤਾਂ ਕਪਟ ਹੈ ਗੁਰਬਾਣੀ ਨਹੀਂ ਹੈ ਪਰਮੇਸ਼ਰ ਦੀ ਬਾਣੀ ਹੈ ਪਰਮੇਸ਼ਰ ਦੀ ਮੈਂ ਕਹਿੰਦਾ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਹੈ ਗੁਰਬਾਣੀ ਚੋਂ ਗੱਲ ਹੈ ਦੀ ਸਾਰੀ ਸ੍ਰਿਸ਼ਟੀ ਹੈ ਜਿਹਨੇ ਪੈਦਾ ਕੀਤੀ ਹੈ ਸਾਰੀ ਨੂੰ ਪਾਲਣਾ ਕਰਦਾ ਹੈ ਇੱਕ ਦੂਜੇ ਨੂੰ ਮਾਰਦੇ ਨੇ ਇੱਕ ਦੂਜੇ ਦੇ ਦੁਖੀ ਨੇ ਤੇ ਇੱਕ ਦੂਜੇ ਦੇ ਦੁਖੀ ਨਹੀਂ ਉਹਨੂੰ ਚੰਗੇ ਲੱਗਦੇ ਉਹਨੂੰ ਨਹੀਂ ਚੰਗੇ ਲੱਗਦੇ ਇੱਕ ਦੂਜੇ ਦੇ ਦੁਖੀ ਜੇ ਮੁੰਡੇ ਆਪਸ ਵਿੱਚ ਵੀ ਲੜਨ ਤਾਂ ਆਪ ਨੂੰ ਨਹੀਂ ਚੰਗੇ ਲੱਗਦੇ ਮੁੰਡੇ ਆਪਸ ਵਿੱਚ ਹੀ ਲੜਨ ਆੜਨ ਤਾਂ ਪਿਓ ਜਿਹੜਾ ਹੁੰਦਾ ਦੁਖੀ ਹੁੰਦਾ ਸੁਖੀ ਨਹੀਂ ਹੁੰਦਾ ਪਿਓ ਨੂੰ ਦੁਖੀ ਕਰਨ ਵਾਲਾ ਸੁਖਣਾ ਨਹੀਂ ਰਹਿ ਸਕਦਾ ਇਹ ਸੁਖਣਾ ਨਹੀਂ ਰਹਿ ਸਕਦਾ ਸੰਸਾਰ ਜਿੰਨਾ ਜਰ ਪਰਮੇਸ਼ਰ ਨੂੰ ਨਹੀਂ ਸਮਝ ਲੈਂਦਾ ਸੰਸਾਰ ਵੀ ਸਾਡਾ ਪਿਓ ਹੈ ਮੰਨਦੇ ਨੇ ਕਹਿੰਦੇ ਨੇ ਮੰਨਦੇ ਨਹੀਂ ਹਨ ਤੂੰ ਪਿਤਾ ਤੂੰ ਮਾਤਾ ਵੀ ਬੰਦੇ ਨੇ ਤੇ ਪਿਤਾ ਉੱਥੇ ਵੀ ਬੰਦੇ ਨੇ ਅਜੂਏ ਸੰਸਾਰੀ ਹਾਈ ਕੋਰਟ ਨੂੰ ਕਾਨੂੰਨ ਬਣਾ ਕੇ ਦਿੱਤੇ ਨੇ ਫੈਸਲਾ ਕਰੋ ਇਹਦਾ ਬਾਪ ਹੈ ਦੋਏ ਗੱਲਾਂ ਮੰਨਦੇ ਨੇ ਚੂੜਾ ਸੱਚ ਦਾ ਮਿਕਸਚਰ ਬਣਾ ਕੇ ਰੱਖਿਆ ਹੈ ਪਾਰ ਮੈਂ ਨਾ ਜਾਣਗੇ ਇੱਥੇ ਫਸਿਆ ਸੰਸਾਰ ਇਦੋਂ ਗਾਹ ਹੈ ਅਮਨ ਸੱਚਖੰਡ ਚ ਅਮਨ ਕਿਉਂ ਆ ਆ ਗੰਦ ਨਹੀਂ ਉਹਨਾਂ 'ਚ ਹੈ ਇਹ ਦੋ ਗਲਾ ਗੰਦ ਨਹੀਂ ਦੋ ਗਲਾ ਗੰਦ ਇੱਥੇ ਹੀ ਹੈ ਇਹ ਸਾਰੇ ਦੋ ਗਲੇ ਨੇ ਗੰਦ ਗੰਦ ਇਹਨਾਂ ਦੇ ਵਿੱਚ ਗੱਲ ਇਹਨਾਂ ਨੇ ਇਹਨਾਂ ਨੂੰ ਅਕਲ ਨਹੀਂ ਇੰਨੀ ਗੱਲ ਕੱਢਣ ਦੀ ਇੰਨੀ ਅਕਲ ਨਹੀਂ ਹੈ ਕਿਸੇ ਅਕਲ ਕਿੱਥੋਂ ਆਊਗੀ ਤਾਂ ਹੀ ਤਾਂ ਮੱਥਾ ਟੇਕਦੇ ਨੇ ਫੜਦੇ ਕੇ ਜਾ ਕੇ ਕਿਤੇ ਹੀ ਵੀ ਸਾਡੇ ਨੂੰ ਚੰਗਾ ਧਰਮ ਵਿੱਚ ਚਾਹੇ ਉਹ ਚੰਗਾ ਬਣਾ ਹੋਵੇ ਉੱਥੇ ਵੀ ਮੱਥਾ ਟੇਕ ਦਿੰਦੇ ਨੇ ਅੰਦਰੋਂ ਖੋਖਲੇ ਨੇ ਕਮਜ਼ੋਰ ਨੇ ਸਾਰੇ ਅੰਦਰ ਸੱਚ ਨਹੀਂ ਹੈ ਕਿਸੇ ਜਿਹਨੇ ਇੱਕ ਮੰਨਿਆ ਸਾਰਿਆਂ ਨੂੰ ਉਹਦਾ ਅੰਦਰ ਠੋਸ ਹੈ ਉਹਦਾ ਨਹੀਂ ਖੋਖਲਾ ਮਾਨਸ ਕੀ ਜਾਤ ਸਭੈ ਇੱਕੇ ਪਹਿਚਾਨ ਉਹਦੇ ਨਾਲ ਹਮ ਬੈਰ ਕਰਦੇ ਨੇ ਹੁਣ ਕਹਿੰਦੇ ਨੇ ਸੰਸਾਰ ਬਚਾਓ ਗੁਰਬਾਣੀ ਚਾਹੀਦੀ ਹੈ ਜਦੋਂ ਕਹਿੰਦਾ ਆ ਗੱਲ ਹੈ ਫਿਰ ਉਹ ਕਹਿੰਦੇ ਨਾ ਬਈ ਇਹ ਤਾਂ ਸਾਨੂੰ ਸੂਤ ਨਹੀਂ ਹੁੰਦੀ ਗੱਲ ਤੁਹਾਨੂੰ ਤਾਂ ਸੂਤ ਆਉਣੀ ਹੁੰਦੀ ਉਹ ਗੱਲ ਜੇ ਤੁਹਾਨੂੰ ਸੂਤ ਆਉਣੀ ਹੁੰਦੀ ਤਾਂ ਤੁਹਾਨੂੰ ਉਹਦੀ ਗੱਲ ਤੇ ਲੋੜ ਪੈਂਦੀ ਤੁਹਾਡਾ ਰਾਹ ਰੋ ਰਾਹ ਉਲਟਾ ਹੈ ਜੇ ਬਚਣਾ ਉਹ ਰਾਹ ਫੜਾ ਲੋ ਨਹੀਂ ਬਚਣਾ ਠੀਕ ਹੈ ਕਰਦੇ ਰਹੋ ਚੱਲਦੇ ਰਹੋ ਇਸ ਰਾਹ ਤੇ ਇਹ ਤੇ ਫਰਕ ਹੈ ਵਿਦਵਾਨਾਂ ਦਾ ਔਰ ਗੁਰਮੁਖਾਂ ਦਾ ਹੁਣ ਉਹਨਾਂ ਨੂੰ ਸਮਝ ਨਹੀਂ ਆਉਂਦੀ ਬਚੀਏ ਕਿਵੇਂ ਸਭ ਤੁਹਾਨੂੰ ਆ ਕਿਵੇਂ ਜਾਊਗੀ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਰਾਮ ਫਸੇ ਆਵੇ ਨੇ ਆਪਣੀ ਅਕਲ ਨਾਲ ਫਸ ਗਏ ਇਹ ਸੰਸਾਰ ਆਪਣੀ ਅਕਲ ਨਾਲ ਫਸਿਆ ਹੈ ਬੜੇ ਅਕਲਮੰਦ ਬਣ ਰਹੇ ਨਾ ਫਸੇ ਕਾਦੇ ਬੈਠੇ ਨੇ ਕੋਈ ਵੀ ਅਕਲਮੰਦ ਨਹੀਂ ਹੁੰਦਾ ਜੀ ਅਕਲ ਦੀ ਗੱਲ ਤਾਂ ਮੰਨਦਾ ਹੀ ਨਹੀਂ ਹੈ ਕਾਰਨ ਕਰਨ ਕਰਾਉਣੋ ਸਭ ਵਿਧੀ ਇੱਕ ਹੈ ਹਾਥ ਕਾਰਨ ਕਰਨ ਕਰਾਵਣੋ ਸਭ ਵਿਧੀ ਇੱਕ ਤਿੰਨੇ ਵਿਧੀਆਂ ਨੇ ਕਾਰਨ ਕਰਨ ਕਰਾਉਣ ਕਰਾ ਰਿਹਾ ਉਹ ਵੀ ਇੱਕ ਹੈ ਇੱਕ ਇੱਕ ਸਾਰੇ ਉਹ ਕੋਈ ਜੁੜੇ ਹੋਏ ਨਹੀਂ ਆਏ ਆਪਸ ਵਿੱਚ ਸਾਰਿਆਂ ਦੀ رائے ਕਰਨਾ ਦੀ ਇੰਨੇ ਬੰਦਿਆਂ ਦੀ ਇੱਕ ਰਾਏ ਕਰਕੇ ਦਿਖਾਉਣਾ ਸੱਚਖੰਡ ਦੀ ਆਬਾਦੀ ਕਿੰਨੀ ਹੈ ਉੱਥੋਂ ਹੀ ਆਏ ਹੋ ਜਾਂ ਆਤਮਾ ਉਹ ਤਾਂ ਕੁਝ ਵੀ ਨਹੀਂ ਆਟੇ ਚ ਜਿੰਨਾ ਹੈ ਇੱਥੇ ਜਿੰਨੀ ਆਤਮਾ ਇਹ ਆਟੇ ਚ ਨੂਣ ਜਿੰਨੀ ਹੈ ਸਾਰੀ ਤੇ ਉੱਥੇ ਤਾਂ ਇਹ ਤੋਂ ਜ਼ਿਆਦਾ ਵਾਦੀ ਨਾਲੇ ਆਦਮੀ ਆਦਮੀ ਦੀ ਗੱਲ ਨਹੀਂ ਹੈ ਜਿੰਨੇ ਵੀ ਜੀਵ ਨੇ ਸਾਰੇ ਹੀ ਥੱਲੇ ਆਦਮੀ ਦੀ ਗੱਲ ਹੈ ਜਿੰਨੇ ਇੱਥੇ ਜੀਵ ਆਏ ਹੋਏ ਨੇ ਨਾ ਸੰਸਾਰ 'ਚ ਆਦਮੀ ਆਟੇ ਅਟੈਚਨ ਹੋਣਾ ਇੱਥੇ ਜਿੰਨੇ ਸੰਸਾਰ 'ਚ ਜੀ ਜੰਤ ਨੇ ਨਾ ਆਏ ਹੋਏ ਆਟੇ ਚ ਹੋਣਾ ਹੈ ਆਦਮੀ ਇਹ ਸਾਰਾ ਹੀ ਆਟਾ ਜਿਹੜਾ ਸੰਸਾਰ ਦਾ ਸੱਚਖੰਡ ਦੇ ਆਟੇ 'ਚ ਹੋਣਾ ਹੈ ਤੇ ਆਦਮੀ ਕੀ ਹੋ ਗਿਆ ਕਿੰਨੇ ਹੋ ਗਏ ਆਦਮੀ ਕੁਝ ਵੀ ਵਾਦੀ ਨਹੀਂ ਆਦਮੀ ਇਸ ਕਰਕੇ ਇਹਨਾਂ ਦਾ ਕੋਈ ਖਤਰਾ ਨਹੀਂ ਸੱਚ ਕਰਨ ਨੂੰ ਕੀ ਖਤਰਾ ਕੀ ਕਰਨਗੇ ਕੁਝ ਨਹੀਂ ਕਰ ਸਕਦੇ ਉਹ ਜਦ ਮਰਜੀ ਹਲਾਲ ਹੋਇਆ ਚਾਰ ਦਿਨ ਪਹਿਲਾਂ ਮਰਦੇ ਤੇ ਨਾ ਸਾਰੇ ਆ ਹੋ ਜੂ ਆ ਹੋ ਜੂ ਦੋ ਦਿਨ ਵੀ ਪਾਤਾ ਤੇ ਕੇ ਸਾਰੇ ਹੋਰ ਕੁਝ ਕਹਿਣ ਲੱਗੇ ਇਹਨਾਂ ਦਾ ਕੀ ਹੈ ਚਾਰ ਦਿਨ ਵੀ ਨਹੀਂ ਪੈਂਦਾ ਹੋਰ ਕੁਝ ਕਹਿਣ ਲੱਗ ਜਾਂਦੇ ਵੀ ਪੈਂਦਾ ਹੋਰ ਕੁਝ ਕਹਿਣ ਲੱਗ ਜਾਂਦੇ ਆਪਣੇ ਬਿਆਨ ਬਦਲ ਲੈਂਦੇ ਥੋੜੀ ਅਕਲ ਵਾਲਾ ਆਦਮੀ ਭੱਬਲ ਕੂਸੇ ਚ ਪਿਆ ਹੀ ਰਹਿੰਦਾ ਹੁੰਦਾ ਇਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਹੈ ਜਿਤ ਜਿਤ ਲਾਵੋ ਤਿਤ ਤਿਤ ਲਗਾ ਨਾਨਕ ਜੰਤ ਅਨਾਥ ਜਿਹੜੇ ਜੰਤ ਹੈ ਤਾਂ ਅਨਾਥ ਹੈ ਸਰੀਰ ਰਾਤ ਹੈ ਸਰੀਰ ਦਾ ਨਾਥ ਕੋਈ ਨਹੀਂ ਹੈ ਜੀ ਅਲੱਗ ਹੈ ਜਨਤਾ ਅਲੱਗ ਹੈ ਮਾਇਆ ਅਨਾਥ ਹੈ ਮਾਇਆ ਦਾ ਨਾਥ ਕੋਈ ਨਹੀਂ ਹੈ ਇੱਥੇ ਮਾਇਆ ਦਾ ਮਾਲਕ ਕੌਣ ਹੈ ਅਸੀਂ ਕਹਿੰਦੇ ਆ ਵੀ ਮਾਇਆ ਸਾਡੀ ਹੈ ਬਿਲਕੁਲ ਨਹੀਂ ਸਾਡੀ ਪਰਮੇਸ਼ਰ ਦਾ ਦਾਵਾ ਹੀ ਨਹੀਂ ਕਰਦਾ ਆ ਕੇ ਵੀ ਮੈਂ ਹੈਗਾ ਮੈਂ ਮਾਲਕ ਹਾਂ ਜਿਹੜੇ ਦਾਵਾ ਕਰਦੇ ਨੇ ਉਹ ਨਾਥ ਨਹੀਂ ਮਾਲਕ ਨਹੀਂ ਜਿਹੜੇ ਦਾਵਾ ਕਰਦੇ ਨੇ ਆ ਮੇਰੀ ਮਾਇਆ ਹੈ ਮੇਰਾ ਕੋਠੀ ਹੈ ਮੇਰਾ ਹੈ ਮੇਰਾ ਸਰੀਰ ਹੈ ਚਲੋ ਛੱਡੋ ਜੰਤ ਵੈਸੇ ਸਰੀਰ ਨੂੰ ਕਹਿੰਦੇ ਨੇ ਹੋਰ ਮਾਇਆ ਨੂੰ ਜੰਤ ਨਹੀਂ ਕਹਿੰਦੇ ਸਰੀਰ ਨੂੰ ਸਿਰਫ ਸਰੀਰ ਨੂੰ ਜੰਤ ਕਹਿੰਦੇ ਨੇ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਭ ਤਾਂ ਸਰੀਰ ਅਨਾਥ ਹੈ ਸਰੀਰ ਦਾ ਮਾਲਕ ਪਰਮੇਸ਼ਰ ਵੀ ਨਹੀਂ ਹੈ ਨਹੀਂ ਤਾਂ ਆਪਣਾ ਲੈ ਜਵੇ ਜਾਂ ਛੱਡ ਦਿੰਦਾ ਆਪਣਾ ਸਰੀਰ ਨੂੰ ਫਿਰ ਲੈ ਜਵੇ ਉਹ ਜਦ ਤੱਕ ਕੋਈ ਬਾਹਰ ਮਰ ਜਾਂਦਾ ਹੈ ਜਾਨਵਰ ਮਰ ਜਾਂਦਾ ਹੈ ਕੋਈ ਵੀ ਮਰ ਜਾਂਦਾ ਹੈ ਕੋਈ ਨਹੀਂ ਸਾਂਭਦਾ ਉਹਨੂੰ ਅਨਾਥੇ ਹੈ ਕੋਈ ਚੱਕਦਾ ਉਹਨੂੰ ਕੋਈ ਖਾ ਜਵੇ ਜਾਂ ਮਤਲਬ ਮਿੱਟੀ ਜਰੂਰ ਜਵੇ ਜਾਂ ਕੀੜੇ ਪੈਦਾ ਜਾਣ ਕੀੜੇ ਖਾ ਜਾਣ ਸਰੀਰ ਰੁੜਦਾ ਹੀ ਫਿਰਦਾ ਨਾ ਇਸ ਕਰਕੇ ਜੰਤ ਅਨਾਥ ਹੈ ਇਹਦਾ ਨਾਥ ਕੋਈ ਨਹੀਂ ਜਿਹੜਾ ਨਾਥ ਬਣਿਆ ਹੋਇਆ ਉਹ ਨਾਥ ਹੈ ਨਹੀਂ ਇਹਦਾ ਨਾਥ ਨਹੀਂ ਪਾਈ ਹੋਈ ਸਾਡੇ ਸਰੀਰ ਤੇ ਦੱਸੋ ਕਿਹਦੀ ਪਾਈ ਹੈ ਨਾਥ ਨਾਥ ਪਾਈ ਹੋਵੇ ਨਾਲ ਨਾ ਜਾਵੇ ਪਲੀਜ਼ ਕੇ ਲੈ ਜਾਵੇ ਜੰਤ ਅਨਾਥ ਹੈ ਜੋਤ ਅਨਾਥ ਨਹੀਂ ਹੈ ਸਮਝਿਆ ਹੁਣ ਗੱਲ ਜਿਉਂਦਾ ਨਹੀਂ ਅਨਾਥ ਹੈ ਇਹ ਮਰਿਆ ਹੋਇਆ ਅਨਾਥ ਹੈ ਜਿਉਂਦੇ ਦੇ ਵਿੱਚ ਜੋਤ ਹੈ ਉਹ ਅਨਾਥ ਨਹੀਂ ਹੈ ਉਹਦੇ ਨਾਥ ਪਾਈ ਹੋਈ ਹੈ ਪਿੱਛੇ ਆਪ ਨਾਥ ਨਾਥੀ ਸਭ ਹੁਣ ਸਰੀਰ ਨੂੰ ਚਲਾਉਣਾ ਹੈ ਇਹਨੇ ਜਿਹੜੀ ਵਿੱਚ ਜੋਤ ਹੈ ਜੋਤ ਨੂੰ ਚਲਾਉਣਾ ਉਹਨੇ ਸਟੇਰ ਤੇਰੇ ਹੱਥ 'ਚ ਪਰ ਪਈਆ ਜਿਹੜੀ ਰੋਲ ਨੇ ਨੇ ਉਹ ਤਾਂ ਤੇਰੇ ਹੱਥ 'ਚ ਨਹੀਂ ਹੈ ਪਈਏ ਜਿਹੜੇ ਮੋੜਨੇ ਨੇ ਤਾਂ ਕਹਾ ਰੋਡ ਹੋਰ ਹੈ ਨਾ ਸਟੇਰਿੰਗ ਹੈ ਤੇਰੇ ਹੱਥ ਤਾਂ ਸਟੇਰਿੰਗ ਕਿੱਥੇ ਪਈਏ ਕਿੱਥੇ ਨੇ ਹੁਕਮ ਕਿੱਥੇ ਹੁੰਦਾ ਐਪਲੀਕੇਬਲ ਕਿੱਥੇ ਹੁੰਦਾ ਜਾ ਕੇ ਐਪਲੀਕੇਬਲ ਸਾਡੇ ਥਰੂ ਹੈ ਸਾਡੇ ਥਰੂ ਐਪਲੀਕੇਬਲ ਸਰੀਰ ਨਾਲ ਹੀ ਜੁੜੇ ਹੋਏ ਨਾਥ ਨੇ ਉਹ ਨਾਥ ਹੈ ਆਪ ਨਾਥ ਹੁਕਮ ਨਾਥ ਹੈ ਨਾਨਕ ਜੰਤ ਅਨਾਥ ਜੰਤ ਅਨਾਥ ਜਿਹੜਾ ਜੀਵ ਹੈ ਉਹ ਅਨਾਥ ਨਹੀਂ ਹੈ ਜੀ ਜੰਤ ਕੇ ਸਭ ਕੋ ਬਖਸ਼ਣ ਜੀ ਅਨਾਥ ਨਹੀਂ ਹੈ ਜੰਤ ਅਨਾਥ ਜੰਤ ਦਾ ਮਾਲਕ ਫਿਰ ਕੋਈ ਨਹੀਂ ਜਾਏ ਛੱਡ ਜਾਂਦਾ ਹੈ ਕੋਈ ਮਾਲਕ ਮਾਟੀ ਮਾਟੀ ਹੋਈ ਏ ਪਗਣਾ ਮੈਂ ਪਗਣ ਸੋਇਆ ਜੋਤੀ ਵਿੱਚ ਉਹ ਕਹਦੇ ਨਾਥ ਹੈ ਉਹ ਆਪਣੀ ਲੈ ਗਿਆ ਮਾਟੀ ਮਾਟੀ ਹੋਈ ਏ ਆਪੇ ਹੋਈ ਏ ਕਿਸੇ ਨੇ ਲੜਾਈ ਨਹੀਂ ਕਿਸੇ ਨੇ ਤਾਂ ਲੜਾਈ ਨਹੀਂ ਮਿੱਟੀ ਦੀ ਮਿੱਟੀ ਉਹ ਵੀ ਜੜ ਉਹ ਵੀ ਜੜ ਆਪੇ ਰਜੂਗੀ ਇਸ ਕਰਕੇ ਨਾਥ ਹੈ ਨਾਥ ਅਨਾਥ ਚੇਤਨ ਨਾਲ ਲੱਗਦਾ ਜਾਣਨਾ ਨਹੀਂ ਲੱਗਦਾ ਗੱਲ ਇਹ ਹੈ ਇਸ ਕਰਕੇ ਜਿਹੜੇ ਕੰਨਾਂ 'ਚ ਮੁੰਦਰਾ ਪਾ ਕੇ ਨਾਸ ਬਣ ਕੇ ਬੜੇ ਨਹੀਂ ਸਕਦੇ ਭੇਖ ਨਾਲ ਨਾਸ ਨਹੀਂ ਬਣਦਾ ਹੁੰਦਾ ਨਾ ਨਾਸ ਬਣਦਾ ਜਿਹੜਾ ਨਾਥ ਅਨਾਥ ਇੱਥੇ ਸ਼ਬਦ ਆਇਆ ਉਹ ਸਰੀਰ ਨਾਲ ਉਹਦਾ ਕੋਈ ਕੇ ਨਹੀਂ ਹੁਣ ਸਮਝੇ ਗੱਲ ਕੀ ਹੈ ਕਿਉਂਕਿ ਨਾਥ ਅਨਾਥ ਉੱਤੇ ਚੱਲਦਾ ਨਾ ਜਿਹੜਾ ਅਨਾਥ ਅਨਾਥ ਇੱਥੇ ਚੱਲਦਾ ਸ਼ਬਦ ਉਹਦਾ ਸਰੀਰ ਨਾਲ ਕੋਈ ਤਲਕ ਹੀ ਨਹੀਂ ਸਰੀਰ ਦਾ ਅਨਾਥ ਹੈ ਨਾਥ ਹੈ ਹੀ ਨਹੀਂ ਉਹ ਸਰੀਰ ਕਰਕੇ ਨਾਥ ਨੇ ਦਿਖਾਵਾ ਕਿੱਥੇ ਹਿੱਟ ਕਰੀ ਗੱਲ ਜਾ ਕੇ ਹੁਣ ਸਮਝਦੇ ਤੁਸੀਂ ਹਿੱਟ ਕਿੱਥੇ ਕੀਤੀ ਹੈ ਹਿੱਟ ਜੋਗੀਆਂ ਨੇ ਕਰਤੀ ਜਾ ਕੇ ਇਹ ਨਾਨਕ ਕਹਿੰਦਾ ਜਾਂਦਾ ਅਨਾਥ ਹੈ ਛੋਟੀਆਂ ਮੁੰਦਰਾਂ ਦੇ ਕੇ ਉਹਨੂੰ ਨਾਥ ਕਹਿੰਦੇ ਨੇ ਤੁਸੀਂ ਭੇਖ ਕਰਕੇ ਨਾਥ ਹੋ ਸਰੀਰ ਤਾਂ ਅਨਾਥ ਹੈ ਨਾਥ ਹੈ ਹੀ ਨਹੀਂ ਆਏ ਗੱਲ ਕਿਉਂਕਿ ਆਤਮਾ ਨਾਲ ਸੰਬੰਧ ਹੈ ਧਰਮ ਦਾ ਨਾ ਕਿ ਸਰੀਰ ਨਾਲ ਸੰਬੰਧ ਹੈ ਖਾਲਸੇ ਦਾ ਆਤਮਾ ਨਾਲ ਸੰਬੰਧ ਹੈ ਨਾ ਕਿ ਸਰੀਰ ਨਾਲ ਸੰਬੰਧ ਹੈ ਪਰ ਅਸੀਂ ਵੀ ਹੁਣ ਭੇਖ ਨਾਲ ਸਰੀਰ ਨਾਲ ਸੰਬੰਧ ਜੋੜਿਆ ਹੈ ਖਾਲਸੇ ਇਹ ਗੱਲ ਤਾਂ ਕਹੀ ਸੀ ਉਹ ਫਸੇ ਸੀ ਜੋਗੀ ਸਾਨੂੰ ਕੌਣ ਸਮਝਾਉ ਅਸੀਂ ਤਾਂ ਇੱਥੋਂ ਹੀ ਸਮਝ ਲੈਣੀ ਹੈ ਜੇ ਉਹ ਐ ਸੀ ਤਾਂ ਅਸੀਂ ਵੀ ਆਏ ਆ ਜੰਦ ਖਾਲਸਾ ਨਹੀਂ ਹੈ ਜੰਦ ਖਾਲਸਾ ਨਹੀਂ ਸਰੀਰ ਖਾਲਸਾ ਨਹੀਂ ਸਰੀਰ ਖਾਲਸਾ ਨਹੀਂ ਸਰੀਰ ਦਾ ਕੀ ਮਤਲਬ ਖਾਲਸਾ ਮੇਰੋ ਬੁੱਧ ਔਰ ਗਿਆਨ ਬੁੱਧ ਔਰ ਗਿਆਨ ਦੇ ਵਿੱਚ ਸਵਾਲੇ ਪੈਦਾ ਨਹੀਂ ਹੁੰਦਾ ਸਰੀਰ ਦਾ ਆਤਮਾ ਬੁੱਧ ਔਰ ਜੋਤ ਇਹ ਖਾਲਸਾ ਖਾਲਸਾ ਮੇਰਾ ਬੁੱਧ ਔਰ ਗਿਆਨ ਖਾਲਸੇ ਕਹਉ ਧਰੂ ਉਸ ਖਾਲਸੇ ਦਾ ਮੇਰਾ ਧਿਆਨ ਧਰਦਾ ਜਿਹਨੂੰ ਬੁੱਧ ਔਰ ਗਿਆਨ ਕਹਿੰਦੇ ਨੇ ਬੁੱਧ ਕੀ ਬਵੇਕ ਬੁੱਧ ਗਿਆਨ ਕਿਹੜਾ ਬਵੇਕ ਬਵੇਕ ਔਰ ਬਵੇਕ ਬੁੱਧ ਹੈ ਜਿਹੜੀ ਉਹ ਖਾਲਸਾ ਪੂਰਨ ਬੁੱਧ ਹੈ ਜਿਹੜੀ ਉਹ ਖਾਲਸਾ ਜਨ ਨਾਨਕ ਪੂਰਨ ਬੁੱਧ ਪੂਰਨ ਤੇ ਘੱਟ ਬੁੱਧੀ ਵਾਲਾ ਖਾਲਸਾ ਨਹੀਂ ਹੁੰਦਾ ਪੂਰਨ ਘੱਟ ਬੁੱਧੀ ਵਾਲਾ ਖਾਲਸਾ ਨਹੀਂ ਹੁੰਦਾ ਪੂਰਨ ਬੁੱਧ ਵਿਵੇਕ ਬੁੱਧ ਵਿਵੇਕ ਬੁੱਧ ਕੀ ਹੈ ਜਿਹਨੇ ਗੁਰਬਾਣੀ ਰਚੀ ਹੈ ਜਿਹੜੀ ਨੇ ਗੁਰਬਾਣੀ ਰਚੀ ਹੈ ਉਹ ਪੂਰਨ ਬੁੱਧ ਹੈ ਔਰ ਜਿਹੜੀ ਬਾਣੀ ਨੂੰ 20 ਵਿਸਵੇ ਮੰਨੂਗੀ ਉਹ ਵੀ ਪੂਰਨ ਬੁੱਧ ਹੈ 20 ਵਿਸਵੇ ਨਹੀਂ ਮੰਨ ਸਕਦੀ ਕੋਈ ਵੀ ਪੂਰਨ ਬੁੱਧ ਬਿਨਾਂ ਪੂਰਾ ਭਰੋਸਾ ਜਦ ਆਊਗਾ ਜਦ ਪੂਰਨ ਬੁੱਧ ਹੋ ਜੂ ਪੂਰਾ ਭਰੋਸਾ ਜਦ ਆਊਗਾ ਜਦ ਪੂਰਨ ਬੁੱਧ ਹੋ ਜੂ ਉਹ ਤਾਂ ਪਹਿਲਾਂ ਪੂਰਾ ਭਰੋਸਾ ਨਹੀਂ ਹੁੰਦਾ ਡਗਮਗ ਹੋਊਗੀ ਅੰਦਰ ਚਾਹੇ ਉਦਾਂ ਸਿੱਧੀ ਦੀ ਵੀ ਦੇ ਦੇਵੇ ਕੁਝ ਵੀ ਕਰੇ ਪਰ ਡਗਮਗ ਹੋਣੀ ਹੋਰ ਗੱਲ ਹੈ ਗਿਆਨ ਨਾ ਪੂਰਾ ਹੋਣਾ ਹੋਰ ਗੱਲ ਹੈ ਇੱਕ ਹਟ ਕਰ ਮਰੇ ਨਾ ਲਿਖੇ ਹਟ ਕਰ ਵੀ ਮਰਦੇ ਨੇ ਸਿੱਧੀ ਦੀ ਉਹ ਵੀ ਨੇ ਭਗਤ ਜਨ ਵੀ ਸਿੱਧੀ ਦੇ ਦਿੱਤੀ ਸੀ ਕਿ ਗਿਆਨ ਸੀ ਉਹ ਗਿਆਨ ਵਾਲੀ ਕੋਈ ਗੱਲ ਨਹੀਂ ਉੱਤੇ ਉਹ ਹਟ ਕਰ ਮਾਰੇ ਨਾ ਲਿਖੇ ਪਾਏ ਉਹ ਹਟ ਵਾਲੀ ਗੱਲ ਕੋਈ ਨੇ ਸੁਦਾਮ ਹੋਦਾ ਨੂੰ ਵੀ ਫਸੀ ਦਿੱਤੀ ਸੰਸਾਰੀ ਆਦਮੀ ਵੀ ਨੇ ਉਹ ਵੀ ਸੂਲੀ ਚੜਿਆ ਇਹਨਾਂ ਦਾ ਆਪਣਾ ਇਸਾਈਆਂ ਦਾ ਕਿਰਾਇਆ ਸੂਲੀ ਤੇ ਬਹੁਤ ਨੇ ਗਿਆਨ ਵਾਲੀ ਕੋਈ ਗੱਲ ਨਹੀਂ ਹਾਠੇ ਹੋ ਆਪਣੀ ਗੱਲ ਤੇ ਡਿੱਗ ਗਿਆ ਹਟਿਆ ਹੁਣ ਹਟੇ ਹੋ ਗਏ ਗਿਆਨ ਯੋਗ ਨਹੀਂ ਹੈ ਹਟੇ ਹੋ ਗਿਆਨ ਯੋਗ ਨਾਲ ਜੁੜਿਆ ਹੋਇਆ ਹੁੰਦਾ ਹਟੇ ਯੋਗ ਨਾਲ ਵਿਰੋਧ ਤੇ ਖੜਾ ਹੁੰਦਾ ਵੀ ਮੈਂ ਤੇਰੇ ਨੂੰ ਘਟਣੀ ਮੈਂ ਤੇ ਤੇ ਹੋਵੇਂ ਪ੍ਰਧਾਨ ਹੁੰਦੀ ਹੈ ਹਟੇ ਯੋਗ ਜੋ ਹੋਵੇਂ ਪ੍ਰਧਾਨ ਤੇਰੀ ਗੱਲ ਨਹੀਂ ਮੰਨਦਾ ਮਰਨਾ ਮੰਜੂਰ ਇਹ ਗੱਲ ਹੋਰ ਸ਼ਹੀਦ ਵੈਸੇ ਉਹਨੂੰ ਨਹੀਂ ਕਹਿੰਦੇ ਗੁਰਮਤਿ ਜਿਹੜੇ ਉਹਨੂੰ ਸ਼ੀਰ ਕਹਿੰਦੇ ਸ਼ੀਰ ਗਿਆਨਵਾਨ ਨੂੰ ਕਹਿੰਦੇ ਕਰ ਮਰਨ ਵਾਲੇ ਨੂੰ ਸ਼ੀਰ ਗੁਰਬਾਣੀ ਨਹੀਂ ਮੰਨਦੇ ਕਿ ਅਸੀਂ ਸਿੱਖਾਂ ਨੇ ਬਣਾ ਲਿਆ ਜੇ ਸਾਡੀ ਸਿੱਖੀ ਹੋਵੇ ਤਾਂ ਸਾਡੇ ਸ਼ੀਰ ਨੇ ਅਸੀਂ ਮੰਨ ਲਏ ਫਿਰ ਅੱਜ ਨੂੰ ਅਸੀਂ ਸ਼ੀਰ ਕਹਿੰਦੇ ਗੁਰਬਾਣੀ ਦੇ ਅਨੁਸਾਰ ਸ਼ੀਰ ਨਹੀਂ ਹਨ ਸਾਹਿਬਜ਼ਾਦੇ ਸ਼ੀਰ ਨੇ ਉਹ ਜੀ ਹੜਿਓ ਨਹੀਂ ਗਿਆਨ ਗਿਆਨ ਹੋਵੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਕਰੋਗੇ ਕਹਿੰਦੇ ਕਰਾਂਗੇ ਨਹੀਂ ਮੰਨਦੇ ਨਹੀਂ ਸੱਚ ਬੋਲਦਾ ਦੱਸਦਾ ਡਰੇ ਨਹੀਂ ਸੱਚ ਬੋਲਣ ਤੇ ਸਾਨੂੰ ਆਏ ਹੋ ਕੱਲ ਨੂੰ ਵੀ ਤਾਂ ਕਰਨਾ ਹੀ ਜਿਹੜਾ ਕੰਮ ਕਰਨਾ ਤੁਸੀਂ ਉਹਨੂੰ ਲੁਕੋ ਕੇ ਮਿਲ ਸਕਦੇ ਲੁਕੋ ਨਹੀਂ ਸਕਦੇ ਲੁਕਾਉਣ ਦੀ ਲੋੜ ਵੀ ਕੀ ਹੈ ਕੀ ਲੋੜ ਹੈ ਲੁਕਾਉਣ ਕਰਨਾ ਕਰਨਾ ਨਹੀਂ ਕਰਨਾ ਨਹੀਂ ਕਰਨਾ ਮਾਰਗ ਛੱਡ ਦੋ ਇਹ ਨਹੀਂ ਛੱਡਣਾ ਸਮਝ ਸੀ ਸਮਝ ਸੀ ਉਹਨਾਂ ਗਿਆਨ ਉਹ ਸੀ